ਸਤਨਾਮ ਤਨ ਵਾਖੇ ਗੁਰੂ ਸਾਹਿਬ ਜੀਓ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵੇਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵੇਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਖਜ਼ੂਰੀ ਅੰਦਰ ਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਸਤ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬਚਨ ਜਪ ਜੀ ਸਾਹਿਬ ਦੀਆਂ ਵੀ ਪੌੜੀਆਂ ਦੀ ਵਿਚਾਰ ਕੱਲ ਤੱਕ ਆਪਾਂ ਕਰ ਚੁੱਕੇ ਹਾਂ 21ਵੀਂ ਪੌੜੀ ਦੀਆਂ ਆਰੰਭਕ ਤੁਕਾਂ ਦਾ ਆਪ ਜੀ ਨੇ ਪਾਠ ਸਰਵਣ ਕੀਤਾ ਹੈ ਆਓ ਅੱਜ ਦੋ ਪੌੜੀਆਂ ਦੀ ਵਿਚਾਰ ਗੁਰੂ ਬਖਸ਼ਿਸ਼ ਨਾਲ ਆਪਾਂ ਕਰ ਸਕੀਏ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਆਪਣੀ ਬਖਸ਼ਿਸ਼ ਕਲਾ ਵਰਤਾਓ ਆਪ ਵਿੱਚ ਵਰਤ ਕੇ ਦਾਤਾਰ ਆਪਣੇ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਆਪ ਹੀ ਇਕਾਗਰਤਾ ਪ੍ਰੇਮ ਭਾਵਨਾ ਸ਼ਰਧਾ ਸੰਯੁਕਤ ਕਰਾ ਲਵੋ ਪਿਆਰ ਅਦਬ ਸਹਿਤ ਸਾਧ ਸੰਗਤ ਜੀ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ करो बख्शिश फिर उच्चारण करो जी सतनाम श्री वाहे गुरु जी सतगुरु गुरु नानक साहेब महाराज जी ने सानू कल जो असीस दे के समझाया ਪਰਮੇਸ਼ਵਰ ਦੀ ਰਚੀ ਹੋਈ ਇਸ ਰਚਨਾ ਦੇ ਅੰਦਰ ਅਸੰਖਾਂ ਥਾਵਾਂ ਨੇ ਜਿਵੇਂ ਅਸੀਂ ਇਸ ਧਰਤੀ ਤੇ ਇਸ ਗ੍ਰਹਿ ਤੇ ਜ਼ਿੰਦਗੀ ਬਤੀਤ ਕਰ ਰਹੇ ਹਾਂ ਇਹੋ ਜੇ ਪਤਾ ਨਹੀਂ ਕਿਤਨੇ ਕੁ ਥਾਮ ਪਰਮਾਤਮਾ ਦੀ ਰਚਨਾ ਵਿੱਚ ਰਚੇ ਹੋਏ ਨੇ ਔਰ ਉਹਨਾਂ ਅਸੰਖ ਥਾਮ ਜਿਹੜੇ ਨੇ ਅਸੰਖ ਹੀ ਉਹਨਾਂ ਦੇ ਨਾਮ ਨੇ ਪਰ ਪ੍ਰਭੂ ਤੇਰੀ ਰਚਨਾ ਲਈ ਅਸੰਖ ਸ਼ਬਦ ਵਰਤਨਾ ਵੀ ਆਪਣੇ ਸਿਰ ਦੇ ਉੱਪਰ ਭਾਰ ਚੁਕਣਾ ਹੈ ਫਿਰ ਸਤਿਗੁਰੂ ਨੇ ਮਾਲਕ ਦੀ ਸਿਫਤ ਦਾ ਜਰੀਆ ਜੋ ਮਾਨਵੀ ਬੋਲੀ ਹੈ ਜਿਸ ਲਈ ਗੁਰਦੇਵ ਨੇ ਸ਼ਬਦ ਵਰਤਿਆ ਅਖਰੀ ਨਾਮ ਅਖਰੀ ਸਾਲਾਹ ਅਸੀਂ ਅੱਖਰਾਂ ਨਾਲ ਆਪਣੇ ਖਿਆਲਾਂ ਨੂੰ ਪ੍ਰਗਟ ਕਰਨੇ ਉਹ ਖਿਆਲ ਚੰਗੇ ਵੀ ਹੋ ਸਕਦੇ ਆ ਉਹ ਖਿਆਲ ਮੰਦੇ ਵੀ ਹੁੰਦੇ ਆ ਜਦੋਂ ਇਨਸਾਨ ਕਿਸੇ ਨੂੰ ਜ਼ਬਾਨ ਨਾਲ ਫਿੱਕੇ ਸ਼ਬਦ ਬੋਲਦਾ ਉਹ ਵੀ ਤਾਂ ਪਹਿਲਾਂ ਖਿਆਲ ਦੇ ਰੂਪ ਵਿੱਚ ਨੇ ਤੇ ਜਦੋਂ ਇਨਸਾਨ ਆਪਣੀ ਜ਼ਬਾਨ ਤੋਂ ਸ਼ੁਭ ਬੋਲ ਬੋਲਦਾ ਇਹ ਵੀ ਉਸ ਦੇ ਖਿਆਲ ਵਿੱਚੋਂ ਹੀ ਉਪਜੇ ਹੋਏ ਨੇ ਪਰ ਗੁਰੂ ਸਾਹਿਬ ਜੀ ਨੇ ਕਿਹਾ ਅੱਖਰਾਂ ਨਾਲ ਬੋਲਿਆ ਜਾਂਦਾ ਹੈ ਆਦਾਨ ਪ੍ਰਦਾਨ ਹੈ ਪਰ ਇਹ ਅੱਖਰ ਉਸ ਉੱਪਰ ਲਾਗੂ ਨਹੀਂ ਹੋ ਸਕਦੇ ਉਹ ਅੱਖਰਾਂ ਤੋਂ ਬਹੁਤ ਉੱਚਾ ਉਹ ਅੱਖਰਾਂ ਦੀ ਸੀਮਾ ਚ ਹੈ ਹੀ ਨਹੀਂ ਕੱਲ ਫਿਰ ਇੱਕ ਬਖਸ਼ਿਸ਼ ਕੀਤੀ ਉਹਨੇ ਕਿ ਜੇ ਬਾਹਰੋਂ ਤਨ ਕਪੜੇ ਸਰੀਰ ਮੈਲਾ ਹੋ ਜਾਏ ਉਸ ਮਲੀਨਤਾ ਨੂੰ ਚਾਹ ਮਿੱਟੀ ਚਾਹ ਹੋਰ ਰੂਪ ਚ ਉਹਨੂੰ ਪਾਣੀ ਤੇ ਸਾਬਣ ਨਾਲ ਧੋਤਾ ਜਾਂਦਾ ਹੈ ਤੇ ਜਿਸ ਬੰਦੇ ਦੀ ਮਤ ਵਾਸ਼ਨਾ ਵਿੱਚ ਪਾਪਾਂ ਵਿੱਚ ਮਲੀਨ ਹੋ ਜਾਏ ਉਸ ਨੂੰ ਧੋਣ ਦਾ ਸਿਰਫ ਇੱਕੋ ਤਰੀਕਾ ਹੈ ਕਿ ਉਹ ਧੋਪੈ ਨਾਵੇਂ ਕੈ ਰੰਗ ਉਹ ਪਰਮਾਤਮਾ ਦੇ ਪ੍ਰੇਮ ਵਿੱਚ ਭਿੱਜ ਕੇ ਹੀ ਧੋਤੀ ਜਾ ਸਕਦੀ ਹੈ ਉਸ ਤੋਂ ਬਾਅਦ ਕਿਆ ਪੁੰਨ ਤੇ ਪਾਪ ਇਹ ਕੇਵਲ ਕਹਿਣ ਮਾਤਰ ਨਹੀਂ ਜੋ ਕੁਝ ਅਸੀਂ ਕਰ ਰਹੇ ਹਾਂ ਸੱਚ ਇਹ ਵੀ ਪੁੰਨ ਤੇ ਪਾਪ ਦੇ ਕਰਮ ਸਾਡੇ ਅੰਦਰ ਉਕਰੇ ਜਾਣੇ ਨੇ ਅਸੀਂ ਉਹ ਨਾਲ ਲੈ ਕੇ ਜਾਾਂਗੇ ਗੁਰੂ ਸਾਹਿਬ ਜੀ ਨੇ ਇਹ ਬਖਸ਼ਿਸ਼ ਕੀਤੀ ਤੇ ਅਸੀਂ ਇਸ ਪੌੜੀ ਦੀ ਸੰਪੰਨਤਾ ਕੀਤੀ ਸੀ ਕਿ ਪੁੰਨੀ ਪਾਪੀ ਆਖਣ ਨਾਖੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਓ ਜਾਓ ਅੱਜ ਸਤਿਗੁਰੂ ਨੇ ਬਖਸ਼ਿਸ਼ ਕੀਤੀ ਇਸ ਜਿਹੜੀ ਪੌੜੀ 21ਵੀਂ ਹੈ ਇਸ ਵਿੱਚ ਉਸ ਪਿਛਲੀ ਪੌੜੀ ਨਾਲ ਜੋੜ ਕੇ ਥੋੜਾ ਜਿਹਾ ਪ੍ਰਸੰਗ ਅਰਥ ਵਾਚਾਂਗੇ ਗੁਰੂ ਜੀ ਨੇ ਸ਼ਬਦ ਵਰਤੇ ਕਿ ਤੀਰਥ ਤਪ ਦਇਆ ਦਤ ਦਾਨ ਇਹ ਸਾਰੇ ਸ਼ਬਦ ਧਰਮ ਦੇ ਕਰਮਾਂ ਨਾਲ ਸੰਬੰਧਿਤ ਨੇ ਤੀਰਥ ਦਾ ਲਫ਼ਜ਼ੀ ਅਰਥ ਵੈਸੇ ਕਿਨਾਰਾ ਹੁੰਦਾ ਹੈ ਅਕਸਰ ਚੱਲਦੇ ਕੋਈ ਪਾਣੀਆਂ ਦੇ ਕਿਨਾਰੇ ਤੇ ॠषि मुनि ਧਰਮਾਤਮਾ ਲੋਕ ਬੈਠਦੇ ਰਹੇ ਉੰਜ ਤੀਰਥ ਦਾ ਭਾਵ ਅਰਥ ਵੀ ਇਹ ਵੀ ਹੈ ਕਿ ਜੋ ਪਾਪਾਂ ਨੂੰ ਦੂਰ ਕਰਦਾ ਹੈ ਪਵਿੱਤਰ ਕਰਦਾ ਹੈ ਇੱਥੇ ਗੁਰਦੇਵ ਨੇ ਜਿਹੜਾ ਸ਼ਬਦ ਵਰਤਿਆ ਤੀਰਥ ਇਹ ਦਰਅਸਲ ਬਾਹਰ ਮੁਖੀ ਜਿਹੜੇ ਤੀਰਥ ਨੇ ਜਿਨ੍ਹਾਂ ਤੇ ਲੋਕ ਇਸ਼ਨਾਨ ਕਰਨ ਜਾਂਦੇ ਆ ਉਹ ਸ਼ਬਦ ਵਰਤੇ ਪਹਿਲਾਂ ਆਪਸ ਥੋੜੇ ਜੇ ਇਹ ਆਰੰਭਕ ਜਿਹੜਾ ਜਿੰਨੀਆਂ ਤੁਕਾ ਪੜੀਆਂ ਨੇ ਪ੍ਰਕਰਨ ਹੋਰ ਹੈ ਅੱਗੇ ਫਿਰ ਸਤਿਗੁਰੂ ਫਿਰ ਇਸ ਗੱਲ ਨੂੰ ਕਰਕੇ ਅੰਤਰਮੁਖੀ ਕਰਕੇ ਫਿਰ ਪਰਮਾਤਮਾ ਦੀ ਰਚੀ ਕੋਈ ਰਚਨਾ ਸੰਬੰਧੀ ਲੋਕ ਜਿੰਨੀ ਸਿਰ ਖਪਾਈ ਕਰ ਰਹੇ ਨੇ ਉਹਨਾਂ ਸਾਰੀਆਂ ਗੱਲਾਂ ਦਾ ਉੱਤਰ ਗੁਰੂ ਦੇਵ ਦੇਣਗੇ ਮੈਂ ਸਿਰ ਖਪਾਈ ਸ਼ਬਦ ਤਾਂ ਵਰਤਿਆ ਕਿ ਇਹ ਜ਼ੋਰ ਲਾ ਦੇਣਾ ਕਿ ਅਸੀਂ ਸਿੱਧ ਕਰਕੇ ਹਟਾਂਗੇ ਵੀ ਰੱਬ ਨੇ ਰਚਨਾ ਕਿਵੇਂ ਕੀਤੀ ਕਦੋਂ ਕੀਤੀ ਗੁਰੂ ਸਾਹਿਬ ਉਹਦਾ ਉੱਤਰ ਦੇਣਗੇ ਫਿਰ ਮਹਾਰਾਜ ਕਹਿ ਰਿਹਾ ਤੀਰਥ ਇੱਥੇ ਤੀਰਥ ਦਾ ਅਰਥ ਹੋ ਗਿਆ ਬਾਹਰਮੁਖੀ ਤੀਰਥ ਇਹ ਬਾਹਰਮੁਖੀ ਮੈਂ ਤਾਂ ਸ਼ਬਦ ਵਰਤਿਆ ਕਿਉਂਕਿ ਅੱਗੇ ਇੱਕ ਤੋਕ ਆਉਣੀ ਹੈ ਅੰਤਰਗਤ ਤੀਰਥ ਮਲ ਨਾ ਹੋ ਇੱਥੇ ਤੀਰਥ ਦਾ ਅਰਥ ਹੋ ਗਿਆ ਬਾਹਰਮੁਖੀ ਇਸ਼ਨਾਨ ਕਰਨਾ ਉਸ ਤੋਂ ਬਾਅਦ ਦੂਸਰਾ ਬਚਨ ਤਪ ਆਪਣੇ ਸਰੀਰ ਨਾਲ ਤਪ ਕਰਨੇ ਤੀਸਰਾ ਬਚਨ ਦਇਆ ਦਇਆ ਬੜੀ ਵੱਡੀ ਚੀਜ਼ ਸੀ ਕੱਲ ਵੀ ਕਹੀ ਪਰ ਅੱਜ ਸਤਿਗੁਰੂ ਦਇਆ ਦੂਜੇ ਕਨਸੈਪਟ ਦੂਸਰੇ ਪਰ ਢੰਗ ਨਾਲ ਕਹਿ ਰਹੇ ਤੀਰਤ ਤੇ ਕੀਤਾ ਹੋਇਆ ਇਸ਼ਨਾਨ ਕੀਤੇ ਹੋਏ ਹੱਟ ਕਰਕੇ ਤਪ ਵਕਾਵੇ ਦੀ ਕੀਤੀ ਕੋਈ ਦਇਆ ਤਰਸ ਮਹਾਰਾਜ ਕਹਿੰਦੇ ਨੇ ਦਤ ਦਤ ਦਰ ਤੇ ਦਿੱਤਾ ਹੋਇਆ ਦਾਨ ਦਾਨ ਸ਼ਬਦ ਅਸੀਂ ਸਮਝਨੇ ਕਿਸੇ ਲੋੜਵੰਦ ਦੀ ਮਦਦ ਕਰਨੀ ਹਜ਼ੂਰ ਕਹਿੰਦੇ ਨੇ ਨਾਮ ਤੋਂ ਵਿਖੋਣ ਇਸ ਗੱਲ ਨੂੰ ਫਿਰ ਸੁਣਿਓ ਨਾਮ ਤੋਂ ਵਿਖੋਣ ਆਤਮਕ ਮੈਲ ਦੀ ਨਿਵਰਤੀ ਤੋਂ ਬਿਨਾ ਜੇ ਵਿਖਾਵੇ ਮਾਤਰ ਇਹ ਕੋਈ ਕਹਿ ਰਿਹਾ ਮੈਂ ਇਸ਼ਨਾਨ ਕਰਨਾ ਮੈਂ ਅਸਲ ਚ ਤਪ ਬੜੇ ਕੀਤੇ ਆ ਮੈਂ ਬੜੀ ਦਇਆ ਕਰਨਾ ਆ ਕੁਛ ਮੈਂ ਪਰਉਪਕਾਰ ਕਰਨਾ ਆਪਣੇ ਵੱਲੋਂ ਮੈਂ ਲੋਕਾਂ ਨੂੰ ਬਹੁਤ ਦਾਨ ਦੇਣਾ ਤੇ ਗੁਰੂ ਜੀ ਕਹਿੰਦੇ ਯਾਦ ਰੱਖੀ ਇਹ ਚੀਜ਼ਾਂ ਨੇ ਨਾਮ ਦਾ ਮੁਕਾਬਲਾ ਨਹੀਂ ਕਰ ਸਕਣਾ ਅਸਲ 'ਚ ਇਹਵੇਂ ਮਹਾਰਾਜ ਸਾਨੂੰ ਇਹ ਇੱਥੇ ਨਾਮ ਵੱਡਾ ਦੱਸ ਰਿਹਾ ਕਹਿੰਦੇ ਨੇ ਜੇ ਕੋ ਪਾਵੇ ਜੇਕਰ ਕੋਈ ਵੀ ਇਨਸਾਨ ਇਹ ਕਰਮ ਕਰਕੇ ਇਹ ਸੋਚੇ ਵੀ ਇਹਦੇ ਬਦਲੇ ਮੈਨੂੰ ਫਲ ਕੀ ਮਿਲੇਗਾ ਜੇ ਕੋ ਪਾਵੇ ਜੇਕਰ ਕੋਈ ਵੀ ਪ੍ਰਾਪਤ ਕਰੇਗਾ ਇਸ ਬਦਲੇ ਤੇ ਅੱਗੇ ਮਹਾਰਾਜ ਕਹਿੰਦੇ ਤਿਲ ਕਾ ਮਾਨ ਤਿਲ ਦਾ ਅਰਥ ਅਸੀਂ ਜਾਣਨੇ ਥੋੜਾ ਜਿਹਾ ਤਿਲ ਮਾਨ ਦਾ ਅਰਥ ਇੱਜ਼ਤ ਜੇਕਰ ਕੋਈ ਇਹ ਬਾਹਰ ਮੁਕੀ ਤੀਰਤ ਇਸ਼ਨਾਨ ਕਰਦਾ ਹੈ ਤਪ ਕਰਦਾ ਹੈ ਦਾਨ ਕਰਦਾ ਹੈ ਆਪਣੇ ਵੱਲੋਂ ਦਇਆ ਦੇ ਕਰਮ ਵੀ ਕਰਦਾ ਹੈ ਪਰ ਗੁਰਦੇਵ ਕਹਿੰਦੇ ਨੇ ਇਹਨੂੰ ਪਤਾ ਨਹੀਂ ਕਿ ਇਹਨਾਂ ਸਾਰੇ ਗੁਣਾਂ ਦੇ ਅੰਤਰੀ ਭਾਵ ਕੀ ਨੇ ਜੇ ਕੋ ਪਾਵੇ ਜੇਕਰ ਕੋਈ ਵੀ ਪ੍ਰਾਪਤ ਕਰੇਗਾ ਤਿਲ ਕਾ ਮਾਨ ਇੱਕ ਥੋੜਾ ਜਿਹਾ ਤਿਲ ਜਿੰਨਾ ਇੱਜ਼ਤ ਮਿਲ ਜਾਏਗੀ ਮਾਨ ਮਿਲ ਜਾਏਗਾ ਉੰਜ ਇਸ ਬਾਰੇ ਦੋ ਗੱਲਾਂ ਨੇ ਕਈ ਵਾਰੀ ਇਹ ਬੰਦਾ ਬਾਹਰਮੁਖੀ ਕਰਮ ਕਰਦਾ ਲੋਕ ਪ੍ਰਭਾਵਿਤ ਹੁੰਦੇ ਆ ਫਿਰ ਇੱਜ਼ਤ ਮਾਨ ਸਰੋਪੇ ਮਿਲਦੇ ਆ ਜੈ ਜੈਕਾਰ ਹੁੰਦੀ ਇਹਦੇ ਵਰਗਾ ਪਰਪਕਾਰੀ ਕੋਈ ਨਹੀਂ ਮੈਂ ਆਪ ਨੂੰ ਬੇਨਤੀ ਕਰਾਂ ਇਸ ਗੱਲ ਨੂੰ ਬਿਲਕੁਲ 네ਗੇਟਿਵ ਨਹੀਂ ਸਮਝਣਾ ਮੇਰੇ ਸਤਿਗੁਰੂ ਚਾਹੁੰਦੇ ਨੇ ਜੇ ਤੂੰ એનર્ਜੀ ਲਾ ਹੀ ਰਿਹਾ ਇਸ ਪਾਸੇ ਤੇ ਇੱਕ ਕੰਮ ਕਰ ਤੂੰ ਸਹੀ ਰਸਤੇ ਤੇ ਪਹੁੰਚ ਜਾ ਹਜ਼ੂਰ ਕਹਿੰਦੇ ਫਿਰ ਬੰਦੇ ਦੀ ਵਾਹ ਵਾਹ ਵਾਹ ਹੁੰਦੀ ਬਹੁਤ ਲੋਕੀ ਧੰਨ ਧੰਨ ਕਰ ਦਿੰਦੇ ਜੇ ਕੋ ਪਾਵੇ ਤਿਲ ਕਾ ਮਾਨ ਪਰ ਇਹ ਕਿੰਨਾ ਕੋ ਮਾਨ ਹੈ ਤਿਲ ਜਿੰਨਾ ਕੋ ਜੇ ਵੀ ਗੁਰਮੁਖ ਕਹਿੰਦੇ ਆ ਕਿ ਜੇ ਇਹ ਕਰਮ ਕਰੇ ਤੇ ਜੇ ਫਲ ਵੀ ਮਿਲੇਗਾ ਤਿਲ ਜਿੰਨਾ ਮਾਨ ਮਿਲਣਾ ਹੈ ਕਿੰਨਾ ਕੋ ਮਿਲ ਜਾਏਗਾ ਲਾ ਫਲ ਅੱਗੇ ਫਿਰ ਸਤਿਗੁਰੂ ਕਹਿੰਦੇ ਫਿਰ ਮਹਾਰਾਜ ਕਰੀਏ ਕਿ ਹਜ਼ੂਰ ਨੇ ਕਿਹਾ ਸੁਣਿਆ ਮੰਨਿਆ ਮਨ ਕੀਤਾ ਪਾਓ ਮੈਂ ਆਪ ਜੀ ਨੂੰ ਉਸ ਦਿਨ ਹੀ ਬੇਨਤੀ ਕੀਤੀ ਸੀ ਇਹ ਸਾਰਾ ਪ੍ਰਕਰਨ ਅਖੀਰ ਤੱਕ ਇੱਕੋ ਹੀ ਚਲੀ ਜਾਣਾ ਸੁਣਨਾ ਮੰਨਣਾ ਹੁਕਮ 'ਚ ਚੱਲਣਾ ਜਿਨ੍ਹਾਂ ਇਨਸਾਨਾਂ ਨੇ ਆਪਣੇ ਅੰਤਰਮੁਖੀ ਪਰਮਾਤਮਾ ਦੇ ਨਾਮ ਨੂੰ ਸੁਣਿਆ ਯਾਦ ਰੱਖਿਓ ਇਹ ਸੁਣਿਆ ਦੇ ਫਿਰ ਅਰਥ ਅਸੀਂ ਉਹ ਕਰਾਂਗੇ ਕਿ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਜਿਨ੍ਹਾਂ ਨੇ ਉਹ ਅੰਤਰਾਤਮਿਕ ਨਾਮ ਸੁਣਿਆ ਉਸ ਸ਼ਬਦ ਦੇ ਸਰੋਤੇ ਨੇ ਮੰਨਿਆ ਇਹ ਅਰਥ ਕਰਾਂਗੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਹਾਰਾਜ ਫਿਰ ਉੱਥੇ ਗੱਲ ਲਿਆ ਰਿਹਾ ਜਿਸ ਨੇ ਸੁਣਿਆ ਜਿਸ ਨੇ ਅੰਦਰੋਂ ਮੰਨਿਆ ਇੱਥੇ ਵੀ ਸ਼ਬਦ ਮਹਾਰਾਜ ਨੇ ਮਨ ਦੇ ਨੰਨੇ ਨੂੰ ਸਿਆਰੀ ਮਨ ਵਿੱਚ ਕੀਤਾ ਭਾਉ ਸੁਣ ਲਿਆ ਉਹਨੂੰ ਮੰਨ ਲਿਆ ਅੰਤਰਾਤਮੇ ਤੇ ਸੱਚਮੁੱਚ ਉਸ ਦੇ ਮਨ ਦੇ ਅੰਦਰ ਉਹਨੇ ਪਰਮੇਸ਼ਵਰ ਦੇ ਪਤੀ ਰੱਜ ਕੇ ਰੱਬ ਨੂੰ ਮੁਹੱਬਤ ਕੀਤੀ ਭਾਉ ਦਾ ਅਰਥ ਪ੍ਰੇਮ ਮਹਾਰਾਜ ਫਿਰ ਅੱਗੇ ਕਹਿੰਦੇ ਆ ਹੁਣ ਇਹ ਆਪਾਂ ਕਹਿ ਦਿਆਂਗੇ ਤਾਂ ਜੀ ਖੰਡਨ ਹੋ ਗਿਆ ਦੂਜੇ ਧਰਮ ਦੀ ਨਿੰਦਿਆ ਨਾ ਨਾ ਬਿਲਕੁਲ ਨਹੀਂ ਮੈਂ ਆਪ ਨੂੰ ਇੱਕ ਬੇਨਤੀ ਕਰਾਂ ਸੱਚੇ ਜੇ ਅਸੀਂ ਕਥਾ ਕਰਨ ਵਾਲੇ ਮੈਂ ਆਪਣੀ ਗੱਲ ਕਰ ਰਿਹਾ ਅਸੀਂ ਮੈਂ ਬਹੁਵਚਨ ਕਿ ਮੈਂ ਮੈਂ ਕਿਸੇ ਦੇ ਦਵੈਸ਼ ਅਧੀਨ ਬੋਲ ਕੇ ਅਰਥ ਕਰ ਜਾਗਾ ਪਰ ਸਹੀ ਅਰਥਾਂ 'ਚ ਮੇਰੇ ਗੁਰੂ 'ਚ ਕੋਈ ਦਵੈਸ਼ ਨਹੀਂ ਗੁਰੂ ਕਦੀ ਦਵੈਸ਼ ਨਹੀਂ ਰੱਖਦੇ ਜਿਵੇਂ ਉਦਾਹਰਨ ਦੇ ਤੌਰ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਜਦੋਂ ਵਿਆਖਿਆ ਕਰਨੇ ਅਸੀਂ ਰਸ ਲੈ ਲੈ ਕੇ ਜਨੇਊ ਵਾਲੀ ਘਟਨਾ ਬਹੁਤ ਰਸ ਭਰ ਭਰ ਕੇ ਸੁਣਾਣੇ ਮਹਾਰਾਜ ਜੀ ਨੇ ਕਹਿ ਦਿੱਤਾ ਨਹੀਂ ਪਾਣਾ ਸੱਚਮੁੱਚ ਕਿਹਾ ਪਰ ਮੈਂ ਇੱਕ ਬੇਨਤੀ ਕਰਾਂ ਗੁਰੂ ਸਾਹਿਬ ਨੇ ਬੜਾ ਪਰਉਪਕਾਰ ਕੀਤਾ ਉਸ ਵਕਤ ਦੇ ਸਨਾਤਨ ਮਤ ਵਾਲਿਆਂ ਤੇ ਉਹਨਾਂ ਕਿਹਾ ਤੁਸੀਂ ਸਦੀਆਂ ਤੋਂ ਲੈ ਕੇ ਸਿਰਫ ਇੱਕ ਧਾਗੇ ਦੀ ਫੋਕੀ ਰਸਮ ਕਰ ਰਹੇ ਹੋ ਇਹ ਕਾਦੇ ਲਈ ਇਹ ਦੁਨਿਆਵੀ ਨਹੀਂ ਇਹਨੂੰ ਤੁਸੀਂ ਧਰਮ ਸਮਝਦੇ ਹੋ ਮਹਾਰਾਜ ਕਹਿੰਦੇ ਨੇ ਮੈਂ ਪਰਮੇਸ਼ਵਰ ਦੇ ਭੈ ਚ ਕਹਿਣਾ ਆ ਚਾਰ ਗੱਲਾਂ ਮੇਰੀਆਂ ਮੰਨ ਲਓ ਜੇ ਆਤਮਿਕ ਜਨੇਊ ਪਾ ਲਿਆ ਤੇ ਮਰਨ ਤੋਂ ਬਾਅਦ ਇਹਨੇ ਨਾ ਸੜਨਾ ਤੇ ਨਾ ਇਹਨੇ ਟੁੱਟਣਾ ਮੈਨੂੰ ਇੱਕ ਬੇਨਤੀ ਧਿਆਨ ਨਾਲ ਸੁਣਿਓ ਕਿ ਉਹ ਸਹੀ ਰਸਤਾ ਨਹੀਂ ਦੱਸ ਰਿਹਾ ਕਿ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਦਇਆ ਸੰਤੋਖ ਜਤ ਤੇ ਸਤ ਚਲੋ ਇਹ ਗੱਲ ਵੱਖਰੀ ਉੱਥੇ ਜਨੇਊ ਆ ਗਿਆ ਹੁਣ ਅੱਗੇ ਪੜਾਂਗੇ ਇਹ ਗੱਲ ਬਾਬਾ ਜੀ ਜੋਗੀਆਂ ਦੇ ਬਾਹਰ ਮੁਖੀ ਚਿੰਨਾਂ ਨਾਲ ਕਹਿਣਗੇ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਵਿਭੂਤ ਉਹਨਾਂ ਨੂੰ ਵੀ ਕਹਿਣਗੇ ਕਿ ਭੁਗਤ ਗਿਆਨ ਦਇਆ ਭੰਡਾਰਨ ਲਫ਼ਜ਼ ਗੁਣ ਤਾਂ ਉਹੀ ਨੇ ਨਾ ਉਹਨਾਂ ਦੇ ਚਿੰਨਾਂ ਰਹੀ ਗੁਰ ਯਾਦ ਰੱਖੋ ਚਾਹੇ ਮੁਸਲਮਾਨ ਨੂੰ ਕਿਹਾ ਚਾਹੇ ਪੰਡਿਤ ਨੂੰ ਕਿਹਾ ਚਾਹੇ ਜੋਗੀ ਨੂੰ ਕਿਹਾ ਚਾਹੇ ਗ੍ਰਿਸ਼ਤੀ ਨੂੰ ਕਿਹਾ ਰੂਹਾਨੀ ਗੁਣ Hindu ਮੁਸਲਮਾਨ ਸਿੱਖ ਆਤਮਾ ਵਾਸਤੇ ਰੂਹਾਨੀ ਗੁਣ ਇੱਕ ਹੀ ਹੁੰਦੇ ਨੇ ਪਰ ਹਾਂ ਲਫ਼ਜ਼ ਵੱਖਰੇ ਵੱਖਰੇ ਵਰਤੇ ਜਾਂਦੇ ਇੱਕ ਸ਼ਬਦ ਫਿਰ ਮੈਂ ਬੇਨਤੀ ਕਰਾਂ ਇਹ ਮਾਰੇ ਨੇ ਕਿਹਾ ਆ ਚਾਰ ਗੱਲਾਂ ਦਇਆ ਤੇ ਇੱਥੇ ਅੱਜ ਦਇਆ ਦੇ ਸ਼ਬਦ ਨੂੰ ਖੰਡਨ ਕਰ ਦਿੱਤਾ ਫਿਰ ਬੇਨਤੀ ਉੱਥੇ ਦਇਆ ਭੰਡਾਰਨ ਕਿਹਾ ਗੁਰੂ ਜੀ ਕਹਿ ਰਹੇ ਆ ਕਿ ਸਾਡੀ ਗੱਲ ਸੁਣੋ ਭਲੇ ਇਨਸਾਨੋ ਕਿ ਜੇ ਕਿਸੇ ਨੂੰ ਕੁਰਾਏ ਪਾਣਾ ਹੋਵੇ ਉਹਨੂੰ ਕਹਿੰਦੇ ਚੱਲ ਹੋਰ ਤੁਰਿਆ ਜਾ ਕਿਸੇ ਸ਼ਰੀਕੇ ਬਰਾਦਰੀ ਚ ਕਿਸੇ ਦੇ ਘਰ ਨੂੰ ਤਬਾਹ ਕਰਨਾ ਹੋਵੇ ਲੋਕ ਬੱਚੇ ਨਸ਼ੇ ਲਾ ਕੇ ਨਹੀਂ ਤੇਰੇ ਵਰਗਾ ਕੋਈ ਨਹੀਂ ਤੂੰ ਬੜਾ ਚੰਗਾ ਬੰਦਾ ਤੇਰੇ ਵਰਗਾ ਕੋਈ ਬੰਦਾ ਨਹੀਂ ਤੂੰ ਰਾਠ ਹੈ ਪਰ ਮਹਾਰਾਜ ਨੇ ਜਿੱਥੇ ਵੀ ਗਏ ਅੱਜ ਸਵੇਰ ਮੈਂ ਕਿਹਾ ਕਿ ਅੱਜ ਗੁਰੂ ਸਾਹਿਬ ਜੀ ਦੇ ਸਿੱਖਾਂ ਵਿੱਚ ਅਸੀਂ ਪੜ ਰਹੇ ਸਾਂ ਦੌਲਤ ਖਾਂ ਲੋਦੀ ਭਲਾ ਹੋਵਾ ਜਿੰਦ ਪੀਰ ਅਬਨਾਸ਼ੀ ਮਹਾਰਾਜ ਮਸਜਿਦ ਵਿੱਚ ਗਏ ਮਸਜਿਦ ਵਿੱਚ ਗਏ ਮਹਾਰਾਜ ਕਿਰਪਾ ਕਰੇ ਸੱਚ ਜੇ ਮੇਰੇ ਬਾਬੇ ਤੋਂ ਗੁਰੂ ਜੋਤ ਤੋਂ ਬਾਅਦ ਕੋਈ ਐਸਾ ਕੋਈ ਟਾਵਾ ਟਾਵਾ ਮਿਲੇ ਜਿਹੜਾ ਦੂਜੇ ਮਤ ਦੇ ਸਥਾਨ ਤੇ ਜਾ ਕੇ ਵੀ ਬਾਬੇ ਦਾ ਮਤ ਸਿੱਧ ਕਰ ਸਕੇ ਦੁੱਖ ਇਸ ਚੀਜ਼ ਦਾ ਅੱਗੇ ਲੰਘੇਗਾ ਸਿੱਖ ਨੂੰ ਬਰਦਾਸ਼ਤ ਨਹੀਂ ਕਰਨਗੇ ਮਸਜਿਦ 'ਚ ਗਏ ਨੂੰ ਗੁਰਦੁਆਰੇ ਨਹੀਂ ਵੜਨ ਦੇਣਾ ਮੰਦਰ 'ਚ ਖਲੋ ਕੇ ਗੱਲ ਕਰਨ ਵਾਲੇ ਨੂੰ ਵੈਗਰੂ ਮੈਂ ਤਾਂ ਕਿਹਾ ਜਿਹੜੀਆਂ ਗੱਲਾਂ ਤੁਹਾਰੇ ਵਲਗਣ ਮੁਕਤ ਕੀਤਾ ਉਹ ਸੀ ਚਾਰ ਚਵੇਰੇ ਕਰ ਲਈ ਆਪਣੇ ਗੁਰੂ ਸਾਹਿਬ ਨੇ ਉੱਤੇ ਸ਼ਬਦ ਵਰਤਿਆ ਕਹਿੰਦੇ ਨੇ ਮਿਹਰ ਮਸਜਿਦ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸ਼ਰਮ ਸੁਨਤ ਸੀਲ ਰੋਜ਼ਾ ਹੋ ਹੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਲਮਾ ਕਰਮ ਨਿਵਾਜ ਤਸਬੀਹ ਸਾਥ ਇਸ ਭਾਵ ਸੀ ਨਾਨਕ ਰੱਖੈ ਲਾਜ ਰਹੁਨੀ ਰਵਾਨੀ ਗੁਣ ਤਾਂ ਇੱਕੋ ਹੀ ਨੇ ਮੈਂ ਸਿਰਫ ਇਸ ਕਰਕੇ ਬੇਨਤੀ ਆਪ ਨੂੰ ਕੀਤੀ ਮਹਾਰਾਜ ਉਸ ਗੱਲ ਨੂੰ ਜਿਹੜੀ ਵਾਰ-ਵਾਰ ਸਾਨੂੰ ਜਪਜੀ ਸਾਹਿਬ ਚ ਵਾਰ-ਵਾਰ ਗੁਰੂ ਜੀ ਕਹਿ ਰਹੇ ਕਿ ਜਿਨ੍ਹਾਂ ਲੋਕਾਂ ਨੇ ਨਾਮ ਸੁਣਿਆ ਜਿਨ੍ਹਾਂ ਨੇ ਤੁਰ ਅੰਤਰ ਆਤਮੇ ਤੋਂ ਮੰਨ ਲਿਆ ਤੇ ਮਹਾਰਾਜ ਕਹਿੰਦੇ ਨੇ ਉਹ ਖੁਦ ਤੀਰਥ ਬਣ ਜਾਂਦੇ ਆ ਉਹ ਖੁਦ ਤੀਰਥ ਨੇ ਸੁਣਿਆ ਮੰਨਿਆ ਮਨ ਕੀਤਾ ਭਾਓ ਤੇ ਮਹਾਰਾਜ ਕਹਿੰਦੇ ਅੰਤਰਗਤ ਅੰਤਰ ਆਤਮੇ ਅੰਦਰ ਦੀ ਅਵਸਥਾ ਅੰਤਰਗਤ ਤੀਰਥ ਮਲ ਹੋ ਉਹ ਆਪਣੀ ਧੁਰ ਅੰਤਰ ਆਤਮੇ ਦੇ ਤੀਰਥੇ ਇਸ਼ਨਾਨ ਕਰਦੇ ਔਰ ਰੋਜ਼ ਸੱਚੀ ਮੁੱਚੀ ਇਸ਼ਨਾਨ ਕਰਕੇ ਜਿੰਨੀ ਫੁਰਨਿਆਂ ਦੀ ਮੈਲ ਹੁੰਦੀ ਹੈ ਸਾਰੀ ਧੋ ਕੇ ਪਰਾਂ ਕਰ ਦਿੰਦੇ ਹੁਣ ਇੱਥੋਂ ਤੱਕ ਥੋੜੇ ਜੇ ਇੱਕ ਪ੍ਰਕਰਨ ਹੈ ਮੈਂ ਅਖਰੀ ਅਰਥ ਕਰ ਦਿੱਤੇ ਆ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕੀ ਕਰ ਰਹੇ ਉੰਜ ਅਸੀਂ ਗੱਲ ਨੂੰ ਦੁਹਰਾਵਾਂਗੇ ਨਹੀਂ ਇਹ ਤੀਰਤ ਵਾਲਾ ਸਬਜੈਕਟ ਦੋ ਵਾਰੀ ਪਹਿਲਾਂ ਆ ਚੁੱਕਾ ਹੈ ਇੱਕ ਤਾਂ ਸ਼ੁਰੂ ਵਿੱਚ ਹੈ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਦੂਸਰੀ ਵਾਰੀ ਮਹਾਰਾਜ ਨੇ 6ਵੀਂ ਪੌੜੀ 'ਚ ਕਿ ਆਪ ਨੂੰ ਯਾਦ ਹੋਣਾ ਤੀਰਥ ਨਾਵਾ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਹੀ ਕਰੀ ਜੇ ਤੈਨੂੰ ਨਹੀਂ ਪਾਉਂਦਾ ਪਿਆ ਫਿਰ ਇਹ ਤੀਰਥ ਤਪ ਦਇਆ ਦਾ ਦਾਨ ਕੀ ਕਰੇਗਾ ਇੱਥੇ ਸਤਿਗੁਰੂ ਇਹ ਗੱਲ ਕਹਿ ਰਿਹਾ ਮੈਂ ਫਿਰ ਬੇਨਤੀ ਕਰਾਂਗਾ ਲੋਕ ਚਾਹੁੰਦੇ ਨੇ ਸੱਚੀ ਮੁੱਚੀ ਵੀ ਧਰਮ ਵਾਲੇ ਪਾਸੇ ਤੁਰਨਾ ਤੀਰਥ ਇਸ਼ਨਾਨ ਤੀਰਥ ਯਾਤਰਾ ਪਰ ਜੇ ਰੁਖਾਨੀ ਖਿੜਾਓ ਹੁੰਦਾ ਹੈ ਮੈਂ ਇਹ ਫਿਰ ਬੇਨਤੀ ਹੈ ਮੰਨ ਲਓ ਅਸੀਂ ਦਰਬਾਰ ਸਾਹਿਬ ਜਾਂਦੇ ਆ ਇਸ਼ਨਾਨ ਕਰਨੇ ਜੇ ਤਾਂ ਉੱਥੇ ਜਾ ਕੇ ਪ੍ਰਕਰਮਾ 'ਚ ਬੈਠ ਕੇ ਉੱਥੇ ਔਰਾ ਇੰਨਾ ਜ਼ਬਰਦਸਤ ਹੈ ਇੰਨੀ ਬਖਸ਼ਿਸ਼ ਗੁਰੂ ਰਾਮਦਾਸ ਦੀ ਵਰਦੀ ਹੈ ਜੇ ਆਪਾਂ ਕਿਸੇ ਇੱਕ ਥਾਂ ਤੇ ਟਿਕ ਕੇ ਘੰਟਾ 2 ਘੰਟੇ ਸੱਚਮੁੱਚ ਆਪਣੇ ਅੰਤਰ ਆਤਮੇ ਬੰਦੇ ਖੋਜ ਦਿਲ ਹਰ ਰੋਜ਼ ਅੰਦਰ ਝਾਤੀ ਮਾਰੀਏ ਹੋ ਸਕਦਾ ਉੱਥੇ 1 ਘੰਟਾ ਤਾਂ ਬਹੁਤ ਹੈ ਇੱਕ ਖਿੰਨ ਵਿੱਚ ਵੀ ਐਸੀ ਬਖਸ਼ਿਸ਼ ਵਰਤ ਜਾਏ ਉਸ ਤੋਂ ਬਾਅਦ ਤੂੰ ਸਾਰੀ ਦੁਨੀਆ 'ਚ ਕਿਸੇ ਖਿੱਤੇ ਚਲਾ ਜਾਈਂ ਬਸ ਨੇਤਰ ਬੰਦ ਕਰਕੇ ਉਹਨੂੰ ਚੇਤੇ ਕਰੀ ਉਸ ਚਿੰਤਨ ਵਿੱਚੋਂ ਵੀ ਤੈਨੂੰ ਬਖਸ਼ਿਸ਼ ਮਿਲੀ ਜਾਏਗੀ ਮੈਂ ਬੇਨਤੀ ਕਰਾਂ ਜੇ ਵਿਖਾਵੇ ਮਾਤਰ ਇਹ ਕੋਈ ਸ਼ੱਕ ਨਹੀਂ ਕਿ ਹਰ ਥਾਂ ਤੇ ਮੈਂ ਕੱਲ ਵੀ ਕਿਹਾ ਜੇ ਪਾਪ ਹੈ ਤੇ ਪੁੰਨ ਹੈ ਜੇ ਮੈਂ ਉੱਥੇ ਗਿਆ ਮੈਂ ਇੱਕ ਨਹੀਂ ਕਹਾਂਗਾ ਵੀ ਸੱਚ ਨਹੀਂ ਬੋਲਣਾ ਚਾਹੀਦਾ 10 ਸਾਲਾਂ ਬਾਅਦ ਦਰਬਾਰ ਸਾਹਿਬ ਮੱਥਾ ਟੇਕਣ ਗਿਆ ਤੇ ਜਦੋਂ ਲੋਕ ਪੁੱਛਦੇ ਆ ਕੀ ਦੇਖਿਆ ਬਸ ਉਸ ਤੋਂ ਬਾਅਦ ਨਿੰਦਿਆ ਦੇਖ ਲਈ ਫਲਾਣਾ ਇਹੋ ਜਿਹਾ ਬੰਦਾ ਸੀ ਫਲਾਣਾ ਇਹੋ ਜਿਹਾ ਬੰਦਾ ਸੀ ਫਲਾਣਾ ਇੰਨਾ ਭੈੜਾ ਸੀ ਮਹਾਰਾਜ ਕਹਿੰਦੇ ਨੇ ਇੰਨਾ ਚਿਰਾਂ ਵਰ ਗਿਆ ਤੂੰ ਇਹ ਨਾ ਦੇਖਿਆ ਕਿ ਉਸ ਘਰ 'ਚ ਕਿੰਨੇ ਪ੍ਰੇਮੀ ਕਈ ਕਈ ਸਾਲਾਂ ਤੋਂ ਨੇਮ ਨਿਭਾਉਂਦੇ ਪਏ ਆ ਮੈਂ ਫਿਰ ਆਪ ਨੂੰ ਬੇਨਤੀ ਕਰਾਂਗਾ ਦੇਖੋ ਗੁਰੂ ਸਾਹਿਬ ਕਹਿੰਦੇ ਨੇ ਤੀਰਤ ਤੇ ਗਿਆ ਕਿਉਂ ਇਹ ਖੰਡਨ ਕੀਤਾ ਕਿਉਂਕਿ ਜਿਸ ਵਾਸਤੇ ਤੀਰ ਸਿਰਜਿਆ ਉਹ ਅਧਿਆਤਮਕਤਾ ਨਹੀਂ ਮਿਲੀ ਤੇ ਦੂਜੀ ਗੱਲ ਉੱਥੇ ਬੈਠਾ ਹੋਇਆ ਬੰਦਾ ਸੱਚਮੁੱਚ ਮੈਂ ਸਾਰੇ ਨੂੰ ਬੈਠਾ ਹੋਇਆ ਤੀਰਤ ਤੇ ਬੰਦਾ ਅੰਦਰੋਂ ਅਧਿਆਤਮਕ ਜੀਵਨ ਤੋਂ ਵਿਰਵਾ ਹੈ ਉਹ ਸਿਰਫ ਤੀਰਥ ਨੂੰ ਬਾਹਰਮੁਖੀ ਅਰਥਾਂ 'ਚ ਲੈ ਕੇ ਲੋਕਾਂ ਨੂੰ ਠੱਗੀ ਜਾ ਰਿਹਾ ਹੈ ਗੁਰੂ ਨਾਨਕ ਸਾਹਿਬ ਦਾ ਬਚਨ ਪੜ੍ਹੀਏ ਉਹ ਦਿਨ ਅਸੀਂ ਪੜ੍ਹਿਆ ਸੀ ਨਾਵਣ ਚੱਲੇ ਤੀਰਥੀ ਇਹ ਰਿਪੀਟ ਕਰਾਂਗੇ ਬਾਬਾ ਜੀ ਦੇ ਸੱਚ ਬਚਨ ਲਾਂਗੇ ਥੋੜੇ ਜਿਹਾ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਮਨ ਵਿੱਚ ਖੋਟ ਹੈ ਗੁਰੂ ਕਹਿੰਦਾ ਕਰਮ ਤੂੰ ਠੀਕ ਕਰ ਰਿਹਾ ਤੂੰ ਜਾ ਰਿਹਾ ਹੈ ਪਰ ਆਪਣਾ ਅੰਦਰ ਕਿੰਨਾ ਕੁ ਚੱਲਿਆ ਮਾਨ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭਾਉ ਅਬਾਰ ਦੀ ਮਹਿਲ ਇੱਕ ਹੀ ਸਾ ਇੱਥੇ ਭਾਉ ਦਰ ਤੇ ਪ੍ਰੇਮ ਨਹੀਂ ਜਿਹੜਾ ਪਾਠ ਨਹੀਂ ਹੁੰਦਾ ਜਿਨ੍ਹਾਂ ਨੈਣ ਨਿੰਦਰਾ ਬਲੇ ਤਿੰਨਾ ਮਿਲਨ ਕਵਾਓ ਰਾਤ ਕਥੂਰੀ ਵੰਡੀ ਐ ਸੁੱਤਿਆਂ ਮਿਲੇ ਨਾ ਭਉਦਰ ਤੇ ਹਿੱਸਾ ਇੱਥੇ ਉਹ ਹੀ ਸ਼ਬਦ ਹੈ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਭਾਉ ਲੱਥੀ ਨਾਤਿਆਂ ਇਸ਼ਨਾਨ ਕਰ ਲਿਆ ਦੋਏ ਪਾਚ ਚੜੀਏ ਸੋਰ ਪਰ ਜਦੋਂ ਵਾਪਸ ਆਇਆ ਇੱਕ ਔਗਣ ਲੋਕਾਂ ਦੇ ਆ ਦੂਜਾ ਹੰਕਾਰ ਆ ਗਿਆ ਆ ਲੋਕੀ ਐਵੇਂ ਤੁਰੇ ਫਿਰਦੇ ਆ ਇਹਨਾਂ ਨੂੰ ਪਤਾ ਹੀ ਨਹੀਂ ਨਾਣਾ ਕਦ ਤੀਰ ਇਸ਼ਨਾਨ ਕਦੋਂ ਕਰਨਾ ਖਿਮਾ ਕਰਿਓ ਅਕਸਰ ਜਿਹੜੇ ਬੰਦੇ ਕਈ ਕਈ ਸਾਲ ਧਰਮ ਦਾ ਊੜਾ ਐੜਾ ਵੀ ਨਹੀਂ ਜਾਣਦੇ ਜਿੱਦਨ ਥੋੜਾ ਜਿਹਾ ਧਰਮ ਤੇ ਚੱਲਣ ਲੱਗ ਪੈਂਦੇ ਆ ਰੱਬ ਮਿਹਰ ਕਰੇ ਉਸੇ ਦਿਨ ਉਪਦੇਸ਼ ਬਣ ਕੇ ਲੋਕਾਂ ਨੂੰ ਰਾਜ ਡਾਟਣ ਲੱਗ ਪੈਂਦੇ ਤੂੰ ਇੰਜ ਨਹੀਂ ਕੀਤਾ ਤੂੰ ਇੰਜ ਕੀਤਾ ਮੈਂ ਬੇਨਤੀ ਕਰਾਂ ਕਿ ਜੇ ਖੋਟ ਹੈ ਤਨ ਵਿੱਚ ਵਾਸ਼ਨਾ ਹੈ ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ ਇੱਕ ਪੌ ਲੱਥੀ ਨਾਤਿਆਂ ਦੋਏ ਪਾ ਚੜੀਏ ਸਖੋਰ ਬਾਹਰ ਧੋਤੀ ਤੁੰਬੜੀ ਅੰਦਰ ਵਿਸ਼ ਨਕੁਰ ਇਹਦਾ ਮਤ ਸਤਿਗੁਰੂ ਕਹਿੰਦੇ ਆ ਅੰਦਰੋਂ ਅੰਤਰਗਤ ਬਾਹਰ ਧੋਤੀ ਤੁੰਬੜੀ ਅੰਦਰ ਵਿਸ਼ ਨਕੁਰ ਸਾਧ ਭਲੇ ਅਨਨਾਤਿਆਂ ਚੋਰ ਸੇ ਚੋਰਾ ਚੋਰ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਉਹਨਾਂ ਦਾ ਇੱਕ ਬਚਨ ਹੋਰ ਅਸੀਂ ਪੜ ਲਈਏ ਚਲੋ ਸੌਖਾ ਹੋ ਜਾਏਗਾ ਮਹਾਰਾਜ ਕਹਿੰਦੇ ਨੇ ਅੰਦਰੋਂ ਝੂਠੇ ਐ ਤੀਰਥ ਪੈਜ ਬਾਹਰ ਦੁਨੀਆ ਅੰਦਰ ਫੈਲ ਅਠ ਸੱਠ ਤੀਰਤ ਜੇ ਨਾ ਵਹਿ ਉਤਰੈ ਨਾਹੀ ਮਹਿਲ ਆ ਤੀਰਤ ਇਸ ਤਰ੍ਹਾਂ ਕਹਿ ਰਹੇ ਗੁਰੂ ਸਾਹਿਬ ਜੀ ਦਾ ਫਿਰ ਪੁੱਛੀਏ ਮਹਾਰਾਜ ਇਹ ਇਹ ਇੱਕ ਪੱਖ ਹੈ ਕਿ ਬਾਹਰ ਮੁਖੀ ਉੰਜ ਵੀ ਗੁਰੂ ਸਾਹਿਬ ਜੀ ਕਿਰਪਾ ਕਰੋ ਧਰਮ ਅਸਥਾਨ ਤੇ ਜਾ ਕੇ ਸੱਚਮੁੱਚ ਅੰਦਰ ਦੀ ਅੰਦਰ ਬਖਸ਼ਿਸ਼ ਅੰਦਰ ਫੁਰਨੇ ਮੈਲ ਮਲੀਨਤਾ ਇਹ ਮਨੁੱਖ ਦੀ ਖਤਮ ਹੋ ਜਾਏ ਇਹ ਬਹੁਤ ਵੱਡਾ ਇਸ਼ਨਾਨ ਹੈ ਗੁਰੂ ਜੀ ਨੇ ਤੇ ਸ਼ਬਦ ਵਰਤਿਆ ਤੀਰਥ ਪਹਿਲਾਂ ਮੈਂ ਸਿਰਫ ਇਹਦੇ ਅਰਥ ਕਰ ਰਿਹਾ ਤਪ ਜਿਵੇਂ ਤਪ ਕਰਨੇ ਸਵੇਰੇ ਵੀ ਕਿਆ ਪੁੱਠਾ ਲਟਕਣਾ ਪਾਣੀ 'ਚ ਬਹਿਣਾ ਗੁਰੂ ਘਰ 'ਚ ਸੱਚ ਏਵੇਂ ਨਾਮ ਤੋਂ ਵਿਰਵੇ ਇਹਨਾਂ ਤਪਾਂ ਦੀ ਕੋਈ ਥਾਂ ਨਹੀਂ ਮਹਾਰਾਜ ਨੇ ਕੱਲ ਅਸੀਂ ਸਵੇਰੇ ਪੜਿਆ ਬਚਨ ਕਿ ਤਨ ਨਾ ਤਪਾਏ ਤਨੂਰ ਜਿਉ ਬਾਲਨ ਖੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਰੀ ਸਮਾਲ ਪਰ ਅੱਗੇ ਜਾ ਕੇ ਇੱਕ ਬਚਨ ਹੈ ਮਹਾਰਾਜ ਕਹਿੰਦੇ ਅਗਨ ਤਪ ਤਾਓ ਇੱਥੇ ਤਪ ਦੇ ਅਰਥ ਤੇ ਅਖੀਰਲੀ ਪੌੜੀ ਚ ਆਉਣਾ ਗੁਰੂ ਸਾਹਿਬ ਕਹਿੰਦੇ ਨੇ ਬਾਹਰਲੇ ਸਾਧਨਾ ਦੀ ਥਾਂ ਸੱਚ ਇਹ ਵੇ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਗੁਰੂ ਗੁਰੂ ਜਪਦਾ ਹੈ ਮਤਲਬ ਸਿਮਰਨ ਕਰਦਾ ਹੈ ਸ਼ਬਦ ਪੜਦਾ ਹੈ ਜਿਹੜਾ ਸਤਿਗੁਰੂ ਦੇ ਦਰਬਾਰ ਵਿੱਚ ਚੁੱਲ੍ਹੇ ਅੱਗੇ ਖਲੋ ਕੇ ਬੀਬੀਆਂ ਭੈਣਾ 8-8 ਘੰਟੇ ਪ੍ਰਸ਼ਾਦੇ ਪੀਆਂ ਪਕਾਂਦੀਆਂ ਨੇ ਯਾਦ ਰੱਖਿਓ ਇਸ ਤਪ ਦਾ ਮੁਕਾਬਲਾ ਕੋਈ ઋષਿ ਮੁੰਡੀ ਵੀ ਨਹੀਂ ਕਰ ਸਕਦਾ ਇੱਕ ਬੜਾ ਵੱਡਾ ਤਪ ਹੈ ਹਜ਼ੂਰ ਨੇ ਕਿਹਾ ਇਹ ਬਾਹਰ ਮੁਖੀ ਤਪ ਜਿਹੜੇ ਕਰ ਰਿਹਾ ਹੈ ਪੂਵਰ ਤਾਪ ਗੇਰੀ ਕੇ ਬਸਤਰਾ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਦੇਸ਼ ਛੋੜ ਪਰਦੇਸ਼ੈ ਧਾਇਆ ਪੰਜ ਚੰਡਾਲ ਨਾਲੇ ਲੈ ਆਇਆ ਫਿਰ ਬੇਨਤੀ ਤੀਰਤ ਤਪ ਅਗਲਾ ਸ਼ਬਦ ਦਇਆ ਮੈਂ ਫਿਰ ਬੇਨਤੀ ਕਰਾਂ ਦਇਆ ਦਾ ਕਲ ਸੀ ਧੌਲ ਧਰਮ ਦਇਆ ਦਾ ਪੂਤ ਇੱਥੇ ਵਖਾਵੇ ਦੀ ਦਇਆ ਜਿਵੇਂ ਕੋਈ ਕਰ ਰਿਹਾ ਹੈ ਫਿਰ ਬੇਨਤੀ ਇੱਕ ਪਾਸੇ ਇਨਸਾਨ ਦਾ ਖੂਨ ਪੀ ਰਿਹਾ ਹੈ ਤੇ ਗਾਵਾਂ ਜਾ ਕੇ ਸਵੇਰੇ ਸਵੇਰੇ ਪੇੜੇ ਖਵਾ ਰਿਹਾ ਫਿਰ ਬੇਨਤੀ ਮਾਂ ਬਾਪ ਨੂੰ ਰੋਟੀ ਨਹੀਂ ਦਿੰਦਾ ਮੈਂ ਅੱਜ ਦੇ ਪ੍ਰਵੇਖ ਚ ਕਾਂ ਉਹਨਾਂ ਦੇ ਪੈਰਾਂ ਚਰਨਾਂ 'ਚ ਕਦੀ ਨਹੀਂ ਬੈਠਾ ਤੇ ਸਵੇਰੇ ਉੱਠ ਕੇ ਇਹ ਕਹਿੰਦਾ ਮੈਂ ਤਾਂ ਚਿੜੀਆਂ ਨੂੰ ਤੇ ਕਬੂਤਰਾਂ ਨੂੰ ਦਾਣੇ ਪਾਣ ਜਾਣਾ ਪਿਆ ਮੈਂ ਫਿਰ ਬੇਨਤੀ ਕਰਾਂਗਾ ਦਇਆ ਉਹ ਵੀ ਹੈ ਇੱਥੇ ਗੁਰਦੇਵ ਕਹਿ ਰਹੇ ਆ ਵਖਾਵੇ ਦੀ ਦਇਆ ਦਤ ਦਾਨ ਦਿੱਤਾ ਹੋਇਆ ਦਾਨ ਇਹਨੂੰ ਗੁਰੂ ਜੀ ਦੇ ਸਾਰੇ ਸ਼ਬਦ ਨੂੰ ਜੇ ਥੋੜਾ ਜਿਹਾ ਸੌਖਾ ਸਮਝਣਾ ਹੋਵੇ ਆਪਾਂ ਕਹਾਂਗੇ ਕਿਉਂ ਇਸ ਗੱਲ ਤੇ ਗੁਰਦੇਵ ਖੰਡਨ ਕਰ ਰਿਹਾ ਤੇ ਨੌਵੇਂ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਬਸ ਇਉਂ ਕਹਿ ਦੇਣਗੇ ਵੀ ਇਹ ਤਾਂ ਤਿਲਕਾ ਮਾਨ ਨੇ ਕਿ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੇਫਲ ਜਾਤ ਤੇ ਜੋ ਕੁੰਚਰ ਇਸ਼ਨਾਨ ਕਹਿੰਦੇ ਜਿਵੇਂ ਖਾਤੀ ਦਾ ਇਸ਼ਨਾਨ ਹੈ ਫਿਰ ਬੇਨਤੀ ਜੇਕਰ ਕੋਈ ਪਾਵੇਗਾ ਵੀ ਦੀ ਇੱਜ਼ਤ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲ ਕਾ ਮਾਨ ਤਿਲ ਜਿੰਨੀ ਇੱਜ਼ਤ ਮਿਲੀ ਉੰਜ ਅੱਗੇ ਫਿਰ ਕਹਿੰਦੇ ਸੁਣਿਆ ਜਿਹੜਾ ਨਾਮ ਨੂੰ ਸੁਣੇ ਮੰਨਿਆ ਮਨ ਕੀਤਾ ਪਾਹੋ ਸ਼ਬਦ ਸੁਣੇ ਉਹਨੂੰ ਅੰਤਰਾਤਮੇ ਪਤੀ ਜਾਏ ਤੇ ਬੱਧਾ ਚੱਟੀ ਨਹੀਂ ਉਹ ਗੁਰੂ ਜੀ ਨੂੰ ਪਿਆਰ ਕਰੇ ਅੰਦਰ ਭਾਵਨਾ ਬਣੇ ਅੰਤਰਗਤ ਤੀਰਥ ਮਲ ਨਾ ਹੋ ਆਪਣੇ ਅੰਤਰ ਆਤਮੇ ਤੀਰਥ ਤੇ ਇਸ਼ਨਾਨ ਕਰੇ ਉਥੇ ਆਪਣੀ ਮੈਲ ਧੋਵੇ ਹਾਂ ਇੱਥੇ ਇੱਕ ਦੋ ਬੇਨਤੀਆਂ ਨੇ ਇੱਕ ਪਾਸੇ ਵੇ ਨਾਮ ਇੱਕ ਪਾਸੇ ਨੇ ਬਾਹਰ ਮੁਖੀ ਤਪ ਤੀਰਥ ਦਾਨ ਇਹ ਸਭ ਕੁਝ ਕਈ ਵਾਰੀ ਬਾਹਰ ਦੀ ਖੇਚਲ ਬੜੀ ਬੰਦਾ ਕਰਦਾ ਹੈ ਹੁਣ ਆ ਜਿਹੜਾ ਤੀਰ ਤਪ ਦਾ ਦਾਨ ਕਿੰਨੀ ਖੇਚਲ ਕੀਤੀ ਤੇ ਮਿਲਿਆ ਕਿ ਤਿਲ ਤੇ ਗੁਰੂ ਜੀ ਕਹਿੰਦੇ ਨੇ ਜੇ ਤਿਲ ਜਿੰਨਾ ਕੋਈ ਨਾਮ ਜਪ ਲਏ ਤੇ ਉਹਦਾ ਪਾਰਾਵਾਰ ਹੀ ਕੋਈ ਨਹੀਂ ਅੱਜ ਸਵੇਰ ਸੀ ਜਦੋਂ ਵਿਚਾਰ ਕਰ ਰਹੇ ਸੀ ਤੇ ਮੈਂ ਬੇਨਤੀ ਕੀਤੀ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਵਿੱਚ ਅੱਜ ਅਸੀਂ ਵਾਸਿਆ ਸੀ ਪ੍ਰਿਥੀ ਮਲ ਸਹਿਗਲ ਭਲਾ ਰਾਮਾ ਡਿੱਡੀ ਭਗਤ ਅਭਿਆਸੀ ਦੂਸਰਾ ਸੀ ਦੌਲਤ ਖਾਨ ਲੋਦੀ ਭਲਾ ਹੋਵਾ ਜਿੰਦ ਪੀਰ ਅਬਨਾਸ਼ੀ ਇਸ ਤੋਂ ਅਗਲੇ ਜਿਹੜੇ ਸਿੱਖ ਭਾਈ ਸਾਹਿਬ ਜੀ ਨੇ ਲਿਖੇ ਗੁਰਮੁਖ ਪਿਆਰੇ ਭਾਈ ਗੁਰਦਾਸ ਜੀ ਨੇ ਉਹ ਲਿਖਦਿਆ ਮਾਲੋ ਮੰਗਾ ਸਿੱਖ ਦੋਏ ਭਾਈ ਮਾਲੋ ਤੇ ਭਾਈ ਮੰਗਾ ਇਸ ਚੀਜ਼ ਦਾ ਉੱਤਰ ਮਿਲਣਾ ਮਾਲੋ ਮੰਗਾ ਸਿੱਖ ਦੋਏ ਗੁਰਬਾਣੀ ਰਸ ਰਸਕ ਬਿਗਾਸੀ ਭਾਈ ਮਾਲੋ ਤੇ ਭਾਈ ਮੰਗਾ ਇਹ ਦੋਨੋਂ ਸਿੱਖ ਨੇ ਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਚਾਹੇ ਗੁਰਬਾਣੀ ਦੇ ਰਸੀਏ ਹੋ ਗਏ ਮਾਲਕ ਨੇ ਇੰਨੀ ਕਿਰਪਾ ਕੀਤੀ ਕਿ ਦਿਨ ਰਾਤ ਇਹਨਾਂ ਦੇ ਅੰਦਰ ਬਾਣੀ ਸੁਣ ਸੁਣ ਕੇ ਵਿਗਾਸ ਹੀ ਟਿਕਿਆ ਹੋਇਆ ਹੈ ਇਹ ਸਤਿਗੁਰੂ ਦੇ ਦਰਬਾਰ ਚਾਹੇ ਚਲੋ ਮੈਂ ਇੱਕ ਦੋ ਸਾਖੀ ਜ਼ਰੂਰ ਹਜ਼ੂਰ ਦੀ ਅੱਜ ਬੇਨਤੀ ਕਰਨੀ ਹੈ ਇਹ ਪੁੱਛਦੇ ਨੇ ਮਹਾਰਾਜ ਇਹ ਵੀ ਸਵਾਲ ਕਰਦੇ ਨੇ ਕਿ ਸੱਚੇ ਪਾਤਸ਼ਾਹ ਕਲਿਆਣ ਕਿਵੇਂ ਹੋਵੇ ਬੰਦਾ ਵਾਸ਼ਨਾ ਤੋਂ ਮੁਕਤ ਕਿਵੇਂ ਹੋਵੇ ਸੰਸਾਰ ਥੀ ਨਰਲੇਪ ਰਹਿ ਕੇ ਉਸ ਪਰਮ ਰਸ ਨੂੰ ਕਿਵੇਂ ਪ੍ਰਾਪਤ ਕਰੇ ਵਿਸ਼ਨ ਰੂਪ ਕੈਸੇ ਹੋਈਏ ਗੁਰੂ ਨਾਨਕ ਸਾਹਿਬ ਫਿਰ ਉੱਤਰ ਦਿੰਦੇ ਆ ਭਾਈ ਮਾਲੋ ਭਾਈ ਮੰਗਾ ਇੱਕ ਨੇ ਤਪ ਰਾਜ ਸੀ ਇਹ ਸਵੇਰੇ ਵੀ ਆਇਆ ਸੀ ਪਰ ਇਹ ਇਹਨਾਂ ਨੂੰ ਵੀ ਕਿਹਾ ਤਾਮਸੀ ਜਿਸ ਵਿੱਚ ਗੁਰਦੇਵ ਕਹਿੰਦੇ ਨੇ ਕਿ ਜੋ ਅਸੀਂ ਕਹਿ ਰਹੇ ਹਾਂ ਇਸ਼ਨਾਨ ਕਰਨਾ ਪਰ ਮੈਂ ਇੱਕ ਬੇਨਤੀ ਫਿਰ ਕਰਾਂਗਾ ਇਸ ਸ਼ਬਦ ਦੇ ਥੱਲੇ ਰਹਿਤ ਨੂੰ ਖੰਡਨ ਨਾ ਕੋਈ ਕਰੇ ਕਿਉਂਕਿ ਜੇ ਇਸ਼ਨਾਨ ਕਿਆ ਵੀ ਤੀਰਥ ਨਾਤਾ ਕਿਆ ਕਰੇ ਜੇ ਤੇਰੇ ਅੰਦਰ ਗੁਮਾਨ ਹੈ ਕੀ ਕਰੇਗਾ ਪਰ ਇਸ ਗੱਲ ਨੂੰ ਨਾ ਖੰਡਨ ਕਿਤੇ ਕੋਈ ਕਰਦਾ ਕਾਰੀ ਇਸ਼ਨਾਨ ਸਿਮਰ ਪ੍ਰਭ ਆਪਣਾ ਇਸ ਨਾ ਖੰਡੇ ਕਰੇ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਬੰਦਾ ਪਰ ਯਾਦ ਰੱਖਿਓ ਸਰਨ ਬੰਦਾ ਤੋਂ ਬਾਅਦ ਕੁਝ ਹੋਰ ਵੀ ਕਰਦਾ ਹੈ ਗੁਰਸਿੱਖ ਭਲਕੇ ਉੱਠ ਕਰ ਅੰਮ੍ਰਿਤ ਵੇਲੇ ਸਰਨਾ ਬੰਦਾ ਗੁਰ ਕੈ ਬਚਨ ਉਚਾਰ ਕੈ ਧਰਮਸ਼ਾਲਾ ਦੀ ਸੁਰਤ ਕਰਨ ਦਾ ਜੇ ਇਹ ਕਿਹਾ ਨਾ ਕਿ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਫਿਰ ਅੱਗੇ ਵੀ ਕਿਹਾ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲਵਿਕ ਪਾਪ ਦੋਖ ਲੈ ਜਾਵੇ ਦੋਨੋਂ ਪੱਖ ਗੁਰੂ ਸਾਹਿਬ ਜੀ ਨਾਲ ਦੱਸ ਰਹੇ ਮਹਾਰਾਜ ਕਹਿੰਦੇ ਇੱਕ ਇਹ ਨੇ ਤਪ ਕਠਨ ਜਿਵੇਂ ਜਲ ਧਾਰਾ ਨਿਉਲੀ ਕਰਮ ਜੋਗੀਆਂ ਵਾਲੇ ਕਰਮ ਪੁੱਠੇ ਸਿੱਧੇ ਲਟਕਣਾ ਚਲੋ ਮਹਾਰਾਜ ਕਹਿੰਦੇ ਆ ਅਸਲ 'ਚ ਇਹ ਕਰਮ ਬਹੁਤ ਔਖੇ ਨੇ ਪਰ ਇਹਨਾਂ ਦਾ ਫਲ ਬੜਾ ਥੋੜਾ ਹੈ ਇਹ ਮਿਹਨਤ ਜ਼ਿਆਦਾ ਹੈ ਤੇ ਫਲ ਥੋੜਾ ਹੈ ਤਿਲਕਾ ਮਾਨ ਤੇ ਨਾਲ ਗੁਰੂ ਜੀ ਕਹਿੰਦੇ ਨੇ ਸੌਖਾ ਕੰਮ ਇਹ ਵੇ ਕਿ ਪ੍ਰਮਾਤਮਾ ਦਾ ਨਾਮ ਸਿਮਰੋ ਬਾਣੀ ਗਾਓ ਸੰਗਤ ਦੀ ਸੇਵਾ ਕਰੋ ਮਾਨਵਤਾ ਦੇ ਭਲੇ ਲਈ ਜੋ ਕੁਝ ਹੋ ਸਕੇ ਵੱਧ ਤੋਂ ਵੱਧ ਕਰੋ ਕਹਿਣ ਲੱਗੇ ਇਹ ਕੰਮ ਸੁਖੈਣਕ ਹੈ ਮਿਹਨਤ ਥੋੜੀ ਲੱਗੇਗੀ ਤੇ ਫਲ ਜ਼ਿਆਦਾ ਮਿਲੇਗਾ ਉੱਥੇ ਮਿਹਨਤ ਜ਼ਿਆਦਾ ਪਰ ਤਿਲਕਾ ਮਾਨ ਉਹਨਾਂ ਅਗਲੀ ਬੇਨਤੀ ਕੀਤੀ ਮਹਾਰਾਜ ਮਾਲੋ ਮੰਗਾ ਕਹਿੰਦੇ ਸਤਿਗੁਰੂ ਇਹ ਵੀ ਤੁਸੀਂ ਕਿਰਪਾ ਕਰਤੀ ਸਾਡੇ ਇਲਾਕੇ ਵਿੱਚ ਉਹਨਾਂ ਕਿਹਾ ਕੁਝ ਸਨਾਤਨੀ ਬੰਦੇ ਕਹਿੰਦੇ ਆ ਵੀ ਤੁਸੀਂ ਧਰਮਸ਼ਾਲਾ 'ਚ ਜਾਂਦੇ ਹੋ ਉੱਥੇ ਬੈਠ ਕੇ ਪਾਠ ਕੀਰਤਨ ਜੋ ਆਪ ਨੇ ਸਮਤ ਦਿੱਤੀ ਏ ਉਹ ਕਰਦੇ ਹੋ ਉਹ ਕਹਿੰਦੇ ਸਾਡੇ 'ਚ ਦੇਖੋ ਅਸੀਂ ਜਾਗਰਣ ਕਰਨੇ ਆ ਨੰਗੇ ਪੈਰ ਤੀਰਥ ਯਾਤਰਾ ਜਾਣੇ ਆ ਆ ਕੁਝ ਕਰਨੇ ਆ ਅਸੀਂ ਜਿੰਨੀ ਮਿਹਨਤ ਜ਼ਿਆਦਾ ਕਰਾਂਗੇ ਉਹਨਾਂ ਫਲ ਵੱਧ ਮਿਲਣਾ ਹੈ ਤੇ ਤੁਸੀਂ ਜਿੰਨੀ ਮਿਹਨਤ ਘੱਟ ਕਰੋਗੇ ਫਲ ਘੱਟ ਮਿਲੇਗਾ ਮਹਾਰਾਜ ਇਹ ਤਾਂ ਆਪਣੇ ਸਾਡਾ ਇਹ ਵੀ ਮਸਲਾ ਹੱਲ ਕਰ ਦਿੱਤਾ ਮਹਾਰਾਜ ਕਹਿੰਦੇ ਨੇ ਗੱਲ ਸੁਣੋ ਬਾਹਰ ਮੁਖੀ ਉਹ ਕਹਿ ਰਿਹਾ ਵੀ ਜਿੰਨੀ ਮਿਹਨਤ ਵੱਧ ਉਹਨਾਂ ਫਲ ਜ਼ਿਆਦਾ ਪਰ ਗੁਰੂ ਸਾਹਿਬ ਕਹਿੰਦੇ ਨਹੀਂ ਬਾਹਰ ਮੁਖੀ ਵੀ ਇਹ ਕੁਝ ਹੈ ਕਈ ਐਸੇ ਕੰਮ ਨੇ ਜਿੱਥੇ ਮਿਹਨਤਾਂ ਘੱਟ ਕਰਨੀਆਂ ਪੈਂਦੀਆਂ ਨੇ ਤੇ ਫਲ ਬਹੁਤ ਜ਼ਿਆਦਾ ਮਿਲਦਾ ਉਹ ਫਿਰ ਬੇਨਤੀ ਕਰਦੇ ਆ ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਦਰਸਾਓ ਫਿਰ ਹਜ਼ੂਰ ਅੱਗੋਂ ਉੱਤਰ ਦਿੰਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ ਕਿ ਦੇਖੋ ਲੱਕੜਾਂ ਵੱਢਣ ਵਾਲਾ ਮਿਹਨਤ ਕਿੰਨੀ ਕਰਦਾ ਸਾਰਾ ਦਿਨ ਜੰਗਲ ਜਾ ਕੇ ਲੱਕੜਾਂ ਵੱਢਦਾ ਹੈ ਗੱਠਾ ਬਣ ਕੇ ਲਿਆਉਂਦਾ ਪਰ ਜਦੋਂ ਉਹਦੇ ਪੈਸੇ ਮਿਲਦੇ ਨੇ ਲਿਆਉਂਦਾ ਪੰਡਾ ਨਾਲ ਕਹੇ ਤੇ ਪੈਸੇ ਇੱਕ ਨਿੱਕੀ ਜਿਹੀ ਥੈਲੀ 'ਚ ਪਾ ਕੇ ਲੈ ਜਾਂਦਾ ਇੰਨੀ ਮਿਹਨਤ ਤੇ ਫਲ ਕੀ ਦੂਸਰੀ ਗੱਲ ਕਹਿਣ ਲੱਗੇ ਲੱਕੜਾਂ ਵੱਢਣ ਵਾਲੇ ਦੀ ਮਿਹਨਤ ਜ਼ਿਆਦਾ ਹੈ ਪਰ ਫਲ ਉਹਨਾਂ ਨਹੀਂ ਉਸ ਤੋਂ ਘੱਟ ਮਿਹਨਤ ਹੈ ਲੂਣ ਮਰਚ ਆ ਕਰਿਆਨਾ ਵੇਚਣ ਵਾਲਾ ਪਰ ਉਹ ਲੱਕੜਾਂ ਵਾਲੇ ਨੂੰ ਜ਼ਿਆਦਾ ਕੁਝ ਕਮਾ ਜਾਂਦਾ ਉਸ ਤੋਂ ਅੱਗੇ ਹੈ ਬਜਾਜ ਕੱਪੜੇ ਵਿੱਚ ਉਸ ਵੇਲੇ ਦੀ ਗੱਲ ਕਰ ਰਿਹਾ ਕੱਪੜੇ ਵੇਲਾ ਸਾਫ ਸੁਥਰਾ ਬੈਠਾ ਗੱਜ ਮਾਰ ਕੇ ਕੱਪੜੇ ਵੇਚਦਾ ਲੂਣ ਤੇਲ ਵਾਲੇ ਨਾਲ ਚੰਗਾ ਰਹਿ ਜਾਂਦਾ ਕਈ ਵਾਰ ਕਹਿੰਦੇ ਉਸ ਤੋਂ ਅੱਗੇ ਹੈ ਸੋਨੇ ਦਾ ਵਪਾਰੀ ਉਹ ਉਹਦੇ ਤੋਂ ਚੰਗਾ ਰਹਿ ਜਾਂਦਾ ਅਖੀਰ ਤੇ ਕਹਿਣ ਲੱਗੇ ਸਿੱਖੋ ਗੱਲ ਸੁਣੋ ਖੀਰਿਆਂ ਦਾ ਵਪਾਰੀ ਆਉਂਦਾ ਆ ਕੇ ਆਪਣੇ ਅੱਡੇ ਤੇ ਬੈਠਦਾ ਨਾ ਉਹਦੇ ਕੱਪੜੇ ਮੈਲੇ ਹੁੰਦੇ ਆ ਨਾ ਜ ਕਰਨਾ ਪੈਂਦਾ ਇੱਕ ਹੀਰਾ ਉਹਦਾ ਵਿਕ ਜਾਏ ਤੇ ਸੱਚ ਇਹਵੇਂ ਕਈ ਕੁੱਲਾਂ ਦੀ ਕਈ ਪੁਸ਼ਤਾਂ ਦੀ ਰੋਟੀ ਬਣ ਜਾਂਦੀ ਏ ਕਹਿੰਦੇ ਪਿਆਰਿਓ ਇਹ ਕਹਿੰਦੇ ਤੇ ਜ਼ਰੂਰ ਆ ਕਿ ਮਿਹਨਤ ਜਿੰਨੀ ਜ਼ਿਆਦਾ ਉਹਨਾਂ ਫਲ ਜ਼ਿਆਦਾ ਕਹਿੰਦੇ ਨੇ ਗੁਰਮਤ ਵਿੱਚ ਨਾਮ ਇੱਕ ਹੀਰਾ ਹੈ ਇੱਕ ਖਿੰਨ ਕਿਤੇ ਰੱਬ ਦੀ ਦਰਗਾਹ ਸਵਕਾਰ ਹੋ ਗਿਆ ਦੀ ਕੀਮਤ ਕੋਈ ਪਾ ਹੀ ਨਹੀਂ ਸਕਦਾ ਇਹ ਤਿਲ ਕਾ ਮਾਨ ਨਹੀਂ ਜਦੋਂ ਹਜ਼ੂਰ ਨੇ ਸ਼ਬਦ ਕਹਿ ਕਹਿੰਦੇ ਮਾਰੇ ਫਿਰ ਅਸੀਂ ਕੀ ਕਰੀਏ ਕਹਿੰਦੇ ਤੁਸੀਂ ਗੁਰਬਾਣੀ ਪੜ੍ਹਦੇ ਹੋ ਕਹਿੰਦੇ ਜੀ ਕੀਰਤਨ ਕਰਦੇ ਹੋ ਕਹਿੰਦੇ ਨੇ ਜੀ ਮਹਾਰਾਜ ਕਹਿੰਦੇ ਤੁਸੀਂ ਦੋਵੇਂ ਅਭਿਆਸ ਕਰਿਆ ਕਰੋ ਦੋਵੇਂ ਰਲ ਕੇ ਕੀਰਤਨ ਕਰਿਆ ਕਰੋ ਦੂਜੀ ਗੱਲ ਇੱਕ ਜਣਾ ਪੋਥੀ ਦਾ ਪਾਠ ਕਰਕੇ ਕਥਾ ਕਰਿਆ ਕਰੋ ਤੇ ਦੂਸਰਾ ਇੰਦਰੀਆਂ ਸੰਕੋਚ ਕੇ ਸੁਣਿਆ ਕਰੋ ਤੁਸੀਂ ਇਹ ਦੋ ਹੀ ਕੰਮ ਕਰ ਲਓ ਤੁਹਾਡਾ ਭਵ ਸਾਗਰ ਤੋਂ ਪਾਰ ਉਤਾਰਾ ਹੋ ਜਾਏਗਾ ਫਿਰ ਭਾਈ ਸਾਹਿਬ ਲਿਖਦੇ ਆ ਉਹ ਦੋਨੋਂ ਸਿੱਖ ਨੇਤਰ ਬੰਦ ਕਰਕੇ ਇੱਕ ਸੱਜਣ ਪੜ ਰਿਹਾ ਦੂਸਰਾ ਨੇਤਰ ਬੰਦ ਕਰਕੇ ਸੁਣ ਰਿਹਾ ਇੱਕ ਪੜ ਰਿਹਾ ਵੇਖ ਕੇ ਮੈਂ ਫਿਰ ਬੇਨਤੀ ਕਰਾਂ ਨੇਤਰ ਬੰਦ ਮੈਂ ਦੂਸਰੇ ਲਈ ਕਿਹਾ ਤੇ ਉਹ ਸੁਣਦਾ ਉਹਨਾਂ ਦਾ ਪਾਰ ਉਤਾਰਾ ਹੋਇਆ ਮੈਂ ਫਿਰ ਬੇਨਤੀ ਕਰਾਂ ਕਿ ਗੁਰਮਖੋ ਸਿਮਰਨ ਜਪ ਤਪ ਜਿਹੜਾ ਹੈ ਨਾ ਗੁਰੂ ਨਾਨਕ ਸਾਹਿਬ ਦੇ ਘਰ ਦਾ ਸ਼ਬਦ ਪਰਮੇਸ਼ਵਰ ਦਾ ਸ਼ਬਦ ਇਹਦਾ ਕੋਈ ਕਰਮਕਾਂਡ ਮੁਕਾਬਲਾ ਨਹੀਂ ਕਰ ਸਕਦਾ ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਕਹਿ ਕੇ ਖੀਰਾ ਅਸੀਂ ਉਦਾਹਰਨ ਲਈ ਖੀਰਾ ਵੇਖਣ ਨੂੰ ਛੋਟਾ ਹੈ ਪਰ ਜਦੋਂ ਦੀ ਕੀਮਤ ਪੈਂਦੀ ਹੈ ਘਰ ਭਰਿਆ ਜਾਂਦਾ ਚਲੋ ਪੁਰਾਣੇ ਸਮੇਂ ਖੁੰਡੀ ਕਰਦੇ ਸਨ ਲੋਕ ਅੱਜ ਕੱਲ ਚੈੱਕ ਡਰਾਫਟ ਅਸੀਂ ਕਹਿੰਨੇ ਆ ਇੱਕ ਖੁੰਡੀ ਤੇ ਲੱਖਾਂ ਰੁਪਏ ਲਿਖੇ ਨੇ ਤੇ ਅਗਿਆਨੀ ਕਹੇਗਾ ਜੀ ਇਹ ਨਿੱਕਾ ਜਿਹਾ ਕਾਗਜ਼ ਮੈਨੂੰ ਤਾਂ ਪੈਸੇ ਇੰਨੇ ਚਾਹੀਦੇ ਨੇ ਉਹ ਕਹਿੰਦੇ ਤੂੰ ਲਿਖੇ ਤੇ ਭਰੋਸਾ ਕਰ ਜਦੋਂ ਖੁੰਡੀ ਤਰੇਗੀ ਨਾ ਜਦੋਂ ਚੈੱਕ ਤੇਰੇ ਨਾਂ ਤੇ ਜਮਾ ਹੋ ਗਿਆ ਸਿੱਧੇ ਸ਼ਬਦ ਦੇਖੀਏ ਤੇ ਇਹਦੀ ਕੀਮਤ ਕਿੰਨੀ ਪੈਂਦੀ ਬੋੜ ਦਾ ਬੀਜ ਖਸਖਸ ਦੇ ਦਾਣੇ ਤੋਂ ਵੀ ਬਰੀਕ ਹੈ ਪਰ ਕਿਸੇ ਨੂੰ ਕੀ ਪਤਾ ਇਸ ਨਿੱਕੇ ਜਿਹੇ ਬੀਜ ਵਿੱਚ ਇੱਕੋ ਰੁੱਖ ਲੁਕਾ ਹੈ ਜਿਨੇ ਸਦੀਆਂ ਤੱਕ ਜੀਣਾ ਤੇ ਹਜ਼ਾਰਾਂ ਬੰਦਿਆਂ ਨੂੰ ਛਾਂ ਦੇਣੀ ਹੈ ਫਿਰ ਬੇਨਤੀ ਤਿਲ ਕਾ ਮਾਨ ਨਹੀਂ ਕਿਉਂਕਿ ਸੁਣਿਆ ਮੰਨਿਆ ਮਨ ਕੀਤਾ ਪਉਮੋ ਬੇਨਤੀ ਕਰ ਰਹੇ ਉੱਥੇ ਥੋੜਾ ਜਿਹਾ ਵੀ ਬਹੁਤ ਹੈ ਗੁਰੂ ਜੀ ਦੇ ਪਿਆਰੇ ਸਿੱਖ ਭਾਈ ਸਾਹਿਬ ਕਹਿੰਦੇ ਨੇ ਜੈਸੇ ਹੀਰਾ ਹਾਥ ਮੈਂ ਤਨਕ ਸਹਿ ਦਿਖਾਈ ਦੇਤ ਮੋਲ ਕੀਏ ਤੇ ਦਮਕਨ ਭਗਤ ਭਰਤ ਭੰਡਾਰ ਜੀ ਜੈਸੇ ਬਰ ਬਾਂਡੇ ਕੁੰਡੀ ਲਾਗਤ ਨਾ ਭਾਰ ਕਸ਼ ਆਗੇ ਜਾਏ ਪਾਇਤ ਲక్ష్ਮੀ ਅਪਾਰ ਜੀ ਮਹਾਰਾਜ ਕਹਿੰਦੇ ਦੇਖੋ ਜਿਵੇਂ ਉਹਦਾ ਮਿਲਦਾ ਹੈ ਜੈਸੇ ਬਟ ਬੀਜ ਅਤ ਸੂਖਮ ਸਰੂਪ ਹੋਤ ਬੋਏ ਸਹਿ ਬਬਿਦ ਕਰੇ ਬਿਰਥਾ ਵਿਸਤਾਰ ਜੀ ਤੈਸੇ ਗੁਰਬਚਨ ਸਚਨ ਗੁਰ ਸਿੱਖਨ ਮੈਂ ਜਾਨੀਏ ਮਹਾਤਮ ਗਈ ਹਰਦੁਆਰ ਜੀ ਇਹਦਾ ਮਹਾਤਮ ਫਿਰ ਮੇਰੀ ਬੇਨਤੀ ਸੁਣਿਓ ਤੈਸੇ ਗੁਰਬਚਨ ਸਚਨ ਗੁਰ ਸਿੱਖਣ ਮੈਂ ਜਿਹੜੇ ਗੁਰਸਿੱਖ ਸੁਣਿਆ ਮੰਨਿਆ ਮਨ ਕੀਤਾ ਭਾਉ ਬਚਨ ਨੂੰ ਕਮਾਉਂਦੇ ਨੇ ਅੱਜ ਨਹੀਂ ਪਰ ਮਹਾਰਾਜ ਕਹਿੰਦੇ ਅੱਜ ਟਿਕਾ ਮਿਲੇਗਾ ਜਦੋਂ ਰੱਬ ਦੀ ਦਰਗਾਹ 'ਚ ਜਾਓਗੇ ਤੇ ਸੰਗਤ ਤੇ ਬੈਠੇ ਹੋਏ ਦੀ ਕਿੰਨੀ ਕੀਮਤ ਪਵੇਗੀ ਮਹਾਰਾਜ ਕਹਿੰਦੇ ਜਾਨੀਆਂ ਮਹਾਤਮ ਗਏ ਖਰਦਵਾਰ 'ਚ ਇੱਥੇ ਸਤਿਗੁਰੂ ਨੇ ਸ਼ਬਦ ਵਰਤਿਆ ਜਿੰਨਾ ਸੁਣਿਆ ਮੰਨਿਆ ਤੇ ਨਾਲ ਇੱਕ ਸ਼ਬਦ ਵਾਰ-ਵਾਰ ਗੁਰੂ ਜੀ ਅੱਜ ਮੇਰੇ ਮਨ ਸੀ ਪ੍ਰੇਮ ਵਾਰ-ਵਾਰ ਕਹਿ ਰਹੇ ਆ ਆਪ ਜੀ ਦੇਖੋ ਅਸੀਂ ਪਿੱਛੇ ਪੜ ਕੇ ਆਏ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਪ੍ਰੇਮ ਕਿਆ ਤੂੰ ਉਸ ਨੂੰ ਪ੍ਰੇਮ ਨਾਲ ਬੱਧਾ ਚੱਟੀ ਨਹੀਂ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਅੰਤਰਗਤ ਅੰਤਰ ਆਤਮੇ ਇਹ ਕਿਵੇਂ ਬਾਬਾ ਜੀ ਨੇ ਦੱਸ ਤੇ ਦਿੱਤਾ ਸੁਣਿਆ ਮੰਨਿਆ ਪਰ ਇੱਕ ਆਸਾ ਕਿ ਵਾਰ ਵਿੱਚ ਬਚਨ ਹੁੰਦਾ ਹੈ ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ ਅੰਤਰਗਾ ਤੀਰਥ ਮਨ ਲਾਓ ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ ਸਤ ਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ ਸੱਚ ਸਬਨਾ ਹੋਏ दारू ਪਾਪ ਕੱਢੈ ਧੋਏ ਅੰਤਰਗਤ ਤੀਰਥ ਮਲ ਨਾਓ ਸੱਚ ਸਬਨਾ ਹੋਏ दारू ਪਾਪ ਕੱਢੈ ਧੋਏ ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੇ ਹੋਏ ਉਹ ਸੱਚ ਅੰਤਰਗਤ ਫਿਰ ਹੋਰ ਬੇਨਤੀ ਉੰਜ ਵੈਸੇ ਤੀਰਥ ਗੁਰੂ ਨੇ ਵੀ ਕਿਹਾ ਗੁਰੂ ਸਾਹਿਬ ਕਹਿੰਦੇ ਨੇ ਗੁਰ ਦਰਿਆਓ ਸਦਾ ਜਲ ਨਿਰਮਲ ਮਿਲਿਆ ਦੁਰਮਤ ਮਹਿਲ ਖਰੈ ਸਤਗੁਰ ਪਾਈਐ ਪੂਰਾ ਨਾਮਨ ਪਸ਼ੂ ਪ੍ਰੇਤੋਂ ਦੇਵ ਕਰੇ ਜਿਵੇਂ ਸੀ ਪਾਠ ਕਰੇ ਅਮੈ ਦ੍ਰਿਸ਼ਟ ਸ਼ੁਭ ਕਰੈ ਖਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵਨਿਦ ਦਰਿਆਉ ਜਨਮ ਖਮ ਕਾਲਖ ਤੋਵੈ ਅੰਤਰਗਤ ਕੀ ਜੀ ਇਹਨੂੰ ਥੋੜਾ ਜਿਹਾ ਜਿੰਨੀ ਕੁ ਸਮਝ ਪਈ ਮੈਂ ਦਾਵਾ ਨਹੀਂ ਕਰਾਂਗਾ ਇਸ 'ਚ ਇੰਜ ਪ੍ਰਤੀਤ ਹੁੰਦਾ ਹੈ ਹਰ ਬੰਦੇ ਨੂੰ ਸੱਚ ਜੇ ਮੈਨੂੰ ਤੁਹਾਨੂੰ ਕੋਈ ਬੰਦਾ ਐਸਾ ਨਹੀਂ ਜਿਹਨੂੰ ਆਪਣੇ ਅੰਦਰ ਦੇ ਔਗਣਾ ਤੇ ਗੁਨਾਹਾਂ ਦਾ ਪਤਾ ਨਹੀਂ ਹਰ ਨੂੰ ਪਤਾ ਹੈ ਸਭ ਨੂੰ ਪਤਾ ਹੈ ਜੀਵਨ ਸਾਥੀ ਬੱਚਿਆਂ ਨਾ ਪਤਾ ਹੋਵੇ ਫੁਰਨੇ ਰੂਪ ਚ ਪਾਪ ਹੋਵੇ ਕਿਵੇਂ ਮਰਜ਼ੀ ਹੋਵੇ ਸਭ ਨੂੰ ਪਤਾ ਹੈ ਹਾਂ ਇੱਕ ਪਤਾ ਹੈ ਮੇਰੇ ਗੁਰੂ ਨੂੰ ਰੱਬ ਨੂੰ ਪਤਾ ਹੈ ਪਰ ਉਹ ਬੜਾ ਬਖਸ਼ਿੰਦ ਜੇ ਸੱਚੇ ਅੰਦਰ ਦੀ ਕਮਜ਼ੋਰੀ ਪਰਿਵਾਰ ਦੀ ਪਤਾ ਲੱਗ ਜਾਏ ਤੇ ਵਿਸ਼ਵਾਸ ਨਹੀਂ ਛੇਤੀ ਬੰਦਾ ਨਹੀਂ ਬੰਦਾ ਬੰਦਾ ਕਹਿੰਦਾ ਧੋਖਾ ਮੈਂ ਕਹਿੰਦਾ ਸਤਿਗੁਰੂ ਤੇਰਾ ਹਿਰਦਾ ਕਿੰਨਾ ਵਿਸ਼ਾਲ ਏ ਕਿੰਨੇ ਪਰਪੰਚ ਕਰਨ ਵਾਲੇ ਤੇਰੇ ਘਰ 'ਚ ਰੋਜ਼ ਆਉਂਦੇ ਹੋਣਗੇ ਤੂੰ ਇੱਕ ਦੀ ਗੱਲ ਦੂਜੇ ਨੂੰ ਸ਼ੇਅਰ ਨਹੀਂ ਕਰਦਾ ਦੂਜੇ ਨੂੰ ਨਹੀਂ ਦੱਸਦਾ ਅੰਤਰਾਤਮੇ ਮੈਨੂੰ ਯਾਦ ਇੱਕ ਬਾਬਾ ਮਿੱਤ ਸਿੰਘ ਜੀ ਆਪਣੇ ਹੋਏ ਆ ਸ਼ਾਇਦ ਪਤਾ ਉਹ ਨਿਹੰਗ ਸਿੰਘ ਮਾਤਾ ਸਾਹਿਬ ਸੇਵਾ ਕਰਦੇ ਸਨ ਬਾਬਾ ਮਿੱਤ ਸਿੰਘ ਜੀ ਉਹ ਜਿਹੜਾ ਹਜੂਰ ਸਾਹਿਬ ਮਾਤਾ ਜੀ ਦਾ ਸਥਾਨ ਹੈ ਕੱਲ ਵੀ ਜਿਵੇਂ ਅਸੀਂ ਵਿਚਾਰ ਕਰ ਰਹੇ ਸਾਂ ਸਵੇਰੇ ਪਰਦੇ ਢੱਕਣ ਦੀ ਪਰਸੋਂ ਉੱਥੇ ਸੇਵਾ ਕਰਦੇ ਆਂ ਡੱਬੇ 'ਚ ਹੀ ਪੈਸੇ ਰਹਿ ਪੈਂਦੇ ਕਿੰਨੇ ਗੁੱਠਿਆਨੀ ਚਵਾਨੀ ਕੋਈ ਰੁਪਈਆ ਸਭ ਪੁਰਾਣੀ ਗੱਲ ਪੈ ਰਹੇ ਨੇ ਕਿਤੇ ਇੱਕ ਸੱਜਣ ਨੇ ਕੀ ਕੀਤਾ ਜੀ ਉਹ ਚੁੱਕ ਕੇ ਲੈ ਗਿਆ ਸੇਵਾਦਾਰ ਸੀ ਉਹ ਲੈ ਗਿਆ ਦੂਜਿਆਂ ਨੇ ਆਉਂਦਿਆ ਸਰ ਬਾਬਾ ਜੀ ਬਹੁਤ ਬੰਦਾ ਭੈੜਾ ਬੜਾ ਭੈੜਾ ਜੀ ਉਹ ਤਾਂ ਚੋਰੀ ਕਰ ਲਗਿਆ ਅੱਧਾ ਘੰਟਾ ਜਦੋਂ ਬੋਲ ਗਿਆ ਉਹ ਚੁੱਪ ਕਰਕੇ ਕੰਮ ਕਰੀ ਜਾਣ ਜਦੋਂ ਬੋਲ ਕੇ ਹਟ ਗਏ ਕਿੰਨੇ ਹੋਰ ਕਿੰਨੇ ਬਸ ਇਹੀ ਦੱਸਣਾ ਸੀ ਕਹਿੰਦੇ ਨੇ ਰੌਲਾ ਕਾਦਾ ਪਾਇਆ ਇਹ ਮਾਂ ਦਾ ਘਰ ਏ ਉਹਦੀ ਮਾਂ ਜੇ ਲੈ ਗਿਆ ਤੁਸੀਂ ਕਿਉਂ ਕਲਪੀ ਜਾਂਦੇ ਹੋ ਮੈਂ ਨਹੀਂ ਕਿਹਾ ਵੀ ਚੋਰੀ ਉਹ ਕਹਿੰਦੇ ਕਲਪ ਰਹੇ ਹੋ ਉਨੀ ਦੇਰ ਨੂੰ ਬੰਦਾ ਰੱਬ ਦੀ ਖੇਡੋਂ ਵਾਪਸ ਆ ਗਿਆ ਪਛਤਾਤਾ ਫੁਰਨਾ ਉੱਠਿਆ ਵਾਪਸ ਆਇਆ ਤੇ ਅਜੇ ਬੰਦੇ ਬੈਠੇ ਸਨ ਸ਼ਿਕਾਇਤ ਕਰਤਾ ਤੇ ਵਾਪਸ ਆਏ ਨੇ ਜਦ ਵੇਖਿਆ ਕਹਿੰਦਾ ਮੇਰੇ ਤੋਂ ਭੁੱਲ ਹੋ ਗਈ ਹੱਸ ਕੇ ਕਹਿੰਦੇ ਨੇ ਮਾਂ ਦੀ ਜੇਬ ਚੋਰੀ ਥਰਾ ਕਰੀ ਦੀ ਏ ਮੰਗ ਲਈਏ ਤੇ ਆਪਣੇ ਆਪ ਦੇ ਦਿੰਦੀ ਏ ਮੈਂ ਆਪ ਨੂੰ ਬੇਨਤੀ ਕਰਾਂ ਦੇਖੋ ਉਹਨਾਂ ਨੇ ਕਿਸ ਢੰਗ ਨਾਲ ਇਸ ਗੱਲ ਨੂੰ ਜਿਹੜਾ ਫੁਰਨਾ ਹੈ ਮੈਨੂੰ ਪਤਾ ਤੁਹਾਨੂੰ ਪਤਾ ਹੈ ਪਰ ਉਹ ਬੜਾ ਬਖਸ਼ਣ ਦੇ ਜੇ ਪ੍ਰਸਾਦ ਤੇਰੇ ਸਗਲੇ ਛਿੱਦਰ ਟਾਕੇ ਹਰ ਕਮਜ਼ੋਰੀ ਨੂੰ ਟੱਕੀ ਬੈਠਾ ਪਰ ਗੁਰੂ ਜੀ ਕਹਿੰਦੇ ਆ ਅੰਤਰਗਤ ਤੀਰਥ ਮਲ ਨਾ ਹੋ ਕੀ ਹੈ ਮੈਂ ਇਹ ਨਹੀਂ ਕੋਈ ਸ਼ਬਦ ਦੇਣ ਦੀ ਗੱਲ ਕਰ ਰਿਹਾ ਇੱਕ ਮੈਂ ਬੇਨਤੀ ਕਰਾਂ ਕਿ ਮੈਲ ਨੂੰ ਕੇਵਲ ਨਾਮ ਹੀ ਕੱਟ ਸਕਦਾ ਅੰਦਰ ਨੂੰ ਸਿਰਫ ਧੋਤਾ ਜਾ ਸਕਦਾ ਬਾਣੀ ਨਾਲ ਫਿਰ ਫਿਰ ਵੀ ਮੈਂ ਬੇਨਤੀ ਕਰਾਂਗਾ ਵਿਚਾਰ ਨਾਲ ਨਹੀਂ ਕੇਵਲ ਠੀਕ ਹੈ ਬਾਣੀ ਦੀ ਵਿਚਾਰ ਮੈਂ ਕਥਾ ਕਰ ਦਿੱਤੀ ਧੁੱਪ ਜੂਗੀ ਜੇ ਅਭਿਆਸ ਨਹੀਂ ਤਾਂ ਤੁਰ ਅੰਤਰ ਆਤਮੇ ਵਿਚਾਰ ਬਹੁਤ ਵੱਡੀ ਹੈ ਪਰ ਵਿਚਾਰ ਕਹਿੰਦੀ ਇਸ ਤੋਂ ਇੱਕ ਸਟੈਪ ਹੋਰ ਅੱਗੇ ਚੱਲ ਆਚਾਰ ਚਾਹੀਦਾ ਹੈ ਜੇ ਆਚਾਰ ਬਣ ਗਿਆ ਤੇ ਅੰਦਰ ਦੀ ਮੈਲ ਜ਼ਰੂਰ ਤੁਪੇਗੀ ਜਿਵੇਂ ਅਸੀਂ ਪਾਠ ਕਰਨੇ ਆ ਕੁਝ ਬਾਣੀ ਚ ਬੜੇ ਸ਼ਬਦ ਨੇ ਬੇਨਤੀ ਰੂਪ ਹੁਣ ਉਹ ਜਿਹੜੇ ਸ਼ਬਦ ਕਹੇ ਗੁਰੂ ਜੀ ਨੇ ਕੋਈ ਕਵਤਾ ਥੋੜੀ ਵਰਤੀ ਵੀ ਅਲੰਕਾਰ ਮੈਂ ਤੇ ਇੱਕੋ ਸ਼ਬਦ ਕਹਿਣਾ ਹੁੰਨਾ ਅੰਤਰ ਆਤਮੇ ਜੇ ਨਾਣਾ ਹੈ ਜਦੋਂ ਖਿਆਲ ਫੁਰਨੇ ਉੱਠਦੇ ਆ ਆਪ ਨੂੰ ਪਤਾ ਹੋਵੇ ਕਿ ਜਿਹੜਾ ਫੁਰਨਾ ਤੰਗ ਕਰਦਾ ਭਾਵੇਂ 5 ਵਾਰੀ ਤੈਨੂੰ ਤੋਕ ਪੜਨੀ ਪਏ 10 ਵਾਰੀ ਪੜਨੀ ਪਉ ਤੇ ਟਿਕ ਜਾ ਤੁਰ ਪ੍ਰਾਣਾ ਤੋਂ ਬੁਕਾਰ ਜਿਹੜਾ ਜ਼ਿਮੀਦਾਰ ਜੰਗਲ ਵੱਢ ਕੇ ਖੇਤ ਤਿਆਰ ਕਰਦਾ ਸੀ ਨਾ ਜੇ ਮੁੱਢੀਆਂ ਕਿਤੇ ਰਹਿ ਜਾਂਦੀਆਂ ਸਨ ਜਿੱਥੇ ਮੁੱਢੀ ਸਮਝ ਗਿਆ ਨਾ ਰੁੱਖ ਦੀ ਮੁੱਢੀ ਹੋਣੀ ਉੱਥੇ ਕਹਿੰਦਾ ਸੀ ਮੁੰਡਿਓ ਧਿਆਨ ਨਾਲ ਖਲ ਚੰਗੀ ਤਰ੍ਹਾਂ ਦੱਬ ਕੇ ਲਿਜਾਇਓ ਇਹਨਾਂ ਦੱਬਿਓ ਫਾਲਾ ਇਸ ਮੁੱਢੀ ਨੂੰ ਜੜੋਂ ਪੱਟ ਕੇ ਬਾਹਰ ਕੱਢਦਾ ਮੈਂ ਬੇਨਤੀ ਕਰਾਂ ਗੁਰੂ ਸਾਹਿਬ ਦੇ ਬੜੇ ਸ਼ਬਦ ਨੇ ਕੁਝ ਬਚਨ ਪੜ ਲਈਏ ਜਿਵੇਂ ਮੰਨ ਲਓ ਅੰਦਰ ਮੈਲ ਨਾਲ ਤੰਗ ਇੰਨਾ ਕੀਤਾ ਪਿਆ ਅੱਜ ਦਾ ਮਤਲਬ ਕਿਸੇ ਦਿਨੀ ਬੰਦੇ ਨੂੰ ਫਿਰ ਕੀ ਕਰੀਏ ਫਿਰ ਇੱਕ ਬਚਨ ਹੈ ਛਬ ਤੁਹਾਨੂੰ ਚੇਤੇ ਹੈ ਰਾਖ ਪਿਤਾ ਪ੍ਰਭ ਮੇਰੇ ਬੇਨਤੀ ਰੂਪ ਕਰੀਏ ਨਾਮ ਜਪਦਿਆਂ ਵੀ ਫਿਰ ਮੈਂ ਬੇਨਤੀ ਕਰਾਂ ਨਾਮ ਜਪਦਿਆਂ ਵੀ ਅਰਦਾਸ ਕਰੀਏ ਜਦੋਂ ਮੰਨ ਲਓ ਜ਼ਬਾਨ ਨਾਲ ਕਿਹਾ ਵਾਹਿਗੁਰੂ ਜ਼ਬਾਨ ਨਾਲ ਕਿਹਾ ਵਾਹਿਗੁਰੂ ਤੇ ਜੇ ਵਾਹਿਗੁਰੂ ਜ਼ਬਾਨ ਕਹਿ ਰਹੀਏ ਤੇ ਫੁਰਨੇ ਰੂਪ ਚ ਕਹਿ ਦੇ ਦਾਤਾ ਮੈਨੂੰ ਬਖਸ਼ ਦੇ ਗੁਰਮੁਖ ਤੁਸੀਂ ਦੇਖਿਓ ਇਸ ਅਭਿਆਸ ਨਾਲ ਨਾ ਮਨ ਨੂੰ ਹੋਰ ਟਿਕਾ ਮਿਲੇਗਾ ਫਿਰ ਇੱਕ ਬੇਨਤੀ ਰੂਪ ਅੰਤਰ ਆਤਮੇ ਸ਼ਬਦ ਨੇ ਕਿ ਰਾਖ ਪਿਤਾ ਪਰ ਮੇਰੇ ਮੋਇ ਨਿਰਗੁਣ ਸਭ ਗੁਣ ਤੇਰੇ ਪੰਚ ਵਿਖਾਦੀ ਏਕ ਗਰੀਬਾ ਰਾਖੋ ਰਾਖਣ ਖਾਰੇ ਖੇਦ ਕਰੈ ਅਰ ਬਹੁਤ ਸੰਤਾਵੇਂ ਆਇਓ ਸ਼ਰਨ ਤੁਖਾਰੇ ਬੇਨਤੀ ਹੈ ਨਾ ਜੀ ਮਹਾਰਾਜ ਫਿਰ ਇੱਕ ਸ਼ਬਦ ਹੋਰ ਗੁਰੂ ਸਾਹਿਬ ਜੀ ਦਾ ਨਾਥ ਕਛੂ ਨਾ ਜਾਣੋ ਮਨ ਮਾਇਆ ਕੈ ਹਾਥ ਵਿਕਾਨੋ ਤੁਮ ਕਈਤੋ ਜਗਤ ਗੁਰ ਸੁਆਮੀ ਹਮ ਕਈਤ ਕਲਜੂ ਕੇ ਕਾਮੀ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ ਪਲ ਪਲ ਹਰ ਜੀਤੇ ਅੰਤਰ ਪਾਰਿਓ ਮੈਂ ਫਿਰ ਬੇਨਤੀ ਕਰਾਂ ਬਹੁਤ ਸ਼ਬਦ ਨੇ ਜਿਨ੍ਹਾਂ ਵਿੱਚ ਬੇਨਤੀਆਂ ਕੀਤੀਆਂ ਦਾਤਾ ਮੈਨੂੰ ਬਚਾ ਜਿਵੇਂ ਇੱਕ ਪਾਠ ਅਸੀਂ ਕਰਨੇ ਕਾਮ ਕ੍ਰੋਧ ਲੋਭ ਝੂਠ ਨਿੰਦਾ ਇੰਤੇ ਆਪ ਛਡਾਵੋ ਬੰਦੇ ਦੀ ਤਾਕਤ ਹੈ ਬਚ ਸਕੇ ਜਿਸ ਵਾਸ਼ਨਾ ਦੇ ਫੁਰਨੇ ਨੂੰ ਬੰਦਾ ਚੇਤੇ ਕਰਦਾ ਹੈ ਨਾ ਵੀ ਇੰਨੇ ਦਿਨ ਹੋ ਗਏ ਕਦੀ ਆ ਫੁਰਨਾ ਉੱਠੇ ਨਹੀਂ ਵੈਗਰੂ ਜੀ ਬਖਸ਼ ਦਿਆ ਜੇ ਉਦੋਂ ਹੀ ਫੁਰਨਾ ਬੰਦੇ ਨੂੰ ਸਿਰ ਪਰ ਨਹੀਂ ਸੱਟਦਾ ਉਹ ਕਹਿੰਦਾ ਤੂੰ ਮੈਨੂੰ ਚੈਲੰਜ ਕਰ ਰਿਹਾ ਤੇ ਗੁਰੂ ਜੀ ਕਹਿੰਦੇ ਤੂੰ ਕਿਉਂ ਚੈਲੰਜ ਕਰ ਰਿਹਾ ਤੂੰ ਗੁਰੂ ਤੇ ਛੱਡ ਕਿ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਇਹ ਭੀਤਰ ਤੇ ਇਨ ਕੋ ਡਾਰੋ ਆਪਨ ਨਿਕਟ ਬੁਲਾਵੋ ਆਪਣੀ ਵਿਦ ਆਪ ਜਨਾਵੋ ਹਰ ਜਨ ਮੰਗਲ ਗਾਵੋ ਗੁਰਮਖੋ ਜਦੋਂ ਗਾਏਗਾ ਮੈਨੂੰ ਯਾਦ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰੀ ਕਵੀ ਬਿਹਾਰੀ ਉਹਦੀ ਰਚਨਾ ਬਹੁਤ ਰੀਖ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਉਹਨੇ ਹੱਥ ਜੋੜ ਕੇ ਇੱਕ ਵਾਰ ਲੱਖੀ ਜੰਗਲ 'ਚ ਕਿਹਾ ਸੀ ਚਾਦਰ ਮੈਲੀ ਤੇ ਸਾਬਣ ਥੋੜਾ ਜਦ ਦੇਖਾਂ ਤਾਂ ਦਰੋਵਾਂ ਚਾਦਰ ਮੈਲੀ ਤੇ ਸਾਬਣ ਥੋੜਾ ਜਦ ਦੇਖਾਂ ਤਾਂ ਤਦਰੋਵਾਂ ਬਹੁਤੇ ਦਾਗ ਲੱਗੇ ਤਨ ਮੇਰੇ ਮੈਂ ਕਿਹੜਾ ਕਿਹੜਾ ਧੋਵਾਂ ਇਹਨਾਂ ਦਾਗਾਂ ਦੀ ਕੋਈ ਕੀਮਤ ਨਾਹੀਂ ਮੈਂ ਕਿਉਂ ਕਰ ਖੱਚੀ ਹੋਵਾਂ ਸ੍ਰੀ ਸਾਹਿਬ ਮੈਨੂੰ ਦਰਸ਼ਨ ਬਖਸ਼ੋ ਮੈਂ ਸੱਚੇ ਸਾਬਣ ਤੋਂ ਹਾਂ ਮੈਂ ਸਿਰਫ ਬੇਨਤੀ ਕਰਾਂਗਾ ਅੰਤਰਮੁਖੀ ਤਾਂ ਹੋਇਆ ਜਾਣਾ ਜੇ ਸ਼ਬਦ ਨਾਲ ਜੁੜਾਂਗੇ ਫਿਰ ਅਰਜ਼ ਹੈ ਕਿ ਇੱਕ ਹੁੰਦਾ ਬੋਲਣਾ ਅਸੀਂ ਬੋਲਿਆ ਫਿਰ ਉਹ ਸੁਣੀਏ ਅੰਦਰ ਪਤੀਜ ਜਾਏ ਜਦੋਂ ਅੰਦਰ ਸਿਮਰਨ ਗੁਰੂ ਸਾਹਿਬ ਬਖਸ਼ਿਸ਼ ਕਰਨ ਚੱਲ ਪਏਗਾ ਫਿਰ ਤੇਰਾ ਅੰਦਰ ਕੀ ਤੀਰਥ ਬਣ ਜਾਏਗਾ ਫਿਰ ਭਗਤ ਰਾਮਾਨੰਦ ਕਹਿੰਦਾ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚਲੇ ਮਨ ਪਇਓ ਪੰਗ ਕਿੰਨ ਕਿਵੇਂ ਕਰੀਏ ਮੇਰਾ ਧੁਰ ਅੰਦਰ ਹੀ ਤੀਰਥ ਬਣ ਚੁੱਕਾ ਗੁਰੂ ਜੀ ਇੱਥੇ ਕਹਿ ਰਹੇ ਨੇ ਤੂੰ ਰੋਜ਼ ਹੀ ਕੰਮ ਕਰ ਅੰਤਰ ਆਤਮੇ ਇਸ਼ਨਾਨ ਕਰ ਸ਼ਬਦ ਨਾਲ ਸ਼ਬਦ ਇਹ ਵੇਖੋ ਇੱਕ ਧਿਆਨ ਹੁੰਦਾ ਮੈਨੂੰ ਪਤਾ ਹੈ ਧਿਆਨ 'ਚ ਵੀ ਅੱਜ ਕੱਲ ਚੱਲ ਰਿਹਾ ਹੈ ਵੀ ਤੁਸੀਂ ਆਪਣੇ ਮਨ ਨੂੰ ਦੇਖੋ ਮਨ ਦੇਖੋ ਕਿੱਧਰ ਜਾ ਰਿਹਾ ਉਹ ਥੋੜਾ ਬਤਾ ਟਿਕਦਾ ਨਿਗਰਾਨੀ ਕੀਤੇ ਪਰ ਫਿਰ ਵੀ ਬੇਨਤੀ ਹੈ ਕੇਵਲ ਮੌਨ ਧਾਰਨਾ ਫੁਰਨੇ ਰਹਿ ਧੋਣਾ ਇੱਕ ਸਾਧਨਾ ਹੈ ਪਰ ਗੁਰੂ ਸਾਹਿਬ ਨੇ ਸਾਨੂੰ ਬੜੀ ਬਖਸ਼ਿਸ਼ ਕੀਤੀ ਉਹਨਾਂ ਕਿਹਾ ਤੂੰ ਫੁਰਨੇ ਰਹਿ ਧੋਵੇਂਗਾ ਇਹਦੇ ਵਿੱਚ ਵੀ ਅਖੰਗਤਾ ਨਾ ਕਿਤੇ ਆ ਜਾਏ ਤੂੰ ਅੰਤਰ ਆਤਮੇ ਸ਼ਬਦ ਚਲਾ ਸ਼ਬਦ ਤੇਰੇ ਅੰਦਰ ਨੂੰ ਧੋਵੇ ਗੁਰੂ ਜੀ ਕਹਿ ਰਿਹਾ ਕਿ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਫਿਰ ਬੇਨਤੀ ਬਾਹਰ ਦੇ ਤੀਰਥ ਬਾਹਰ ਦੇ ਦਾਨ ਬਾਹਰ ਦੇ ਤਪ ਤਿਲ ਜਿੰਨੇ ਨੇ ਅੰਤਰਗਤ ਮਲ ਨਾਉ ਅੱਗੇ ਜੀ ਸਭ ਗੁਣ ਤੇਰੇ ਮੈਂ ਨਾਹੀ ਕੋਏ ਗੁਣਾ ਦੇ ਨਾਮ ਨਹੀਂ ਦੱਸੇ ਇੱਥੇ ਸੱਚੇ ਵੇ ਮੇਰੇ ਮਨ 'ਚ ਵੀ ਬੜੀ ਬੜੀ ਸੀ ਅੱਜ ਮੈਂ ਬੇਨਤੀ ਕਰਾਂਗਾ ਜਿੰਨੀ ਕੋ ਦਾਤੇ ਸੋਝੀ ਦਿੱਤੀ ਪਰ ਮੈਂ ਰੋਜ਼ ਇਹ ਗੱਲ ਕਰ ਰਿਹਾ ਰਿਪੀਟ ਨਾ ਕਰਾਂ ਬੜੇ ਗੁਰਮੁਖ ਜਪਣ ਵਾਲੇ ਤੁਹਾਡੇ 'ਚ ਬੈਠੇ ਆ ਘਰਾਂ ਹੀ ਸੁਣਦੇ ਆ ਜਿੱਥੇ ਅਰਥ ਸੋਧਣ ਦੀ ਲੋੜ ਪਏ ਸਮਝਣ ਦੀ ਮੈਨੂੰ ਜ਼ਰੂਰ ਦੱਸਿਓ ਕੋਈ ਮੈਨੂੰ ਇਹ ਨਹੀਂ ਹੁੰਦਾ ਮੈਨੂੰ ਮੈਂ ਗਿਆਨੀ ਆ ਮੈਨੂੰ ਕੋਈ ਕਹੇਗਾ ਨਹੀਂ ਮਹਾਰਾਜ ਕਹਿੰਦੇ ਆ ਸਭ ਗੁਣ ਤੇਰੇ ਸਾਰੇ ਗੁਣ ਤੇਰੇ ਆ ਮੈਂ ਨਹੀਂ ਕੋਈ ਮੇਰਾ ਕੋਈ ਗੁਣ ਨਹੀਂ ਅੱਗੇ ਬਚਨ ਵੇਣ ਗੁਣ ਕੀਤੇ ਭਗਤ ਨਾ ਹੋਏ ਭਗਤ ਦੇ ਤੱਤੇ ਨੂੰ ਸਿਹਾਰੀ ਹੈ ਭਗਤੀ ਸਾਰੇ ਗੁਣ ਤੇਰੇ ਨੇ ਸਭ ਗੁਣ ਤੇਰੇ ਮੈਂ ਨਹੀਂ ਕੋਏ ਵਿਣ ਗੁਣ ਕੀਤੇ ਵਿਣਾ ਗੁਣਾ ਕੀਤਿਆਂ ਭਗਤ ਨਾ ਹੋਏ ਹਾਂ ਇਹਦੇ ਫਿਰ ਅਰਥ ਸਭ ਗੁਣ ਤੇਰੇ ਸਾਰੇ ਗੁਣ ਤੇਰੇ ਨੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਵਿਣ ਗੁਣ ਕੀਤੇ ਤੇਰੇ ਰਾਹੀ ਗੁਣਾ ਦੀ ਬਖਸ਼ਿਸ਼ ਕੀਤੇ ਜਾਣ ਤੋਂ ਬਿਨਾ ਇਹਨੂੰ ਆਪਣੇ ਨਾਲ ਨਹੀਂ ਜੋੜਨਾ ਮੇਰੇ ਗੁਣਾ ਤੋਂ ਬਿਨਾ ਵਿਣ ਗੁਣ ਕੀਤੇ ਭਗਤ ਨਾ ਹੋਏ ਜੇ ਤੂੰ ਗੁਣਾ ਦੀ ਬਖਸ਼ੀਸ਼ ਨਹੀਂ ਕਰੇਗਾ ਤੇ ਭਗਤੀ ਨਹੀਂ ਹੋਣੀ ਫਿਰ ਬੇਨਤੀ ਵਿਣ ਗੁਣ ਕੀਤੇ ਗੁਣਾ ਦੇ ਕਰਨ ਤੋਂ ਬਿਨਾ ਪਰ ਗੁਣ ਕਿਹੜੇ ਹੁਣ ਜੇ ਕੋਈ ਪੁੱਛੇ ਸੀ ਆ ਕਾਂਗੇ ਸਤ ਸੰਤੋਖ ਦਇਆ ਧਰਮ ਧੀਰਜ ਗੁਣ ਨੇ ਨਾ ਯਾਦ ਰੱਖੋ ਇਹ ਪਹਿਲੀ ਤੁਕ ਦੇ ਅਰਥ ਜੇ ਸੁਣਿਆ ਮੰਨਿਆ ਮਨ ਕੀਤਾ ਭਾਉ ਆਤਮਿਕ ਗੁਣ ਨੇ ਇਹਨਾਂ ਗੁਣਾ ਤੋਂ ਬਿਨਾ ਭਗਤੀ ਹੋ ਹੀ ਨਹੀਂ ਸਕਦੀ ਪਰ ਇਹ ਗੁਣ ਤਾਂ ਹੋ ਸਕਦੇ ਆ ਜੇ ਤੇਰੀ ਕਿਰਪਾ ਹੋਵੇ ਤਾਂ ਫਿਰ ਬੇਨਤੀ ਇਹ ਗੁਣ ਨੇ ਸਾਰੇ ਇਹ ਮੈਨੂੰ ਪਤਾ ਹੈ ਟੀਕਾਕਾਰਾਂ ਨੇ ਗੁਰਮਖਾਂ ਨੇ ਕੀਤੇ ਆ ਬਾਹਰਮੁਖੀ ਗੁਣਾਂ ਦੀ ਗੱਲ ਕਰਦੇ ਆ ਪਰ ਇੱਥੇ ਮੈਨੂੰ ਇੰਜ ਲੱਗਦਾ ਹੈ ਜਿਹੜੇ ਗੁਣ ਅਸੀਂ ਪੜ ਰਹੇ ਹਾਂ ਕਿਉਂਕਿ ਸੁਣਿਆ ਮੰਨਿਆ ਮਨ ਕੀਤਾ ਭਾਉ ਤਿੰਨ ਚੀਜ਼ਾਂ ਨੇ ਨਾ ਫਿਰ ਗੁਰੂ ਜੀ ਕਹਿੰਦੇ ਆ ਤਾਂ ਅੰਤਰਗਤ ਹੈ ਤਾਂ ਅੰਦਰ ਸਤੀਰ ਇਸ਼ਨਾਨ ਹੈ ਇਹ ਜਿਹੜੇ ਸੁਣਨ ਦੀ ਕਿਰਪਾ ਗੁਣ ਹੈ ਇਹ ਵੀ ਤੇਰੀ ਮਿਹਰ ਹੈ ਜੇ ਮੰਨਣ ਦੀ ਹੈ ਇਹ ਵੀ ਤੇਰੀ ਮਿਹਰ ਹੈ ਜੇ ਭਾਵਨਾ ਪ੍ਰੇਮ ਹੈ ਇਹ ਆਪਣੇ ਆਪ ਨਹੀਂ ਲੱਗਦਾ ਪ੍ਰੇਮ ਵੀ ਤੇਰੀ ਦਾਤ ਹੈ ਪਰ ਮੇਰੇ ਵੈਗਰੂ ਇਹ ਗੁਣ ਵੀ ਉਹਨਾਂ ਨੂੰ ਮਿਲਦੇ ਨੇ ਜਿਨ੍ਹਾਂ ਤੇ ਤੂੰ ਕਿਰਪਾ ਕਰਦਾ ਹੈ ਫਿਰ ਬੇਨਤੀ ਕਰਾਂ ਇਹ ਗੁਣ ਨੇ ਸਾਰੇ ਇਹ ਅਧਿਆਤਮਕ ਗੁਣ ਨੇ ਮਹਾਰਜ ਕਹਿੰਦੇ ਨੇ ਕਿ ਸਭ ਗੁਣ ਤੇਰੇ ਇਹ ਚ ਮੇਰਾ ਤੇ ਕੁਝ ਵੀ ਨਹੀਂ ਉਂਝ ਵੀ ਜੇ ਬਾਹਰ ਮੁਖੀ ਦੇਖੀਏ ਗੁਣਵਾਨ ਬੰਦਾ ਕਦੀ ਨਹੀਂ ਕਹਿੰਦਾ ਗੁਣ ਮੇਰੇ ਆ ਉਹ ਜਦੋਂ ਸੂਚੀ ਤਿਆਰ ਕਰਦਾ ਔਗਣ ਆਪਣੇ ਲਾਂਦਾ ਗੁਣ ਗੁਰੂ ਵੱਲ ਦਿੰਦਾ ਮਹਾਰਾਜ ਦਾ ਇੱਕ ਬਚਨ ਹੈ ਸਭ ਅਵਗਣ ਮੈਂ ਗੁਣ ਨਹੀਂ ਕੋਈ ਕਿਉਂ ਕਰ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੁਲ ਢੰਗ ਨਾ ਮਿੱਠੇ ਬਹਿਣਾ ਇਹ ਵੀ ਕਹੇ ਉਂਝ ਇੱਕ ਗੁਣ ਹੋਰ ਵੀ ਕਹਿਆ ਜੇ ਇਸ ਦੀ ਵਿਆਖਿਆ ਕਰੋ ਗੁਰਮਖੋ ਗੁਣ ਬਹੁਤ ਕਹਿਆ ਜਿਵੇਂ ਅਸੀਂ ਇੱਕ ਪਾਠ ਕਰਨੇ ਨਿਮਨ ਸੋ ਅੱਖਰ ਖਵਣ ਗੁਣ ਜੇਵਾ ਮਣੀਆਂ ਮੰਤ ਇਹ ਤ੍ਰੈ ਭੈਣੇ ਵੇਸ ਕਰ ਤਾਂ ਬਸ ਆਵੀ ਕੰਤ ਇਹ ਵੀ ਤਾਂ ਗੁਣ ਹੈ ਨਾ ਗੁਣਾ ਦਾ ਬਹੁ ਵਿਸਤਾਰ ਹੈ ਪਰ ਇੱਥੇ ਜਿਹੜਾ ਪ੍ਰਕਰਨ ਚੱਲ ਰਿਹਾ ਹੈ ਮੈਨੂੰ ਇੰਜ ਪ੍ਰਤੀਤ ਹੋਇਆ ਕਿ ਗੁਰੂ ਸਾਹਿਬ ਇਹ ਉੱਪਰ ਵਾਲੇ ਜਿਹੜੇ ਗੁਣ ਨੇ ਜਿਨ੍ਹਾਂ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ ਸੁਣ ਮਨ ਤੇ ਭਾਵਨਾ ਤੋਂ ਬਿਨਾ ਮਹਾਰਜ ਕਹਿ ਰਿਹਾ ਇਹ ਗੁਣ ਨੇ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ ਇਹ ਜਿਹੜੇ ਉੱਪਰ ਵਾਲੇ ਗੁਣ ਨੇ ਮੇਰੇ ਨਹੀਂ ਸਭ ਗੁਣ ਤੇਰੇ ਕਿਉਂਕਿ ਪ੍ਰਕਰਨ ਉਚਾਰ ਰਿਹਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਪਰ ਗੁਰੂ ਜੀ ਕਹਿੰਦੇ ਵਿਣ ਗੁਣ ਕੀਤੇ ਭਗਤ ਨਾ ਹੋਏ ਹੁਣ ਅਗਲਾ ਬਚਨ ਸਵਸਤ ਆਤ ਬਾਣੀ ਬਰਮਾਓ ਸਵਸਤ ਵੈਸੇ ਇਹ ਅਸ਼ੀਰਵਾਦ ਹੁੰਦਾ ਜੀ ਉੰਜ ਕੁਝ ਵਿਦਵਾਨ ਕਹਿੰਦੇ ਆ ਕਿ ਗੁਰੂ ਸਾਹਿਬ ਜੀ ਨੇ ਇੱਕ ਜਿਵੇਂ ਜਜਮਾਨ ਨੂੰ ਅਸੀਸ ਨਹੀਂ ਦੇਈ ਜਾਂਦੀ ਇਹ ਵੀ ਅਰਥ ਕੀਤੇ ਵੀ ਥਵਸਤ ਵੀ ਆਪ ਜੀ ਨੂੰ ਅਸ਼ੀਰਵਾਦ ਹੈ ਜਿਵੇਂ ਸ਼ਾਬਾਸ਼ ਕਹਿੰਦੇ ਪਰ ਇੱਥੇ ਸਵਸਤ ਦੇ ਅਰਥ ਨੇ ਜੈ ਹੋਵੇ ਕਲਿਆਣ ਰੂਪ ਵੈਗੁਰੂ ਤੇਰੀ ਸਦਾ ਜੈ ਜੈਕਾਰ ਹੋਵੇ ਸਵਸਤ ਇਹ ਇਉਂ ਸ਼ਬਦ ਵਰਤੋ ਕਲਿਆਣ ਰੂਪ ਪਰਮਾਤਮਾ ਤੇਰੀ ਜੈ ਜੈਕਾਰ ਅੱਗੇ ਆਥ ਆਤ ਦਾ ਅਰਥ ਹੈ ਮਾਇਆ ਫਿਰ ਬਿੰਤ ਇੱਕ ਤਾਂ ਹੋਰ ਮਾਰੇ ਨੇ ਸ਼ਬਦ ਵਰਤੇ ਆਤ ਸੈਲ ਨੀਚ ਕਰ ਹੋਏ ਆਤ ਦਾ ਅਰਥ ਮਾਇਆ ਬਾਣੀ ਬਾਣੀ ਦਾ ਅਰਥ ਹੈ ਬੋਲ ਸ਼ਬਦ ਕਿਉਂਕਿ ਇੱਥੇ ਫਿਰ ਗੁਰਦੇਵ ਜੀ ਸ੍ਰਿਸ਼ਟੀ ਦੀ ਰਚਨਾ ਵੱਲ ਰਹੇ ਨੇ ਸਾਨੂੰ ਸਵਸਥ ਆਤ ਬਾਣੀ ਬਰਮਾਓ ਬਰਮਾਓ ਦਾ ਅਰਥ ਹੈ ਬ੍ਰਹਮਾ ਇਹ ਸ਼ਬਦ ਹਿੰਦੁਸਤਾਨ ਦੀ ਫਿਲਾਸਫੀ ਇਹ ਹੈ ਨਾ ਕਿ ਜਿਵੇਂ ਅਸੀਂ ਕੱਲ ਪੜਿਆ ਕੀਤਾ ਪਸਾਓ ਏਕੋ ਕਵਾਓ ਏਕੋ ਕਵਾਓ ਬਾਣੀ ਕੌਣ ਬਕੁਨ ਜਿਹਨੂੰ ਕਿਹਾ ਗਿਆ ਬ੍ਰਹਮਾ ਰਹੀ ਕਿਹਾ ਜਾਂਦਾ ਸ੍ਰਿਸ਼ਟੀ ਦੀ ਰਚਨਾ ਕੋਈ ਤੇ ਆ ਇੱਕ ਸ਼ਬਦ ਕਹੇ ਆਥ ਆਥ ਦਰ ਤੇ ਮਾਇਆ ਇਹਨੂੰ ਫਿਰ ਸੁਣਿਓ ਸਵਸਤ ਆਤ ਬਾਣੀ ਬਰਮਾਓ ਸਵਸ ਦਰਤ ਕਲਿਆਣ ਰੂਪ ਪਰਮਾਤਮਾ ਆਦ ਦਾ ਅਰਥ ਮਾਇਆ ਇਹ ਵੀ ਇੱਕ ਸਿਧਾਂਤ ਬਾਣੀ ਚਾਹੁੰਦਾ ਮਾਇਆ ਤੇ ਪਰਮਾਤਮਾ ਦੇ ਮਿਲਾਪ ਨਾਲ ਰਚਨਾ ਹੋਈ पहल पिर अजरा पहल पुरिये पुंडरक वना तांचे खंसा सगले जना कृष्णा ते जानो हर हर नाचंती नाचना पहल पुरुषा बिरा स्वस्थ कल्याण रूप परमात्मा अथोन पुरुषा दमरा अथोन दोबारा पुरुषा दमरा दर्थ माया असगा अस उसगा हर का बागरा नाचे पिंदी में ਸਾਗਰਾ ਇਹਨੂੰ ਥੋੜਾ ਜਿਹਾ ਹੋਰ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਉ ਦੁਈ ਕੁਦਰਤ ਸਾਜੀਐ ਮਾਇਆ ਇੱਥੇ ਗੁਰੂ ਸਾਹਿਬ ਅੱਜ ਹੋਰ ਭੁਲੇਖਾ ਸਾਰਾ ਕਰ ਰਿਹਾ ਕਿ ਇਹਨਾਂ ਨੂੰ ਰੱਬ ਤੋਂ ਵੱਖ-ਵੱਖ ਕਰਕੇ ਅਰਥ ਨਾ ਕਰਿਓ ਜੈ ਕਲਿਆਣ ਹੋਵੇ ਤੇਰੀ ਪਰਮਾਤਮਾ ਤੂੰ ਤੇਰੀ ਹੀ ਮਾਇਆ ਹੈ ਤੇਰੇ ਹੀ ਬੋਲ ਨੇ ਸ਼ਬਦ ਨੇ ਤੇ ਜਿਹੜੀ ਬ੍ਰਹਮਾ ਦੀ ਗੱਲ ਕਰਦੇ ਆ ਤੂੰ ਹੀ ਬ੍ਰਹਮਾ ਹੈ ਸੱਚ ਇਹ ਵੇ ਬਾਣੀ ਰਾਹੀ ਮਾਇਆ ਰਾਹੀ ਬ੍ਰਹਮਾ ਰਾਹੀ ਸ਼ਬਦ ਰਾਹੀ ਲੋਕ ਕਹਿੰਦੇ ਨੇ ਸ੍ਰਿਸ਼ਟੀ ਦੀ ਰਚਨਾ ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ ਤੇਰੀ ਜੈ ਜੈਕਾਰ ਹੋਵੇ ਸਭ ਕੁਝ ਤੂੰ ਆਪ ਹੀ ਹੈ ਫਿਰ ਬੇਨਤੀ ਸਵਸਤ ਆਤ ਮੈਂ ਫਿਰ ਗੱਲ ਦੁਹਰਾ ਦੇਣਾ ਸਵਸਤ ਦਾ ਅਰਥ ਮੈਂ ਬੇਨਤੀ ਕੀਤੀ ਕਿ ਥਾ ਆਇਆ ਟੀਕਾਕਾਰ ਕਿਉਂਕਿ ਇਸ ਸੰਬੰਧੀ ਪੂਰਾ ਜ਼ੋਰ ਲੱਗਾ ਪਿਆ ਅਜੇ ਵੀ ਵੀ ਖੋਰ ਗਹਿਰਾਈ ਵਿੱਚ ਡੁੱਬਿਆ ਜਾਏ ਵੀ ਦੇ ਅਰਥ ਕੀ ਨੇ ਇਹ ਨਹੀਂ ਕਿ ਮੰਨ ਲਓ ਟੀਕਾ ਕਿਸੇ ਕਰਤਾ ਕਥਾ ਹੋ ਗਈ ਬਸ ਹੁਣ ਅਰਥ ਵੱਜ ਗਏ ਨਹੀਂ ਇੱਥੇ ਫਿਰ ਹੈ ਸਵਸਤ ਤੇਰੀ ਜੈ ਜੈਕਾਰ ਹੋਵੇ ਮਹਾਰਾਜ ਕਹਿੰਦਾ ਕਲਿਆਣ ਸਰੂ ਵੈਗੁਰੂ ਤੇਰੀ ਜੈ ਜੈਕਾਰ ਜੈ ਹੋਵੇ ਤੇਰੀ ਆਦ ਦਾ ਅਰਥ ਹੈ ਮਾਇਆ ਬਾਣੀ ਦਾ ਅਰਥ ਹੈ ਬੋਲ ਜਿਹਦੇ ਰਹੀ ਰਚਨਾ ਹੋਈ ਬਰਮਾਉ ਦਾ ਅਰਥ ਹੈ ਬ੍ਰਹਮਾ ਪਰਮਾਤਮਾ ਤੂੰ ਹੀ ਬ੍ਰਹਮਾ ਤੂੰ ਹੀ ਬਾਣੀ ਤੂੰ ਹੀ ਮਾਇਆ ਸੱਚ ਐਵੇਂ ਵੇਵੇਂ ਵਕ ਵਕ ਕਰਕੇ ਕੀ ਮਰਤ ਕਰਾਂ ਸਭ ਕੁਝ ਕਰਨ ਵਾਲਾ ਤੂੰ ਹੀ ਹੈ ਸਵਸਤ ਆਤ ਬਾਣੀ ਬਰਮਾਓ ਅਗਲਾ ਬਚਨ ਸਤ ਸਦੀਵ ਰਹਿਣ ਵਾਲਾ ਅਗਾ ਹੈ ਸੁਹਾਣ ਸੁਹਾਣ ਨਾਣੇ ਨਾਲ ਸੁਹਾਣ ਦਰਤ ਤੇ ਕਿ ਗੁਰੂ ਜੀ ਨੇ ਫਰਮਾਇਆ ਸੋਹਣਾ ਸੁਭਾਨ ਤੇਰੀ ਕੁਦਰਤ ਨੂੰ ਸੁਹਾਨ ਦਰ ਤੇ ਸੋਹਣਾ ਤੇਰੇ ਤੋਂ ਵੱਧ ਸੁੰਦਰਿਆ ਕਿਸੇ ਦਾ ਨਹੀਂ ਮਹਾਰਜ ਕਹਿੰਦੇ ਨੇ ਤੂੰ ਸੱਚ ਹੈ ਤੂੰ ਬੜਾ ਸੋਹਣਾ ਹੈ ਉੰਜ ਵੈਸੇ ਗੁਰੂ ਜੀ ਨੇ ਨਾ ਕਿਤੇ ਕਿਤੇ ਸਰਗੁਣ ਝਲਕਾਂ ਵੀ ਦਿੱਤੀਆਂ ਨੇ ਬੜਾ ਸੋਹਣਾ ਹੈ ਤੂੰ ਮੈਂ ਉਸ ਦਿਨ ਬੇਨਤੀ ਕੀਤੀ ਦੇਖੋ ਗੁਰੂ ਜੀ ਦਾ ਇਹ ਬਚਨ ਤੇਰੇ ਬੰਕੇ ਲੋਇਣ ਦੰਤਰਸ਼ਾਲਾ ਸੋਹਣੇ ਨੱਕ ਜਿਨ ਲੰਬੜੇ ਬਾਲਾ ਬਾਬਾ ਜੀ ਨੇ ਕਿਹਾ ਤੇਰੀ ਚਾਲ ਸੁਹਾਵੀ ਮਦੁਰਾੜੀ ਬਾਣੀ ਕੋਕਿਨ ਕੋਕਲਾ ਤਰਲ ਜਵਾਨੀ ਸੱਚ ਇਹ ਵੇ ਤੇਰੇ ਤੋਂ ਸੋਹਣਾ ਕੋਈ ਨਹੀਂ ਤੂੰ ਸਭ ਤੋਂ ਸੋਹਣਾ ਹੈ ਮਹਾਰਾਜ ਕਹਿੰਦੇ ਆ ਕਿ ਤੂੰ ਸੱਚ ਹੈ ਪਰਮਾਤਮਾ ਤੂੰ ਅਤ ਦਾ ਸੋਹਣਾ ਹੈ ਬਹੁਤ ਸੋਹਣਾ ਹੈ ਸਤ ਸੁਹਾਨ ਸਦਾ ਮਨ ਚਾਓ ਤੇਰੇ ਮਨ 'ਚ ਕਦੀ ਗਮੀ ਝੋਰਾ ਚਿੰਤਾ ਕੁਝ ਨਹੀਂ ਆਇਆ ਮੇਰੇ ਪਰਮੇਸ਼ਵਰ ਜੀ ਤੂੰ ਸਦਾ ਚਾਚ ਰਹਿਣਾ ਤੇਰੇ ਘਰ ਵਿੱਚ ਮਾਤਮ ਦੀ ਸਾਫੀ ਕਦੀ ਨਹੀਂ ਵਿਛਦੀ ਤੇਰਾ ਘਰ ਆਨੰਦ ਵਧਾਈ ਤੁਧ ਘਰ ਸਤ ਸੁਹਾਨ ਸਦਾ ਮਨ ਚਾਉ ਮੈਂ ਫਿਰ ਇਹਦੇ ਅਰਥ ਰਿਪੀਟ ਕਰ ਦੇਣਾ ਸਵਸਥ ਕਲਿਆਣ ਰੂਪ ਪਰਮਾਤਮਾ ਤੇਰੀ ਜੈ ਸਦਾ ਜੈ ਹੋਵੇ ਆਥ ਮਾਇਆ ਬਾਣੀ ਦਾ ਅਰਥ ਬੋਲ ਬਰਮਾਉ ਬ੍ਰਹਮਾ ਪਰਮੇਸ਼ਵਰ ਕਲਿਆਣ ਰੂਪ ਤੇਰੀ ਜੈ ਜੈਕਾਰ ਹੋਵੇ ਤੇਰੇ ਤੋਂ ਮਾਇਆ ਤੇਰੇ ਤੋਂ ਬਾਣੀ ਤੇਰੇ ਤੋਂ ਬ੍ਰਹਮਾ ਇਹਦਾ ਮਤਲਬ ਸਭ ਕੁਝ ਕਰਤਾ ਖਰਤਾ ਧਰਤਾ ਸਭ ਕੁਝ ਤੂੰ ਹੀ ਹੈ ਅਗਲਾ ਬਚਨ ਮੈਂ ਆਪਣਾ ਸਾਂਝਾ ਕੀਤਾ ਸਤ ਸੁਹਾਨ ਸਤ ਇੱਥੇ ਥੋੜਾ ਜਿਹਾ ਵਿਸ਼ਰਾਮ ਦੇਾਂਗੇ ਸੱਚਾ ਹੈ ਸੁਹਾਨ ਦਾ ਅਰਥ ਹੈ ਸੋਹਣਾ ਹੈ ਸਦਾ ਮਨ ਚਾਓ ਤੇਰੇ ਮਨ 'ਚ ਕਦੀ ਗਮੀ ਨਹੀਂ ਸਦਾ ਸੱਚ ਦਾ ਆਨੰਦ ਜਿਹਨੂੰ ਕਹਿੰਦੇ ਆ ਮੇਰੀ ਬੇਨਤੀ ਕਰਾਂ ਇੱਕ ਸ਼ਬਦ ਵਰਦੇ ਹੁੰਦੇ ਆ ਸਤ ਚਿਤ ਆਨੰਦ ਇਹ ਉਹ ਗੁਰੂ ਜੀ ਕਹਿ ਰਹੇ ਆ ਜਿਹੜਾ ਸੱਚ ਹੈ ਜਿਹਦੇ ਅੰਦਰ ਆਨੰਦ ਹੈ ਸਦਾ ਸੁਹਾਨ ਸਦਾ ਮਨ ਚਾਉ ਹੁਣ ਅਗਲੀ ਗੱਲ ਫਿਰ ਹੁਣ ਸਤਿਗੁਰੂ ਸਾਨੂੰ ਇਹ ਲੋਕਾਂ ਦੀ ਗਿਣਤੀਆਂ ਮਿੰਤੀਆਂ ਲਿਆਉਣ ਲੱਗੇ ਪਹਿਲਾਂ ਉਡਾਰੀ ਮਾਰੀ ਉੱਥੇ ਲੈ ਗਏ ਵੀ ਆਹ ਕਰਿਓ ਆਹ ਮੈਲ ਜਾਏਗੀ ਹੁਣ ਗੁਰੂ ਜੀ ਕਹਿੰਦੇ ਆ ਕਿ ਬੰਦਾ ਇਹ ਜ਼ੋਰ ਲਾਂਦਾ ਪਿਆ ਵੀ ਸ੍ਰਿਸ਼ਟੀ ਦੀ ਰਚਨਾ ਕਦੋਂ ਹੋਈ ਗਿਣਤੀਆਂ ਮਿੰਤੀਆਂ ਕਰ ਰਹੇ ਕਿਵੇਂ ਹੋਈ ਸੱਚ ਹੈ ਹੁਣ ਸਤਿਗੁਰੂ ਜੀ ਅਰਥ ਬੜੇ ਸੌਖੇ ਜੇ ਕਹਿੰਦੇ ਕਵਣ ਸੋਵੇਲਾ ਕਵਣ ਮੈਂ ਬੇਨਤੀ ਕਰਾਂਗਾ ਜਿੰਨੀ ਕੋ ਸਮਝ ਮੈਨੂੰ ਪੈ ਰਹੀ ਹੈ ਉਚਾਰਨ ਦੀ ਮੈਂ ਉਨੀ ਕੋ ਅਰਜ਼ ਕਰ ਰਿਹਾ ਇਹਨੂੰ ਕਵਨ ਨਹੀਂ ਬੋਲਣਾ ਨੰਨੇ ਨਾਲ ਨਹੀਂ ਕਦੀ ਬੋਲਣਾ ਇਹ ਨਾਣੇ ਨਾਲ ਹੈ ਕਵਣ ਸੱਸੇ ਨੂੰ ਔਂਕੜ ਬੋਲਣੀ ਖੋੜਾ ਨਹੀਂ ਬੰਦ ਦੇਣਾ ਸੋ ਨਹੀਂ ਬੋਲਣਾ ਸੋ ਆ ਕਈ ਵਾਰੀ ਜਦੋਂ ਪਾਠ ਕਰਦੇ ਨਾ ਸੋ ਕਹੋ ਟਲ ਗੁਰ ਸੇਵੀਓ ਤੇ ਸੋ ਹੈ ਹੀ ਨਹੀਂ ਉੱਥੇ ਸੱਸੇ ਨੂੰ ਔਂਕੜ ਲੱਗੀ ਸੋ ਕਹੋ ਟਲ ਗੁਰ ਹੈ ਹੁਣ ਇਹਨੂੰ ਮਹਾਰਾਜ ਕਹਿੰਦੇ ਕਵਣ ਸੋ ਵੇਲਾ ਇਹ ਦੋਨੋਂ ਸ਼ਬਦ ਵਰਤੇ ਪੂਰਬ ਤੇ ਪੱਛਮ ਦੇ ਸ਼ਬਦਾਂ ਦਾ ਮੇਲ ਹੈ ਇੱਥੇ ਵੇਲਾ ਬੋਲਦੇ ਸਨ ਭਾਰਤ ਵਿੱਚ ਤੇ ਵਕਤ ਸ਼ਬਦ ਜਿਹੜਾ ਫਾਰਸੀ ਚੋਂ ਅਸੀਂ ਦੇਖਨੇ ਆ ਕਿ ਇਹ ਬੋਲਿਆ ਜਾਂਦਾ ਸੀ ਅਰਬ ਵਿੱਚ ਕਵਣ ਸੋ ਵੇਲਾ ਉਹ ਕਿਹੜਾ ਵੇਲਾ ਸੀ ਇਹ ਸਵੇਰ ਵੇਲਾ ਸੀ ਸ਼ਾਮ ਵੇਲਾ ਸੀ ਦੁਪਹਿਰ ਵੇਲਾ ਸੀ ਲੌਡਾ ਵੇਲਾ ਸੀ ਕਿ ਆਥਣ ਵੇਲਾ ਸੀ ਅਸੀਂ ਪੁਰਾਣੇ ਸ਼ਬਦ ਵਰਦੇ ਲੌਡਾ ਵੇਲਾ ਹੁੰਦਾ ਸੀ ਸ਼ਾਮ ਵੇਲਾ ਹੁੰਦਾ ਸੀ ਦੁਪਹਿਰ ਵੇਲਾ ਹੁੰਦਾ ਸੀ ਆਥਣ ਵੇਲਾ ਸੀ ਕਵਣ ਸੋ ਵੇਲਾ ਸਵੇਰੇ ਸਵੇਰ ਸ਼ਾਮ ਕਿਹੜਾ ਵਕਤ ਸੀ ਜੱਕ ਵਕਤ ਕਵਣ ਮੇਰੀ ਬੇਨਤੀ ਤੇ ਖੱਖੇ ਨਾਲ ਆਇਆ ਅਸੀਂ ਉਹ ਹੀ ਪੜਨਾ ਜੋ ਗੁਰੂ ਜੀ ਨੇ ਲਿਖਿਆ ਸ਼ਬਦ ਭਾਵੇਂ ਵਕਤ ਹੈ ਪਰ ਇੱਥੇ ਕੱਕੇ ਨਾਲ ਅਰਥੇ ਦੇ ਵਕਤ ਹੀ ਨੇ ਟਾਈਮ ਸਮਾਂ ਉਹ ਕਿਹੜਾ ਵੇਲਾ ਸੀ ਵਕਤ ਕਵਣ ਉਹ ਕਿਹੜਾ ਵਕਤ ਸੀ ਤੇ ਮਹਾਰਾਜ ਕਹਿੰਦੇ ਨੇ ਕਵਣ ਥਿਤ ਥਿਤ ਦਾ ਸਬੰਧ ਚੰਦਰਮਾ ਨਾਲ ਹੈ ਕਵਣ ਥਿਤ ਏਕਮ ਸੀ ਦੂਈ ਸੀ ਤੀ ਸੀ ਚੌਥੀ ਚੌਥ ਸੀ ਪੰਚਮੀ ਸੀ ਇਹ ਕਿਹੜੀ ਸੀ ਥਿਤ ਜਿਹੜੀ ਚੰਦਰਮਾ ਨਾਲ ਸੰਬੰਧਿਤ ਹੈ ਕਵਣ ਸੋਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਵਾਰ ਦਾ ਅਰਥ ਕਿਹੜਾ ਵਾਰ ਸੀ ਜਿਹੜਾ ਸੂਰਜ ਨਾਲ ਸੰਬੰਧਿਤ ਹੈ ਫਿਰ ਬੇਨਤੀ ਸੁਣੋ ਥਿਤ ਚੰਦਰਮਾ ਨਾਲ ਵਾਰ ਸੋਮਵਾਰ ਸੀ ਮੰਗਲਵਾਰ ਬੁੱਧਵਾਰ ਕਿਹੜਾ ਵਾਰ ਸੀ ਅਜੇ ਗੁਰੂ ਸਾਹਿਬ ਸਵਾਲ ਕਰ ਰਿਹਾ ਕਵਣ ਸਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੇ ਸੇ ਸੱਸੇ ਨੂੰ ਸਿਹਾਰੀ ਹੈ ਲਾ ਨਹੀਂ ਸੇ ਨਹੀਂ ਕਵਣ ਸੇ ਰੁੱਤੀ ਕਿਹੜੀ ਰੁੱਤ ਸੀ ਉਦੋਂ ਖਾਟ ਰੁੱਤਾਂ ਨੇ ਨਾ ਉੱਥੇ ਮੰਨੀਆਂ ਕਿਹੜੀ ਰੁੱਤ ਸੀ ਗ੍ਰੀਸਮ ਸੀ ਕਿਹੜੀ ਰੁੱਤ ਸੀ ਬਸੰਤ ਸੀ ਮਹਾਰਾਜ ਕਹਿੰਦੇ ਮੈਨੂੰ ਦੱਸੋ 6 ਰੁੱਤਾਂ ਚੋਂ ਕਿਹੜੀ ਰੁੱਤ ਸੀ ਕਵਣ ਸੇ ਰੁੱਤੀ ਮਹ ਕਵਣ ਮਹ ਕਿਹੜਾ ਮਹੀਨਾ ਸੀ 12 ਮਹੀਨਿਆਂ ਚੋਂ ਮਹਾਰਾਜ ਕੀ ਪੁੱਛ ਰਹੇ ਹੋ ਤੁਸੀਂ ਵੇਲਾ ਵਕਤ ਕਹਿੰਦੇ ਨੇ ਇਹ ਪੁੱਛਣਾ ਚਾਹਨਾ ਲੋਕੋ ਤੁਸੀਂ ਦਿਨ ਰਾਤ ਇੱਕੋ ਹੀ ਕੰਮ ਕਰੀ ਜਾਂਦੇ ਹੋ ਕਦੋਂ ਰਚਿਆ ਕਦੋਂ ਰਚਿਆ ਜਿਤ ਹੋਵਾ ਆਕਾਰ ਇਹ ਵੀ ਐੜੇ ਨੂੰ ਕੰਨਾ ਲੱਗਾ ਆਕਾਰ ਨਹੀਂ ਪੜਨਾ ਜਿਤ ਹੋਵਾ ਆਕਾਰ ਜਿੱਦਨ ਸਭ ਕੁਝ ਸਿਰਜਿਆ ਗਿਆ ਉਦਨ ਕਿਹੜਾ ਦਿਨ ਦਾ ਵੇਲਾ ਸੀ ਕਿਹੜਾ ਦਿਨ ਸੀ ਕਿਹੜੀ ਥਿਤ ਸੀ ਕਿਹੜਾ ਵਕਤ ਸੀ ਕਿਹੜਾ ਮਹੀਨਾ ਸੀ ਤੇ ਦੱਸੋ ਭਲੇ ਪੁਰਖੋ ਧਰਮਾਂ ਵਾਲਿਓ ਉਦੋਂ ਰੁੱਤ ਕਿਹੜੀ ਚੱਲਦੀ ਪਈ ਸੀ ਹੁਣ ਅੱਗੇ ਗੁਰੂ ਜੀ ਉੱਤਰ ਦੇਣ ਲੱਗੇ ਆਪੇ ਸਤਿਗੁਰੂ ਕਹਿੰਦੇ ਵੇਲ ਨਾ ਪਾਈਆ ਪਾਈਆਂ ਨਹੀਂ ਵੇਲ ਨਾ ਪਾਈਆ ਪੰਡਤੀ ਬਹੁਵਚਨ ਚ ਹੋ ਜਾਏਗਾ ਕਹਿੰਦੇ ਨੇ ਇਸ ਵੇਲੇ ਦਾ ਪਤਾ ਪੰਡਤਾਂ ਨੂੰ ਵੀ ਨਹੀਂ Hindu ਧਰਮ ਨਾਲ ਜਿਹੜੇ ਸਬੰਧਤ ઋષਿ ਮੁਨੀ ਪੰਡਿਤ ਨੇ ਮੈਂ ਬ੍ਰਾਹਮਣ ਨਹੀਂ ਕਹਿ ਰਿਹਾ ਪੰਡਿਤ ਅਰਥ ਵਿਦਵਾਨ ਵੇਲ ਨਾ ਪਾਈਆ ਪੰਡਤੀ ਉਸ ਵੇਲੇ ਦਾ ਪਤਾ ਪੰਡਤਾਂ ਨੂੰ ਵੀ ਨਹੀਂ ਜੇ ਹੋਵੇ ਲੇਖ ਪੁਰਾਣ ਇੱਥੇ ਪਾਠ ਜੇ ਨਹੀਂ ਜੇ ਸਿਆਰੀ ਹੈ ਲਾ ਨਹੀਂ ਪੜਿਆ ਜੇ ਹੀ ਜਾਂਦਾ ਲਾ ਲਾ ਕੇ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਜੇ ਦਰਤ ਨਹੀਂ ਤਾਂ ਇਹਦੇ ਅਰਥ ਕਿਉਂ ਕਰੀਏ ਉੰਜ ਸਿੱਧੇ ਜਰਤ ਕਰਾਂਗਾ ਜੀ ਜੇ ਇਸ ਬਾਰੇ ਪਤਾ ਹੁੰਦਾ ਹੋਵੇ ਲੇਖ ਪੁਰਾਣ 18 ਪੁਰਾਣਾ ਵਿੱਚੋਂ ਇੱਕ ਹੋਰ ਪੁਰਾਣ ਇਸ ਟਾਈਮ ਤੇ ਕਿਉਂ ਨਾ ਰਾਜ ਜੰਦੇ ਕਿ ਰੱਬ ਨੇ ਕਿਹੜੇ ਵੇਲੇ ਰਚਨਾ ਕੀਤੀ ਹੈ ਕਹਿੰਦੇ ਕਿਸੇ 18 ਪੁਰਾਣਾ ਚੋਂ ਕਿਸੇ ઋષਿ ਨੇ ਜ਼ਿਕਰ ਕੀਤਾ ਮਹੀਨਾ ਕਿਹੜਾ ਇੱਕ ਫਿਰ ਧਿਆਨ ਨਾਲ ਸੁਣਿਓ ਇਹ ਜ਼ਰੂਰ ਕੀਤਾ ਜ਼ਿਕਰ ਕਿਵੇਂ ਬਣਿਆ ਪਰ ਕਦੋਂ ਬਣਿਆ ਇਹ ਨਹੀਂ ਕਿਸੇ ਨੇ ਦੱਸਿਆ ਮੈਂ ਤਾਂ ਇੱਕ ਦਿਨ ਬੇਨਤੀ ਕੀਤੀ ਸ੍ਰਿਸ਼ਟੀ ਉਹ ਇੱਕ ਕਿਤਾਬ ਰੱਬ ਨੇ ਬਣਾਈ ਏ ਜਿਹਦੇ ਨਾਲ ਆਦ ਵਾਲੇ ਪੰਨੇ ਕਿਸੇ ਨੂੰ ਲੱਭਦੇ ਨਾ ਅੰਤ ਵਾਲੇ ਲੱਭਦੇ ਆ ਵਿੱਚੋਂ ਵਿੱਚੋਂ ਵੇਖ ਲੈ ਜੋ ਕੋਈ ਤੇਰੇ ਸਾਹਮਣੇ ਆਦਾ ਕਿਸੇ ਨੂੰ ਕੀ ਪਤਾ ਮਹਾਰਾਜ ਕਹਿੰਦੇ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਮੇਰੀ ਬੇਨਤੀ ਹੈ ਦਾ ਪਾਠ ਪ੍ਰਾਣ ਨਹੀਂ ਕਰਨਾ ਔਂਕੜ ਜ਼ਰੂਰ ਬੋਲਣੀ ਹੈ ਇਹ ਇਹ ਜੇ ਪ੍ਰਾਣ ਪਾਠ ਕਰਾਂਗੇ ਰਣ ਮੈਂ ਛੁੱਟਾਂ ਪ੍ਰਾਣ ਪੜੀਆਂ ਪਾਠ ਪੁਰਾਣ ਦੇਖੋ ਆਸਾ ਦੀਵਾਰ ਚ ਹੁੰਦਾ ਇੱਥੇ ਜਦੋਂ ਪੁਰਾਣ ਪੜਾਂਗੇ ਦੇ ਅਰਥ ਹੋ ਜਾਣਗੇ ਧਰਮ ਗ੍ਰੰਥ ਜੇ 18 ਪੁਰਾਣ ਗੁਰੂ ਜੀ ਕਹਿੰਦੇ ਆ ਦੱਸੋ ਕਿਸੇ ઋષਿ ਮੁਨੀ ਦਾ ਉਹ ਪੁਰਾਣ ਜਿਹਦੇ ਵਿੱਚ ਵੇਲਾ ਨਿਰਧਾਰਤ ਹੋਵੇ ਮਹੀਨਾ ਹੋਵੇ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਊੜਾ ਖੁੱਲਾ ਹੈ ਵਕਤ ਨਾ ਪਾਇਓ ਕਾਦੀਆਂ ਕਾਜ਼ੀਆਂ ਨੇ ਕਾਦੀਆਂ ਦਰਥ ਉਹ ਕਾਦੀਆਂ ਨਹੀਂ ਆਪਣਾ ਬਟਾਲੇ ਨੇੜੇ ਮੈਨੂੰ ਪਤਾ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਨਾ ਉਦੋਂ ਖਰੇ ਗੱਲ ਚੱਲੀ ਹੋਣੀ ਉਹਨੇ ਆਪਣੇ ਟੀਕੇ 'ਚ ਬਕਾਇਦਾ ਇੱਕ ਨੋਟ ਦਿੱਤਾ ਕਿ ਕਾਦੀਆਂ ਨੇ ਵਾਲੇ ਕਹਿੰਦੇ ਹੁੰਦੇ ਸਨ ਵੀ ਬਾਬਾ ਜੀ ਕਹਿ ਗਏ ਨੇ ਸਿੱਖੋ ਕਾਦੀਆਂ ਵਾਲਿਆਂ ਨਾਲ ਕਿਤੇ ਵਕਤ ਨਾ ਪਾਇਆ ਜੇ ਉਹ ਲੜਾਈ ਨਾ ਕਰਿਆ ਜੇ ਮੈਂ ਬੇਨਤੀ ਕਰਾਂ ਸੀ ਨਾ ਹੁਣ ਉਹ ਸੰਤ ਸਾਜਨ ਭੈ ਸਰਸੇ ਉਮੀਤਾ ਮਿੱਤਾ ਹੀ ਹੈ ਨਾ ਵੀ ਸੰਤ ਸਾਜਨ ਭੈ ਸਰਸੇ ਉਹ ਉਹ ਐਵੇਂ ਲਾਈ ਫਿਰਦੇ ਲੋਕਾਂ ਨੂੰ ਪਿੱਛੇ ਮੇਰੇ ਕਹਿਣ ਤੋਂ ਮੁਰਾਦ ਵੀ ਇਹ ਜਿਹੜਾ ਕਾਦੀਆਂ ਹੈ ਇਹ ਕਾਜ਼ੀਆਂ ਦਾ ਬਹੁਵਚਨ ਇਹ ਕਾਦੀ ਦਾ ਬਹੁਵਚਨ ਮਹਾਰਾਜ ਕਹਿੰਦੇ ਨੇ ਵਕਤ ਨਾ ਪਾਇਓ ਉਹਨਾਂ ਦਾ ਸ਼ਬਦ ਵੇਲਾ ਵਰਤਿਆ ਵਕਤ ਨਾ ਪਾਇਓ ਕਾਦੀਆਂ ਜੇ ਨਹੀਂ ਤਾਂ ਮੈਂ ਅਰਥ ਕਰ ਰਿਹਾ ਜੇ ਦਰ ਤੇ ਨਹੀਂ ਤਾਂ ਲਿਖਣ ਲਿਖਣ ਇੱਥੇ ਨੰਨੇ ਨਾਲ ਹੈ ਲਿਖਣ ਲੇਖ ਕੁਰਾਨ ਜੇ ਨਹੀਂ ਤਾਂ ਉਹਨਾਂ ਕੁਰਾਨ ਵਿੱਚ ਵੀ ਇਹ ਆਇਤਾਂ ਵਕਤ ਦੀਆਂ ਲਿਖ ਦੇਣੀਆਂ ਸਨ ਜੇ ਉਹਨਾਂ ਨੂੰ ਪਤਾ ਹੁੰਦਾ ਇੱਥੇ ਗੁਰਦੇਵ ਨੇ ਸ਼ਬਦ ਕਾਦੀਆਂ ਵਰਤਿਆ ਹੈ ਮੁੱਲਾ ਨਹੀਂ ਵਰਤਿਆ ਬਹੁਤ ਬਰੀਕੀ ਵਿੱਚ ਵਰਤੀ ਇਹਦਾ ਕਾਰਨ ਅਸਲ ਚ ਸੱਚ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕੋਈ ਧਾਰਮਿਕ ਗ੍ਰੰਥ ਨਹੀਂ ਜਿਹਨੂੰ ਉਸ ਦੇ ਉਚਾਰਨ ਕਰਤੇ ਨੇ ਆਪਣੀ ਹਯਾਤੀ ਵਿੱਚ ਐਡਿਟ ਕੀਤਾ ਹੋਵੇ ਤੇ ਆਪਣੀ ਹਯਾਤੀ ਵਿੱਚ ਉਹਨੂੰ ਕਿਹਾ ਹੋਵੇ ਲੋਕੋ ਇਹਨੂੰ ਮੰਨਿਓ ਚਲੋ ਠੀਕ ਹੈ ਕੁਰਾਨ ਦੇ ਬਾਰੇ ਮੈਂ ਕਿਸੇ ਧਰਮ ਗ੍ਰੰਥ ਤੇ ਨਹੀਂ ਉਹ ਬਾਅਦ ਵਿੱਚ ਖਲੀਫਿਆਂ ਇਕੱਠਾ ਕੀਤਾ حضرت ਮੁਹੰਮਦ ਸਾਹਿਬ ਤੋਂ ਬਾਅਦ ਖਲੀਫਾ ਹੈ ਖਲੀਫਾ ਫੈਸਲੇ ਕਰਦਾ ਹੈ ਜਦੋਂ ਇਸਲਾਮ ਬਹੁਤ ਜ਼ਿਆਦਾ ਫੈਲਿਆ ਉਦੋਂ ਫਿਰ ਇੱਕ ਖਲੀਫੇ ਦੀ ਥਾਂ ਤੇ ਕਾਜ਼ੀ ਮੁਕਰਰ ਕੀਤਾ ਗਿਆ ਕਿ ਕਾਜ਼ੀ ਕਿਵੇਂ ਕਰੇਗਾ ਇਹ ਇਹ ਫਿਰ ਇਨਸਾਫ ਕਾਜ਼ੀ ਕਰਦਾ ਸੀ ਇਹਦਾ ਇਹਦਾ ਖਲੀਫੇ ਨਾਲ ਸਬੰਧ ਮਹਾਰਾਜ ਕਹਿੰਦੇ ਨੇ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇ ਕੁਰਾਨ ਥਿਤ ਆ ਚੰਦਰਮਾ ਦੀਆਂ ਵਾਰ ਹਫਤੇ ਦੇ ਵਾਰ ਥਿਤ ਵਾਰ ਨਾ ਇੱਥੇ ਕੰਨਾ ਲਾਇਆ ਮਹਾਰਾਜ ਨੇ ਨਹੀਂ ਜਾਣਦੇ ਥਿਤ ਵਾਰ ਨਾ ਜੋਗੀ ਜਾਣੈ ਦੁਲਾਵਾ ਕਿ ਇਸ ਥਿਤ ਤੇ ਵਾਰ ਨੂੰ ਜੋਗੀਆਂ ਨੂੰ ਵੀ ਨਹੀਂ ਪਤਾ ਜਿੰਨੀਆਂ ਮਰਜ਼ੀ ਸਮਾਧੀਆਂ ਲਾਣ ਰੁੱਤ ਮਹ ਨਾ ਕੋਈ ਨਾ ਰੁੱਤ ਦਾ ਨਾ ਮਕੀਨੇ ਦਾ ਕਿਸੇ ਨੂੰ ਪਤਾ ਨਹੀਂ ਤੇ ਸਤਿਗੁਰੂ ਫਿਰ ਤੁਸੀਂ ਦੱਸ ਦਿਓ ਵੇਖੋ ਗੁਰੂ ਸਾਹਿਬ ਦੀ ਨਿਮਰਤਾ ਕਹਿੰਦੇ ਮੈਂ ਤੇ ਇਸ ਮਸਲੇ 'ਚ ਪੈਂਦਾ ਹੀ ਕੋਈ ਨਹੀਂ ਮੈਂ ਉਹਦੇ ਤੇ ਛੱਡ ਦਿੱਤਾ ਜਿਨੇ ਬਣਾਇਆ ਜਾ ਕਰਤਾ ਜਾ ਨਹੀਂ ਇੱਥੇ ਪਾਠ ਜਾ ਹੀ ਹੈ ਜਿਸ ਨੇ ਜਿਹੜੇ ਨੇ ਜਾਂ ਪਾਠ ਕਰਾਂਗੇ ਅਨਰਥ ਹੋ ਜਾਣਾ ਜਾਂ ਕਰਤਾ ਸਿਰਠੀ ਸ੍ਰਿਸ਼ਟੀ ਨਹੀਂ ਜਾਂ ਕਰਤਾ ਸਿਰਠੀ ਕੋ ਸਾਜੇ ਲਾਂਖ ਹੈ ਸਾਜੇ ਆਪੇ ਜਾਣੈ ਸੋਈ ਇਹਦਾ ਅਰਥ ਹੋ ਗਿਆ ਜਿਸ ਕਰਤੇ ਨੇ ਸ੍ਰਿਸ਼ਟੀ ਨੂੰ ਸਾਜਿਆ ਹੈ ਇਹਦੇ ਬਾਰੇ ਉਹੀ ਜਾਣਦਾ ਬੰਦਿਆ ਤੂੰ ਕੀ ਜਾਣ ਸਕਣਾ ਦੇਖੋ ਸਪਸ਼ਟ ਕਰ ਦਿੱਤਾ ਵੀ ਇਸ ਮਸਲੇ 'ਚ ਨਾ ਪਵੋ ਵੀ ਕਦੋਂ ਹੋਇਆ ਹਾਂ ਕਿਵੇਂ ਹੋਏ ਦੇ ਉੱਤਰ ਮਿਲਦੇ ਨੇ ਸਾਚੇ ਤੇ ਪਵਣਾ ਪਿਆ ਪਵਣੇ ਤੇ ਜਲ ਹੋਏ ਪਰ ਇਹ ਨਹੀਂ ਦੱਸਿਆ ਵੀ ਤਰੀਕਾ ਜਾਂ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ ਆਪੇ ਜਾਣਦਾ ਅੱਗੇ ਮਹਾਰਾਜ ਕਹਿੰਦੇ ਕਿਵ ਕਰ ਆਖਾਂ ਇਹ ਪੁਰਾਤਨ ਪੰਜਾਬੀ ਸੀ ਜੀ ਇਹ ਇਹ ਜਿਹਨੂੰ ਅਜੇ ਕਿਉਂ ਕਹਿੰਨੇ ਪਿਆ ਪਰ ਇਹਦੇ ਚ ਮੈਂ ਇੱਕ ਦਿਨ ਕਿਹਾ ਦੋਨੋਂ ਆ ਗਈ ਜਿਹੜੀ ਪੰਜਾਬੀ ਖੁਣ ਵਰਤਿੰਦੀ ਗਏ ਉਹਦਾ ਵੀ ਲਫ਼ਜ਼ ਆਇਆ ਕਿਉਂ ਪਹਿਲਾਂ ਸੀ ਕਿਵ ਕਿਵ ਕਰ ਆਖਾਂ ਕਿਵੇਂ ਆਖਾਂ ਉਸ ਨੂੰ ਮਹਾਰਾਜ ਕਹਿੰਦੇ ਨੇ ਕਿਵ ਸਾ ਲਾਹੀ ਸਾ ਲਾਹੀ ਕਿਵੇਂ ਉਹਦੀ ਸਲੋਤਾ ਕਰਾਂ ਕਿਵੇਂ ਸਿਫਤ ਕਰਾਂ ਕਿਉਂ ਵਰਨੀ ਵਰਨੀ ਦਾ ਅਰਥ ਹੈ ਵਰਣਨ ਕਰਨਾ ਬਿਆਨ ਕਰਨਾ ਵਿਸਤਾਰ ਕਰਨਾ ਕਿਵ ਜਾਣਾ ਕਿਵੇਂ ਇਸ ਗੱਲ ਨੂੰ ਸਮਝਾਂ ਕਿਵ ਕਰ ਆਖਾਂ ਕਿਵ ਸਾ ਲਾਹੀ ਕਿਉਂ ਵਰਨੀ ਕਿਵ ਜਾਣਾ ਬਾਬਾ ਜੀ ਕਹਿੰਦੇ ਨਾਨਕ ਆਖਣ ਆਖਣ ਨਾਨਕ ਆਖਣ ਸਭ ਕੋ ਆਖੈ ਕਹਿਣ ਮਾਤਰ ਨੂੰ ਸਾਰੀ ਕਹੀ ਜਾਂਦੇ ਆ ਤੇ ਮਹਾਰਾਜ ਕਹਿੰਦੇ ਨੇ ਫਿਰ ਦੂਜੇ ਗੱਲ ਦੂਜੇ ਨੂੰ ਕੱਟਦੇ ਪਿਆ ਇੱਕ ਦੂ ਇੱਕ ਸਿਆਣਾ ਜਿਹਨੂੰ ਪੁੱਛੋ ਕਹਿੰਦੇ ਨੂੰ ਕੀ ਪਤਾ ਮੈਨੂੰ ਪਤਾ ਮੇਰੇ ਤੋਂ ਪੁੱਛ ਮਹਾਰਾਜ ਕਹਿੰਦੇ ਵੇਖੋ ਲੋਕ ਕਰ ਕੀ ਰਹੇ ਨੇ ਮੈਂ ਕਹਿੰਦੇ ਨੇ ਮੈਂ ਨਹੀਂ ਕਹਿ ਸਕਦਾ ਕਿਵੇਂ ਆਖਾਂ ਕਿਵੇਂ ਵਰਣਨ ਕਰਾਂ ਮੇਰੇ ਕੋਲ ਸਮਰੱਥਾ ਹੀ ਨਹੀਂ ਇਹ ਤਾਂ ਕਰਤਾ ਜਾਣੇ ਜਿਨੇ ਰਚਿਆ ਕਿਉਂਕਿ ਜਾ ਕਰਤਾ ਸਿਰ ਠੀਕੋ ਸਾਜੇ मैं पिछ फिर बेनती करा क्यों वर्णी कि जाना क्या नानक आखन सब को आख है एक दो एक सियाना एक तो एक सियाना बनिया बैठे महाराज कहने वा साहिब मेरी बेनती साहिब दर्थ मालक मेरा वाहगुरु सब तो व्डा है वी नाई नाई नहीं नाई दर्थ वड्याई मेरा साहिब वा है ਉਹਦੀ ਵਡਿਆਈ ਵੀ ਬੜੀ ਵੱਡੀ ਹੈ ਕੀਤਾ ਜਾ ਕਾ ਹੋਵੇ ਇਹ ਜੋ ਕੁਝ ਕੀਤਾ ਹੈ ਇਹ ਉਸ ਦਾ ਬਣਾਇਆ ਹੋਇਆ ਹੈ ਉਹਨੇ ਸਭ ਕੁਝ ਕੀਤਾ ਹੈ ਮਹਾਰਾਜ ਕਹਿੰਦੇ ਵੱਡਾ ਸਾਹਿਬ ਵੱਡੀ ਨਾਈ ਉਹ ਵੱਡਾ ਹੈ ਉਹਦੀ ਸੱਚਮੁੱਚ ਵਡਿਆਈ ਵੀ ਵੱਡੀ ਹੈ ਕੀਤਾ ਜਾ ਕਾ ਹੋਵੇ ਜੋ ਕੁਝ ਹੈ ਉਹ ਤਾਂ ਕੀਤਾ ਨਾਨਕ ਜੇ ਕੋ ਜੇ ਕੋ ਆਪੋ ਆਪੋ ਆਪਣੇ ਆਪ ਜਾਣੈ ਜਿਹੜਾ ਬੰਦਾ ਆਪਣੇ ਆਪ 'ਚ ਫੁੱਲਿਆ ਫਿਰੇ ਮੈਨੂੰ ਸਭ ਕੁਝ ਪਤਾ ਹੈ ਮੇਰੇ ਤੋਂ ਵੱਡਾ ਵਿਦਵਾਨ ਕੋਈ ਨਹੀਂ ਅੱਗੇ ਆਵੇਗਾ ਨਾ ਜਦੋਂ ਮਹਾਰਾਜ ਇੱਕ ਥਾਂ ਕਹਿਣਗੇ ਸੋਦਰ ਤੋਂ ਪਹਿਲਾਂ ਕਹਿੰਦੇ ਨੇ ਜਦੋਂ ਮੂਰਖਾਂ ਦੀ ਲਿਸਟ ਤਿਆਰ ਕਰਨੀ ਹੈ ਸਭ ਤੋਂ ਟੌਪਰ ਉਹਨੂੰ ਲਿਖਣਾ ਜਿਹੜਾ ਕਹਿੰਦਾ ਮੈਂ ਸਭ ਕੁਝ ਜਾਣ ਗਿਆ ਹਾਂ ਜੇ ਕੋ ਅੱਖ ਹੈ ਬੋਲ ਵਿਗਾੜ ਤਾਂ ਲਿਖੀ ਹੈ ਸਿਰ ਗਾਵਾਰਾਂ ਗਾਵਾਰ ਸਭ ਤੋਂ ਟੌਪ ਦਾ ਮੂਰਖ ਹੋਵੇ ਜਿਹੜਾ ਕਹਿੰਦਾ ਮੈਂ ਜਾਣ ਗਿਆ ਇਹ ਹੈ ਗੁਰੂ ਘਰ ਦੀ ਨਿਰਮਾਣਤਾ ਸਭ ਕੋਈ ਦੱਸ ਵੀ ਰਹੇ ਆ ਤੇ ਪਿਛਲੇ ਦਿਨ ਮੈਂ ਕਹਿਤੀ ਸ਼ਾਇਦ ਭਾਈ ਵੀਰ ਸਿੰਘ ਨੇ ਕਿਹਾ ਸੀ ਕੀ ਹੋਇਆ ਤੇ ਕੀ ਕੂ ਹੋਇਆ ਖੱਪ ਖੱਪ ਮੁਵੇ ਸਿਆਣੇ ਉਸ ਰਾਹ ਪਵੇਂ ਕਿ ਉਹ ਜਿੰਦੇ ਜਿਸ ਰਾਹ ਪੂਰ ਮੁਹਾਣੇ ਭਟਕਣ ਛੱਡ ਲਟਕਲਾ ਇੱਕੋ ਖੀਵੀ ਹੋ ਸੁਖਮਾਣੀ ਹੋਸ਼ਾ ਨਾਲੋਂ ਮਸਤੀ ਚੰਗੀ ਜੋ ਰੱਖਦੀ ਸਦਾ ਟਿਕਾਣੇ ਗੁਰੂ ਜੀ ਕਹਿ ਰਿਹਾ ਨਹੀਂ ਕੋਈ ਜਾਣ ਸਕਦਾ ਮਹਾਰਾਜ ਕਹਿ ਰਿਹਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਆਪੋਂ ਜਾਣੈ ਆਪਣੇ ਆਪ ਚ ਸਰਦਾਰ ਆਪਣੇ ਆਪ ਚ ਵਿਦਵਾਨ ਆਪੋਂ ਜਾਣੈ ਮੈਂ ਬੋਲ ਜਾਣੈ ਅੱਗੇ ਗਿਆ ਨਾ ਨਾ ਸੋ ਹੈ ਉਹ ਰੱਬ ਦੀ ਦਰਗਾਹ 'ਚ ਗਿਆ ਹੋਇਆ ਬਿਲਕੁਲ ਚੰਗਾ ਨਹੀਂ ਲੱਗੇਗਾ ਜਿਹੜਾ ਹੰਕਾਰ ਦੀ ਡੀਂਗ ਮਾਰ ਕੇ ਕਹਿੰਦਾ ਮੈਂ ਸਭ ਤੋਂ ਸਿਆਣਾ ਮੈਨੂੰ ਸਮਝ ਪੈ ਗਈ ਮਹਾਰਾਜ ਨੇ ਤਾਂ ਹੀ ਕਿਹਾ ਆਪਸ ਕੋ ਜੋ ਭਲਾ ਕਹਾਵੇ ਤੇ ਸਹਿ ਭਲਾਈ ਨਿਕਟ ਨਾ ਆਵੇ ਗੁਰੂ ਸਾਹਿਬ ਕਹ ਰਹੇ ਨਹੀਂ ਇਹ ਗਲਤ ਗੱਲ ਹੈ ਤੂੰ ਕਿਵੇਂ ਕਹਿ ਰਹੇ ਮੈਂ ਬਹੁਤ ਸਿਆਣਾ ਹੁਣ ਇਸ ਤੋਂ ਅੱਗੇ ਸੱਚੇ ਪਾਤਸ਼ਾਹ ਇੱਕ ਹੋਰ ਹੈ ਗੱਲ ਉਹ ਇਹ ਇਸੇ ਨਾਲ ਜੁੜ ਕੇ ਬਾਹਰਮੁਖੀ ਲੋਕਾਂ ਨੇ ਧਰਮਾਂ ਨੇ ਗਿਣਤੀ ਮਿੰਤੀ ਕੀਤੀ ਹੈ ਹੁਣ ਕਿਰਪਾ ਕਰੋ ਇਹ ਅਗਲੀ ਪੌੜੀ ਸ਼ੁਰੂ ਹੋ ਗਈ ਇਹਦੇ ਨਾਲ ਮਿਲਦੀ ਤਾਂ ਅਸੀਂ ਅਰਥ ਕਰਨ ਲੱਗੇ ਆ ਪਾਤਾਲਾ ਪਾਤਾਲ ਲਖ आगासा आगास वैसे नास की रहत है पाठ पढ़े सारी जने पताला पाताला पाताल लख आगासा आगास ਸ਼ਬਦ ਆਕਾਸ਼ ਕਹੇ ਇੱਥੇ ਗੱਗਾ ਵਰਤਿਆ ਗੁਰੂ ਜੀ ਨੇ ਲੱਖਾਂ ਪਤਾਲ ਨੇ ਇੱਕ ਪਤਾਲ ਤੋਂ ਅੱਗੇ ਪਤਾਲ ਲੱਖਾਂ ਪਤਾਲ ਨੇ ਆਕਾਸ਼ ਤੋਂ ਅੱਗੇ ਹੋਰ ਆਕਾਸ਼ ਨੇ ਫਿਰ ਬਿੰਤੀ ਪਾਤਾਲਾ ਪਾਤਾਲ ਲਖ ਆਗਾਸਾਂ ਆਗਾਸ ਓੜਕ ਓੜਕ ਜ਼ੋਰ ਲਾ ਕੇ ਅੰਤ ਤੱਕ ਕਹਿ ਲੋ ਭਾਲ ਥੱਕੇ ਲੱਭਦੇ ਪਏ ਆ ਹੋਰ ਲੱਭ ਜਾ ਇਹ ਆਪਾਂ ਜ਼ੋਰ ਲੱਗਦਾ ਪਿਆ ਨਾ ਮੰਗਲ ਤੋਂ ਅੱਗੇ ਤੁਰ ਜੀਏ ਇਸ ਇਸ ਗਲਸਕੀ ਤੋਂ ਅੱਗੇ ਫਿਰ ਅੱਗੇ ਨਿਕਲਾਂਗੇ ਇਹ ਇਸ ਸੋਰ ਪਰਿਵਾਰ ਤੋਂ ਹੋਰ ਅੱਗੇ ਨਿਕਲਾਂਗੇ ਮਹਾਰਾਜ ਕਹਿੰਦਾ ਗੱਲ ਸੁਣੋ ਤੁਸੀਂ ਐਵੇਂ ਸਿਰਖ ਖਪਾਈ ਕਰਦੇ ਪਏ ਹੋ ਇੱਥੇ ਤੇ ਵੇਦਾਂ ਦੇ ઋષਿ ਮੁਨੀ ਸਾਰੇ ਇੱਕ ਜ਼ਬਾਨ ਹੋ ਕੇ ਕਹਿੰਦੇ ਸਨ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਫਿਰ ਬੇਨਤੀ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਬਾਤ ਇੱਕ ਬਾਤ ਇੱਕ ਜ਼ਬਾਨ ਹੋ ਕੇ ਵੇਦ ਕਹਿ ਰਹੇ ਆ ਇਹਦਾ ਮਤਲਬ ਵੇਦਾਂ ਦੇ ઋષਿ ਵੀ ਇਸ ਗੱਲ ਨੂੰ ਕਹਿ ਰਹੇ ਆ ਕਿ ਓੜਕ ਓੜਕ ਪਾਲ ਥਕੇ ਉਸ ਪਰਮਾਤਮਾ ਦੀ ਰਚੀ ਕੋਈ ਰਚਨਾ ਦਾ ਕੋਈ ਅੰਤ ਨਹੀਂ ਓੜ ਕੋੜ ਅੰਤ ਕਰ ਚੁੱਕੇ ਆ ਪਰ ਪਿਆਰਿਓ ਉਹਦਾ ਅੰਤ ਨਹੀਂ ਪੈ ਸਕਦਾ ਇਸ ਬਾਰੇ ਚਲੋ ਗੁਰੂ ਸਾਹਿਬ ਜੀ ਤੇ ਇਹ ਬਖਸ਼ਿਸ਼ ਕੀਤੀ ਮੈਂ ਆਪ ਨੂੰ ਬੇਨਤੀ ਕਰ ਰਿਹਾ ਜਦੋਂ ਖੰਡ ਆਉਣਗੇ ਮੈਂ ਕਰ ਜਾਾਂਗਾ ਕਥਾ ਪਰ ਮੈਂ ਸੱਚ ਕੇ ਨਾ ਮਾਰੇ ਦੀ ਜੂਰੀ 'ਚ ਖੰਡਾਂ ਦੀ ਕਥਾ ਅਕਥਨੀਆ ਹੈ ਆਪਣੇ ਤੋਂ ਹੋਣੀ ਨਹੀਂ ਪਰ ਯਤਨ ਕਰਾਂਗੇ ਅਸਾਂ ਤੇ ਅੱਖਰਾਂ ਨਾਲ ਹੀ ਚੱਲਣਾ ਹੈ ਨਾ ਅਕਥਨੀਆਂ ਗੁਰੂ ਜੀ ਖੁਦ ਕਹਿੰਦੇ ਆ ਹੁਣ ਆ ਜਿਹੜਾ ਹੈ ਇਸ ਧਰਤੀ ਤੋਂ ਬਿਨਾ ਹੋਰ ਧਰਤੀਆਂ ਬਹੁਤ ਨੇ ਇਸ ਧਰਤੀ ਤੋਂ ਬਿਨਾ ਬਹੁਤ ਪਤਾਲ ਆਕਾਸ਼ ਪਰ ਮੈਂ ਇੱਕ ਬੇਨਤੀ ਆਪ ਨੂੰ ਕਰਨੀ ਹੈ ਆਪ ਸ਼ਰਧਾ ਸੰਯੁਕਤ ਬੈਠੇ ਹੋ ਗੁਰੂ ਸਾਹਿਬ ਬਗਦਾਦ ਗਏ ਚਲੋ ਘਟਨਾ ਦਸਤਗੀਰ ਵਾਲੀ ਗੁਰੂ ਸਾਹਿਬ ਬਗਦਾਦ ਜਾਂਦੇ ਆ ਭਾਈ ਸਾਹਿਬ ਨੇ ਦੋਨੋਂ ਪੌੜੀਆਂ ਇਕੱਠੀਆਂ ਰੱਖੀਆਂ ਨੇ ਕਿ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ ਬਾਬਾ ਜੀ ਗਏ ਬਗਦਾਦ ਤੋਂ ਬਾਹਰ-ਬਾਹਰ ਪਰ ਉਦੋਂ ਕਹਿੰਦੇ ਨੇ ਦੀਵਾਰ ਸੀ ਦੀਵਾਰ ਦੇ ਅੰਦਰਵਾਰ ਸ਼ਹਿਰ ਤੋਂ ਬਾਹਰ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਏ ਕੀਆ ਅਸਥਾਨਾ ਇੱਕ ਬਾਬਾ ਆਕਾਰ ਰੂਪ ਦੂਜਾ ਰਬਾਬੀ ਮਰਦਾਨਾ ਦਿੱਤੀ ਬਾਗ ਨਿਵਾਜ ਕਰ ਬਾਂਗਸੀ ਗੁਰਬਰ ਅਕਾਲ ਸਤਿ ਸ਼੍ਰੀ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਸਰਬ ਜੀ ਸਰਬ ਜਿਵਾਲ ਪ੍ਰਭੂ ਕਿਰਪਾਲ ਇਹ ਬਾਂਗਸੀ ਅਸਲ 'ਚ ਜਿਹੜੀ ਭਾਈ ਮਨੀ ਸਿੰਘ ਨੇ ਲਿਖੀ ਗੁਰੂ ਜੀ ਨੇ ਕਿਹਾ ਗੁਰਬਰ ਅਕਾਲ ਇਹ ਸਾਰੇ ਸ਼ਬਦ ਕਹਿ ਕੇ ਸਤਿ ਸ਼੍ਰੀ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਪ੍ਰਭੂ ਕਿਰਪਾਲ ਸਰਬ ਜੀਵਾਲ ਦਿੱਤੀ ਬਾਗ ਨਿਵਾਜ ਕਰ ਸੁਨ ਸਮਾਨ ਹੋਵਾ ਜਹਾਨਾ ਗੁਰੂ ਸਾਹਿਬ ਦੇ ਸ਼ਬਦ ਦੀ ਇੰਨੀ ਵੱਡੀ ਇੰਨੀ ਜ਼ਬਰਦਸਤ ਤਸਵੀਰ ਸੀ ਪੂਰੇ ਦਾ ਪੂਰਾ ਬਗਦਾਦ ਕਹਿੰਦੇ ਨੇ ਸੁਣ ਕਰਕੇ ਰੱਖ ਦਿੱਤਾ ਮੈਂ ਆਪ ਨੂੰ ਬੇਨਤੀ ਕਰਾਂ ਸੁਣ ਦਰਤ ਕੀਤਾ ਸੀ ਅਫੋਰ ਪੱਥਰ ਨਹੀਂ ਦਿੱਤੀ ਬਾਗ ਨਿਵਾਜ ਕਰ ਸੁਣ ਸਮਾਨ ਹੋਵਾ ਜਹਾਨਾ ਸੁਨ ਮਨ ਨਗਰੀ ਪਈ ਦੇਖ ਫਕੀਰ ਪਿਆ ਦੇਖ ਪੀਰ ਪਿਆ ਖੈਰਾਨਾ ਵੇਖੈ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ ਮੈਂ ਪਰਸ਼ੂ ਦੇ ਅਰਥ ਕਰ ਚੁੱਕਾ ਪੁੱਛਿਆ ਫਿਰ ਕਹਿ ਦਸਤਗੀਰ ਕੌਣ ਫਕੀਰ ਕਿਸ ਕਾ ਕਰਹਾਨਾ ਅੱਗੋ ਭਾਈ ਸਾਹਿਬ ਬੋਲਦੇ ਆ ਮਰਦਾਨਾ ਜੀ ਨਾਨਕ ਕੱਲ ਵੀ ਚਾਇਆ ਰੱਬ ਫਕੀਰ ਇੱਕੋ ਪਹਿਚਾਨਾ ਧਰਤ ਆਕਾਸ਼ ਚੌਂ ਦੇ ਜਨ ਅੱਗੇ ਪੁੱਛੇ ਪੀਰ ਤਕਰਾਰ ਕਰ ਇਹ ਫਕੀਰ ਵੱਡਾ ਅਤਾਈ ਇੱਥੇ ਵਿੱਚ ਬਗਦਾਦ ਦੇ ਵੱਡੀ ਕਰਾਮਾਤ ਦਿਖਲਾਈ ਪਾਤਾਲਾ ਆਕਾਸ਼ ਲਖ ਓੜਕ ਭਾਲੀ ਖਬਰ ਸੁਣਾਈ ਸਾਖੀਕਾਰ ਕਹਿੰਦਾ ਵੀ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਇਹ ਇਹ ਪੌੜੀ ਉੱਥੇ ਗਾ ਉੱਥੇ ਗਾਈ ਇਹਦਾ ਮਤਲਬ ਉਹ ਪੀਰ ਦਸਤਗੀਰ ਕਹਿ ਰਿਹਾ ਹੈ ਵੀ ਇਹ ਔੜਕ ਦੀ ਗੱਲ ਸੁਣਾਣਾ ਪਿਆ ਤੂੰ ਕਿਉਂਕਿ ਸੱਤ ਆਕਾਸ਼ ਸੱਤ ਪਤਾਲ ਉੰਜ ਵੈਸੇ ਕਤੇਬਾਂ ਜਿਹੜੀਆਂ ਨੇ ਮਹਾਰਾਜ ਨੇ ਚਾਰਾਂ ਦਾ ਜ਼ਿਕਰ ਕਰ ਦਿੱਤਾ ਉਜ਼ੀਲ ਤੁਰੇਤ ਜ਼ੰਬੂਰ ਆਦਿਕ ਉਹ ਕਹਿੰਦੇ ਉਹ 18000 ਆਲਮ ਦੱਸ ਰਹੀਆਂ ਨੇ ਉਹ ਅੱਗੇ ਤੁਕ ਚਾਉਣਾ ਸੈਸ 18 ਹੈ ਕਹਿਣ ਕਿਤੇਬਾਂ ਪਰ ਉਹ ਤਾਂ ਕਹਿੰਦੇ ਕੁਰਾਨ ਮੁਤਾਬਕ ਸੱਤ ਪਤਾਲ ਸੱਤ ਆਕਾਸ਼ ਪਾਤਾਲਾ ਆਕਾਸ਼ ਲਖ ਓੜਕ ਭਾਲੀ ਖਬਰ ਸੁਣਾਈ ਉਥੇ ਕਹਿੰਦੇ ਨੇ ਸਾਨੂੰ ਦੱਸ ਫਿਰ ਦੁਰਾਇਨ ਦਸਤਗੀਰ ਅਸਾਂ ਵੀ ਦੇਖਾਂ ਜੋਤ ਪਾਈ ਸਾਨੂੰ ਵੀ ਦੱਸ ਮੈਂ ਇਸ ਕਰਕੇ ਆਪ ਨੂੰ ਬੇਨਤੀ ਕਰ ਲੱਗਾ ਜਿਹੜਾ ਸਤਿਗੁਰੂ ਸੁਰਤ ਨਾਲ ਖੰਡਾਂ ਬ੍ਰਹਿਮੰਡਾਂ ਦੇ ਚਰਿੱਤਰ ਖੰਡਾਂ ਬ੍ਰਹਿਮੰਡਾਂ ਦੇ ਵਰਤਾਰੇ ਦੱਸ ਰਿਹਾ ਹੈ ਉਹ ਸਤਿਗੁਰੂ ਸਮਰੱਥ ਹੈ ਉਹ ਅੱਖ ਫੁਰਕ ਵਿੱਚ ਸਭ ਕੁਝ ਦਿਖਲਾ ਵੀ ਸਕਦਾ ਹੈ ਉੱਥੇ ਫਿਰ ਉਹਨੇ ਕਿਹਾ ਸਾਨੂੰ ਦੱਸੋ ਉੱਥੇ ਕਹਿੰਦਾ ਨਾਲ ਲੇਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਲੱਖ ਪਤਾਲ ਆਕਾਸ਼ ਲੱਖ ਅੱਖ ਫੁਰਕ ਇੱਕ ਖਿੰਚ ਅੱਖ ਫੁਰਕ ਵੀ ਸਭ ਦਿਖਲਾਈ ਪਰ ਕਚਕੋਲ ਪ੍ਰਸ਼ਾਦ ਦਾ ਧੁਰੋਂ ਪਤਾ ਲੋ ਲਈ ਕੜਾਈ ਹੁਣ ਮੈਨੂੰ ਨਹੀਂ ਇਹ ਪਤਾ ਪਰ ਭਾਈ ਸਾਹਿਬ ਵਰਗਾ ਗੁਰਮੁਖ ਇਹ ਸ਼ਬਦ ਕਹਿ ਰਹੇ ਕੋ ਜੀ ਹੁਣ ਸਿੱਧ ਕਰੋ ਜੀ ਉੱਥੇ ਕਿਵੇਂ ਹੋ ਸਕਦਾ ਹੈ ਭਾਈ ਸਾਹਿਬ ਕਹਿੰਦੇ ਨੇ ਗੁਰੂ ਸਾਹਿਬ ਨੇ ਉਹਦੇ ਬੇਟੇ ਨੂੰ ਅੱਖ ਚਮਕਣ ਦੀ ਦੇਹ 'ਚ ਯਾਦ ਰੱਖਿਓ ਅੱਖ ਚਮਕਣ ਤਾਂ ਹੈ ਸੁਰਤੀ ਦੇ ਮਾਰਗ ਰਾਹੀਂ ਟਾਈਮ ਖਤਮ ਹੋ ਜਾਂਦਾ ਹੈ ਉਹਦੇ ਘੰਟੇ 2 ਘੰਟੇ ਨਹੀਂ ਹੁਣ ਜਿਹੜੀ ਘੜੀ ਇੱਥੇ ਚੱਲਦੀ ਪਈ ਹੈ ਇਹ ਮੰਗਲ ਤੇ ਚੱਲ ਜੂਗੀ ਜਿਹੜੀ ਘੜੀ ਇੱਥੇ ਚੱਲਦੀ ਵੀ ਚੰਦਰਮਾ ਤੇ ਚੱਲੂਗੀ ਮੈਂ ਫਿਰ ਬੇਨਤੀ ਕਰਾਂ ਗੁਰੂ ਸਾਹਿਬ ਕਹਿੰਦੇ ਆ ਨਾ ਲਿੱਤਾ ਬੇਟਾ ਪੀਰ ਦਾ ਅੱਖੀ ਮੀਟ ਗਿਆ ਹਵਾਈ ਲੱਖ ਪਤਾਲ ਆਕਾਸ਼ ਲੱਖ ਅੱਖ ਫਰਕ ਵਿੱਚ ਸਭ ਦਿਖਲਾਈ ਪਰ ਕਚਕੋਲ ਪ੍ਰਸ਼ਾਦ ਦਾ ਧੁਰੋਂ ਪਤਾਲੋ ਲਈ ਕੜਾਈ ਕਹਿੰਦੇ ਦੇਗ ਦਾ ਕਚਕੋਲ ਭਰ ਕੇ ਕਿਹਾ ਤੇਰੇ ਪਿਓ ਨੇ ਭਰੋਸਾ ਨਹੀਂ ਕਰਨਾ ਉਹਨੂੰ ਦੇ ਦੇ ਅੱਗੇ ਭਾਈ ਸਾਹਿਬ ਕਹਿੰਦੇ ਜ਼ਾਹਰ ਕਲਾ ਨਾ ਛਪੇ ਛਪਾਈ ਇਸ ਕਲਾ ਨੂੰ ਪਰ ਗੁਰੂ ਜੀ ਫਿਰ ਵੀ ਕਹਿ ਰਹੇ ਆ ਇੰਨੀ ਸਮਰੱਥਾ ਇੰਨੀ ਸੁਰਤ ਇੰਨਾ ਕੁਝ ਖੋਣ ਦੇ ਬਾਵਜੂਦ ਕਹਿ ਰਿਹਾ ਕਿ ਪਾਤਾਲਾ ਪਾਤਾਲ ਲਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਬਾਤ ਇੱਕ ਜ਼ਬਾਨ ਵੇਦ ਕਹਿ ਰਿਹਾ ਅੰਤ ਨਹੀਂ ਪਾਇਆ ਜਾ ਸਕਦਾ ਸੈਸ 18 ਕਹਿਣ ਕਤੇਬਾਂ ਆ ਸ਼ਾਮੀ ਮਤ ਦੇ ਗ੍ਰੰਥ ਇਹ 18000 ਆਲਮ ਕਹਿ ਰਹੇ ਆ ਮਹਾਰਾਜ ਕਹਿੰਦੇ ਨੇ ਅਸਲੂ ਅਸ ਸੱਸੇ ਥਲੇ ਔਂਕੜ ਬੋਲਣੀ ਹੈ ਅਸਲੂ ਇੱਕ ਧਾਤ ਅਸਲੂ ਦਾ ਅਰਥ ਅਸਲੋਂ ਮੁੱਢ ਤੋਂ ਸ਼ੁਰੂ ਇੱਕ ਧਾਤ ਇੱਕ ਦਾ ਅਰਥ ਪਰਮਾਤਮਾ ਧਾਤ ਦਾ ਅਰਥ ਧਾਰਨ ਕਰਨ ਵਾਲਾ ਕਹਿੰਦੇ ਅਸਲ ਚ ਭਾਵੇਂ ਲੱਖਾਂ ਪਤਾਲ ਲੱਖਾਂ ਆਕਾਸ਼ ਨੇ ਹਜ਼ਾਰਾਂ ਆਲਮ ਕਹਿ ਰਹੇ ਹੋ ਪਰ ਅਸਲ ਵਿੱਚ ਇਹਨਾਂ ਮੁੱਢ ਸਿਰਫ ਇੱਕ ਰੱਬ ਹੈ ਇਹ ਸਾਰੇ ਰੱਬ ਦੇ ਧਾਰਨ ਕੀਤੇ ਹੋਏ ਆ ਫਿਰ ਬੇਨਤੀ ਅਸਲੂ ਇੱਕ ਧਾਤ ਧਾਰਨ ਕੀਤਾ ਇੱਕ ਪ੍ਰਮਾਤਮਾ ਨੇ ਤੇ ਗੁਰੂ ਸਾਹਿਬ ਜੀ ਫਿਰ ਤੁਸੀਂ ਇਹ ਲੇਖੇ ਤੋਂ ਕਿਉਂ ਦੂਰ ਹੁੰਦੇ ਹੋ ਕਹਿੰਦੇ ਨੇ ਲੇਖਾ ਹੋਏ ਤਾਂ ਲਿਖੀਏ ਜੇ ਲੇਖਾ ਹੋ ਸਕੇ ਤਾਂ ਲਿਖੀਏ ਤੇ ਗੁਰੂ ਜੀ ਕਹਿੰਦੇ ਲੇਖ ਹੈ ਹੋਏ ਵਿਨਾਸ਼ ਲੇਖ ਹੈ ਹੋਏ ਵਿਨਾਸ਼ ਮਹਾਰਾਜ ਕਹਿੰਦੇ ਜਿਹੜੀਆਂ ਤੁਹਾਡੇ ਕੰਪਿਊਟਰ ਨੇ ਅੱਜ ਮੈਂ ਅੱਜ ਦੀ ਪ੍ਰਵੇਖ ਚ ਹੁਣ ਇਹ ਨਾ ਕਿਹਾ ਜੇ ਬਾਬਾ ਜੀ ਵੇਲੇ ਕੰਪਿਊਟਰ ਕੋ ਨਹੀਂ ਝੂਠ ਬੋਲ ਗਏ ਮੈਂ ਅੱਜ ਦੀ ਗਿਣਤੀ ਜੋ ਕੰਪਿਊਟਰ ਨੇ ਕੈਲਕੂਲੇਟਰ ਨੇ ਜੋ ਕੁਝ ਹੈ ਗੁਰੂ ਸਾਹਿਬ ਕਹਿੰਦੇ ਜਿੰਨੇ ਤੁਸੀਂ ਬੰਦਿਆਂ ਨੇ ਸੇ ਮਿੱਥੇ ਨੇ ਨਾ ਇਹ ਸਾਰਿਆਂ ਦਾ ਸਾਰੇ ਨਾਸ਼ ਹੋ ਜਾਣਾ ਉਹਨੇ ਫਿਰ ਬਾਕੀ ਰਹਿ ਜਾਣਾ ਹੈ ਲੇਖੇ ਨਾਸ਼ ਹੋ ਜਾਣਾ ਗਿਣਤੀ ਮੁੱਕ ਜਾਗੀ ਅਸੀਂ ਕੰਗਨ ਨਾ ਵੀ ਇਸ ਤੋਂ ਅੱਗਾ ਤੇ ਉਹ ਮੰਨ ਲਓ ਕੋਈ ਭਾਰ ਢੋਲਦਾ ਸਿੱਧੀ ਜੀ ਗੱਲ ਕੰਡੇ ਤੇ ਚੜਦਾ ਗੱਡੀ ਚੜਾ ਦਿੰਦਾ ਕੰਡੇ ਦੀ ਲਿਮਟ ਹੈ ਨਾ ਉਹ ਚਲੋ ਟੈਚੀ ਚੋਲਦਾ ਉਹ 200 ਕਿਲੋ ਦੱਸ ਦੇਗੇ ਜੇ ਜ਼ਿਆਦਾ ਹੋਵੇ ਅਗਲਾ ਕਹੇ ਕੰਡਾ ਟੁੱਟ ਜਾਣਾ ਇਹਦੀ ਸੀਮਾ ਹੀ ਨਹੀਂ ਗੁਰੂ ਜੀ ਕਹਿੰਦੇ ਲੇਖਾ ਹੋਏ ਵਿਨਾਸ਼ ਜਿਹੜੇ ਬੰਦੇ ਉਹ ਤੁਹਾਡੇ ਹਿੰਦਸੇ ਨੇ ਗਿਣਤੀਆਂ ਮਿੰਤੀਆਂ ਨੇ ਮੈਤ ਕਹੇ ਜੋ ਕੁਝ ਕਹੇ ਇਹ ਸਾਰੇ ਦਾ ਸਾਰਾ ਥੋੜਾ ਪੈ ਜਾਣਾ ਜੋ ਦਾ ਲੇਖਾ ਕਰਨ ਗਏ ਤਾਂ ਲੇਖਾ ਹੀ ਵਿਨਾਸ਼ ਹੋ ਜਾਣਾ ਮੁੱਕ ਜਾਣਾ ਲੇਖਾ ਹੋਏ ਤਾਂ ਲਿਖੀ ਹੈ ਲਿਖੀ ਹੈ ਲੇਖਾ ਹੋਏ ਵਿਨਾਸ਼ ਗੁਰੂ ਸਾਹਿਬ ਜੀ ਫਿਰ ਇਹ ਕੌਣ ਜਾਣੇਗਾ ਕਿੰਨੇ ਇਧਰ ਨਾ ਤੁਰੋ ਤੁਸੀਂ ਸਲੌਤਾ ਵੱਲ ਚੱਲੋ ਸੁਣਿਓ ਇਸ ਬੇਨਤੀ ਨੂੰ ਫਿਰ ਮਹਾਰਾਜ ਇਹ ਸਵਾਲ ਹੈ ਬੰਦੇ 'ਚ ਕਹਿਣ ਲੱਗੇ ਤੂੰ ਗੱਲ ਸੁਣ ਨਾਨਕ ਵੱਡਾ ਆਖਿਆ ਆ ਕਰਿਆ ਕਰ ਤੂੰ ਇਹ ਦਰਨਾ ਪਾਓ ਕਦੋਂ ਬਣਿਆ ਕਿੰਨੇ ਕੁ ਨੇ ਨਾਨਕ ਵੱਡਾ ਆਖੀਆ ਉਸ ਬਣਾਉਣ ਵਾਲੇ ਨੂੰ ਵੱਡਾ ਕਹੋ ਤੇ ਯਾਦ ਰੱਖਿਓ ਇਹ ਤੋ ਕੋਈ ਚੱਲ ਰਹੀ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਹੀਂ ਸਮਾਰੋ ਦਾ ਅੰਤ ਨਹੀਂ ਨਾਨਕ ਵੱਡਾ ਆਖੀਆ ਆਪੇ ਜਾਣੈ ਆਪ ਆਪਣੇ ਆਪ ਨੂੰ ਆਪ ਜਾਣੇ ਤੈਨੂੰ ਇੱਕੋ ਗੱਲ ਕਹਿੰਦਾ ਤੂੰ ਆ ਕਰਿਆ ਕਰ ਸਾਲਾਹੀ ਸਾਲਾਹੇ ਅੱਗੇ ਲੈ ਜਾਣਗੇ ਮਹਾਰਾਜ ਕੱਲ ਨੂੰ ਵੀ ਤੂੰ ਕੀ ਕਰਨਾ ਤੂੰ ਸਲੋਤਾ ਕਰ ਪਰ ਸਲੋਤਾ ਦਾ ਅਰਥ ਅੰਤ ਪਾਣਾ ਨਹੀਂ ਇਸ ਦੋ ਪੌੜੀਆਂ ਦਾ ਭਾਵ ਇਹ ਸੀ ਕਿ ਸੱਚੇ ਵੀ ਉਹਦੀ ਰਚਨਾ ਬੜੀ ਬੇਅੰਤ ਹੈ ਉਸ ਦੇ ਘਰ 'ਚ ਮੈਂ ਫਿਰ ਬੇਨਤੀ ਕਰਾਂ ਗੁਰਮਖੋ ਇਹ ਨਹੀਂ ਸਿਮਰਨ ਵਿੱਚ ਭਿੱਜ ਕੇ ਕੀਤਾ ਹੋਇਆ ਜੀ ਦਾਨ ਪ੍ਰਵਾਨ ਹੈ ਬਾਬਾ ਜੀ ਨੇ ਕਿਹਾ ਗੁਰਮਖ ਨਾਮ ਦਾਨ ਇਸ਼ਨਾਨ ਗੁਰਮਖ ਲੱਗੈ ਸਹਿ ਧਿਆਨ ਗੁਰਮਖ ਦਰਗਹਿ ਪਾਵੈ ਮਾਨ ਪਰ ਇੱਥੇ ਕਿਹਾ ਤੀਰ ਤਪ ਦਾ ਦਾਨ ਗੁਰਮੁਖਤਾਈ ਵਿੱਚ ਉਹਦਾ ਦਾਨ ਸਵੀਕਾਰ ਉਹਦਾ ਇਸ਼ਨਾਨ ਸਵੀਕਾਰ ਪਰ ਜੇ ਉਸ ਨਾਮ ਨੂੰ ਛੱਡ ਕੇ ਵਿਖਾਵੇ ਦੇ ਕਰਮ ਕਰੀ ਜਾਂ ਤੇ ਤਿਲ ਜਿੰਨੀ ਕੀਮਤ ਪੈਣੀ ਹੈ ਜੇ ਕੋ ਪਾਵੇ ਕਿਆ ਇਨੀਆਂ ਕੋ ਬੇਨਤੀਆਂ ਸਵੀਕਾਰ ਕਰਿਓ ਕੱਲ ਸਵੇਰ ਦੇ ਦੀਵਾਨ ਚ ਭਾਈ ਸਾਹਿਬ ਨੇ ਅਨਾਉਂਸਮੈਂਟ ਕਰ ਦਿੱਤਾ ਤੇ ਮੈਂ ਆਪ ਨੂੰ ਬੇਨਤੀ ਕਰਾਂਗਾ ਆਪਾਂ ਦੋ ਪੌੜੀਆਂ ਸਵੇਰੇ ਵਾਚਨੀਆਂ ਨੇ ਕਿ ਇਸੇ ਨਾਲ ਅੱਗੇ ਪਰ ਜੋੜ ਕੇ ਗੁਰੂ ਜੀ ਮੇਲ ਮੇਰ ਕਰਨ ਆਪ ਜੀ ਕਿਰਪਾ ਕਰਿਓ ਹੁਣ ਕੱਲ ਤੋਂ ਸਵੇਰ ਤੇ ਸ਼ਾਮੀ ਦੋਨੋਂ ਵਕਤ ਜਪਜੀ ਸਾਹਿਬ ਦਾ ਵਿਚਾਰ ਹੋਵੇਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ